ਜਲ ਸਖਤ ਨਿੰਦਕ ਦੁਸ਼ਟ ਖਿਨ ਮਾਹੇ ਤਿਸ ਸਾਹਿਬ ਕੀ ਟੇਕ ਨਾਨਕ ਮਨ ਵਾਹੇ ਜਿਸ ਸਿਮਰਤ ਸੁਖ ਹੋਏ ਜਿਸ ਸਿਮਰਤ ਸੁਖ ਹੋਏ ਜਿਸ ਸਿਮਰਤ ਸੁਖ ਹੋਏ ਸਗਲੇ ਦੂਖ ਜਾਏ ਟੇਕ ਲਈਏ ਛੱਡ ਦਈਏ ਸਾਰੇ ਆਸਰੇ ਕਲਗੀਧਰ ਜੀ ਨੇ ਇਹੀ ਦ੍ਰਿੜ ਕਰਾਇਆ ਸਾਨੂੰ ਖਾਲਸਾ ਸਜਾਇਆ ਖਾਲਸੇ ਨੂੰ ਇੱਕੋ ਦੇ ਲੜ ਲਾਇਆ ਇੱਕ ਤੋਂ ਬਿਨਾ ਦੂਜੇ ਸਭ ਭੁੱਲ ਜਾਓ ਇੱਕੋ ਹੀ ਹੈ ਹੋਰ ਕੋਈ ਨਹੀਂ ਜੇ ਦੂਜੇ ਤੇ ਟੇਕ ਹੈ ਤੇ ਫਿਰ ਆਪਾਂ ਜੇ ਖਾਲਸੇ ਨਹੀਂ ਬਣੇ ਜੇ ਦੂਜਾ ਹੈ ਤੇ ਅਸੀਂ ਖਾਲਸੇ ਨਹੀਂ ਬਣੇ ਨਹੀਂ ਬਣੇ ਜੇ ਖਾਲਸਾ ਹੈ ਤੇ ਸਿਰਫ ਇੱਕ ਦਾ ਪੁਜਾਰੀ ਹੈ ਉਹਦੀ ਨਜ਼ਰ ਵਿੱਚ ਕੋਈ ਦੂਜਾ ਨਹੀਂ ਕੋਈ ਤੀਜਾ ਬਸ ਇੱਕੋ ਨੂੰ ਮੰਨਦਾ ਪੜੋ ਰਖਾਏ ਹਮਾਰਾ ਸੁਮੀ ਪੜੋ ਰਖਾਏ ਹਮਾਰਾ ਸੁਮੀ ਮਨੋ ਰਖਾਏ ਸਗਲ ਕਟਾ ਕਾ ਅੰਤਰਯਾਮੀ ਕਟਾ ਕਾ ਅੰਤਰਯਾਮੀ ਸਗਲ ਕਟਾ ਕਾ ਨਾ ਬਾਹਰ ਹੀ ਉੜ ਜਾਂਦੇ ਬਿਲਕੁਲ ਫੀਲ ਕਰੋ ਲੋਕ ਕਿੱਥੇ ਬੈਠੇ ਆ ਚਮਕ ਦਮਕ ਨਾ ਵੇਖੋ ਆਪਣੇ ਆਪ ਨੂੰ ਵੇਖੋ ਜੋ ਕਹਿ ਰਹੇ ਆ ਇਹਨੂੰ ਫੀਲ ਕਰਕੇ ਬੋਲੋ ਰਖਾਈ ਹਮਾਰਾ ਸੁਆਮੀ ਪੜੋ ਸੰਗਤੇ रखाए हमारा स्वामी हमारा स्वामी सगल कटा का अंतर्यामी ਅਕਲ ਕਟਾਕਾ ਅੰਤਰਯਾਮੀ ਫੜੋ ਅਕਲ ਕਟਾਕਾ ਉੱਠਦੇ ਆ ਬੈਠਦੇ ਆ ਹਰ ਵੇਲੇ ਡਰ ਨਹੀਂ ਲੱਗਦਾ ਪਹਿਲਾਂ ਡਰਦੇ ਰਹਿੰਦੇ ਸੀ ਹੁਣ ਡਰ ਨਹੀਂ ਲੱਗਦਾ ਪਾਉ ਨਹੀਂ ਲੱਗੇ ਜੈ ਸਿਪ ਜੀਆ ਪਾਉ ਨਹੀਂ ਲੱਗੇ ਜੈ ਸਿਵ ਜੀਆ ਗੁਜੀਆ ਪਾਉ ਨਹੀਂ ਲਾਗੇ ਐਸੇ ਬੁਝਿਆ ਜਦੋਂ ਤੋਂ ਕੀ ਸਮਝਿਆ ਵੇ ਡਰ ਚੁੱਕੇ ਗਏ ਕਿਹੜੀ ਗੱਲ ਬੁਝ ਲਈ ਕਿਹੜੀ ਸਮਝ ਆ ਗਈ ਰਖਾਏ ਹਮਾਰਾ ਸੁਆਮੀ ਸਗਲ ਕਟਾਕਾ ਅੰਤਰਯਮੀ ਸਗਲ ਕਟਾਕਾ ਅੰਤਰਯਮੀ अखा बंद करके महसूस करके जगो उठत सुखिया बैठत सुखिया एक एक ਅੰਦਰ ਜਾਵੇ ਅੰਦਰ ਪ੍ਰਗਟਾਂ ਸਗਨ ਕਟਾਂ ਕਾ ਅੰਤਰ ਜਾਮੀ ਫਿਕਰੀਆਂ ਹੋ ਗਈਆਂ ਅਚਿੰਤਾ ਬੇਫਿਕਰੀ ਹੋ ਗਈ ਹੁਣ ਸੌਂਦਿਆਂ ਜਾਗਦਿਆਂ ਬੇਫਿਕਰ ਰਹੀਦਾ ਅੱਜ ਮਰ ਜੀਏ ਕੋਈ ਪਰਵਾਹ ਨਹੀਂ ਕੋਈ ਡਰ ਨਹੀਂ ਬੇਫਿਕਰੀਆਂ ਹੋ ਗਈਆਂ ਕਹੋ ਨਾ ਕਹੋ ਨਾਨਕ ਗੁਰ ਗੁਰਮੰਤਰ ਦਿਰੜਾਇਆ Jaya ਬੋਲਦਾ ਕਿਹੜਾ ਨਹੀਂ ਅੰਦਰ ਬੈਠੇ ਨਹੀਂ ਸੁਣ ਲੈਣੀ ਕਰੋ ਕਿਰਪਾ ਸ਼ੁਰੂਆਤ ਤੇ ਕਰੀਏ ਵਾਹ ਜੇ ਜੀਬ ਤੇ ਆਵੇ ਫੇਰ ਹੀ ਅੰਦਰ ਜਾਏਗਾ ਖਾਲਸਾ ਸਤ ਸੰਗਤ ਜੀ ਰਸਨਾ ਪਵਿੱਤਰ ਕਰੋ ਕਲਗੀਧਰ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਇੱਕੇ ਵਾਰੀ ਕਹਿਣ ਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਥ ਦਾ ਅਰਥ ਹੁੰਦਾ ਰਾਹ कुछ आहों में कट गई कुछ गुनाहों में कट गई कुछ रोते में कट गई कुछ सोते में कट गई मंजिल पे चलने वाले मंजिल पे पहुंच गए राहें बदलने वालों की राहों में कट गई ਜਿਹੜੇ ਸਾਰੀ ਜ਼ਿੰਦਗੀ ਰਾਹ ਹੀ ਬਦਲਦੇ ਰਹਿੰਦੇ ਆ ਉਹਨਾਂ ਦੀ ਰਾਹਾਂ 'ਚ ਹੀ ਨਿਕਲ ਜਾਂਦੀ ਸਾਰੀ ਜ਼ਿੰਦਗੀ ਭਟਕਦੇ ਹੀ ਤੁਰੇ ਫਿਰਦੇ ਰਹਿੰਦੇ ਆ ਸੋ ਸਾਰਿਆਂ ਬੜੇ ਰਾਹ ਸਨ ਵੱਖਰੇ ਵੱਖਰੇ ਰਸਤੇ ਦੱਸੇ ਗਏ ਤੇ ਗੁਰੂ ਜੀ ਨੇ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਪੰਥ ਚਲਾਇਆ ਨਿਰਮਲ ਪੰਥ ਨਿਆਰਾ ਪੰਥ ਬਿਲਕੁਲ ਸਾਫ਼ ਜਿਹਦੇ ਵਿੱਚ ਕੋਈ ਮੈਲ ਨਹੀਂ ਗੁਰੂ ਨਾਨਕ ਸਾਹਿਬ ਜੀ ਨੇ ਇਹ ਰਾਹ ਬਣਾ ਦਿੱਤਾ ਸੀ ਜੀ ਜਦੋਂ ਆਪਾਂ ਨਵਾਂ ਰਾਹ ਬਣਾਉਣਾ ਹੋਵੇ ਉਹੀ ਔਖਾ ਹੁੰਦਾ ਹੈ ਜ਼ਿਮੀਂਦਾਰਾਂ ਨੇ ਕੇਸ ਕਰ ਦੇਣਾ ਵੀ ਨਵੀਂ ਨਵੀਂ ਸੜਕ ਬਣਨੀ ਪਹਿਲਾਂ ਰਾਹ ਹੀ ਬਣੇਗਾ ਪਹਿਲਾਂ ਕੱਚਾ ਪਿਆ ਬਣੇਗਾ ਫਿਰ ਪੱਕਾ ਪਹਿਲਾਂ ਕੱਚਾ ਬਣੇਗਾ ਫਿਰ ਹੌਲੀ ਹੌਲੀ ਰੋਡ ਬਣ ਜਾਏਗਾ ਪਰ ਬਣਾਣਾ ਤੇ ਕੱਚਾ ਔਖਾ ਹੁੰਦਾ ਪਹਿਲਾਂ ਰਾਹ ਕੱਢਣਾ ਔਖਾ ਹੈ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਰਾਹ ਕੱਢ ਦਿੱਤਾ ਸੀ ਕਲਗੀਧਰ ਸੱਚੇ ਪਾਤਸ਼ਾਹ ਨੇ ਫਿਰ ਇਸ ਰਸਤੇ ਨੂੰ ਸਦਾ ਵਾਸਤੇ ਪੱਕਿਆਂ ਕਰ ਦਿੱਤਾ ਵੀ ਹੁਣ ਤੂੰ ਉਡਿਆ ਹੀ ਜਾਈ ਆਖੋ ਸਤਨਾਮ ਸ੍ਰੀ ਵਾਹਿਗੁਰੂ ਹੁਣ ਭਜਿਆ ਹੀ ਜਾਈ ਕੋਈ ਸ਼ੰਕਾ ਕੋਈ ਡਾਊਟ ਰਹਿਣ ਹੀ ਨਹੀਂ ਮੌਜਾਂ ਲਾਤੀਆਂ ਸੱਚੇ ਪਾਤਸ਼ਾਹ ਪਰ ਸਾਡੀ ਬਦਕਿਸਮਤੀ ਇਹ ਰਹੀ ਵੀ ਇਸ ਰਾਹ ਤੇ ਤੁਰਨ ਵਾਲੇ ਵਿਰਲੇ ਵਿਰਲੇ ਆ ਕੋਟਨ ਮੈਂ ਨਾਨਕ ਕੋਉ ਨਾਰਾਇਣ ਜਿਹ ਚੀਤ ਜਿਹ ਚੀਤ ਕੋਈ ਕਰੋੜਾਂ ਚ ਹੁੰਦਾ ਹੈ ਜਿਹੜਾ ਸੱਚ ਦੇ ਰਾਹ ਤੇ ਤੁਰੇ ਜਿਹੜਾ ਸੱਚਮੁੱਚ ਰੱਬ ਦਾ ਖੋਜੀ ਹੋਵੇ ਕਿਉਂ ਤੁਰਿਆ ਰੱਬ ਨੂੰ ਮਿਲਣ ਤੁਰਿਆ ਮੈਂ ਰੱਬ ਨੂੰ ਲੱਭਣ ਤੁਰਿਆ ਨਹੀਂ ਜੀ ਅਸੀਂ ਤੇ ਆਪਣੀਆਂ ਲੋੜਾਂ ਦੇ ਸਿੱਖ ਹਾਂ ਇੱਧਰ ਜਿਹੜਾ ਬਕਸਾ ਲੱਗਿਆ ਕਦੀ ਕਦੀ ਬੰਦ ਹੋ ਜਾਂਦਾ ਕਦੇ ਚੱਲ ਪੈਂਦਾ ਥੋੜਾ ਜਿਹਾ ਵੇਖਤਾਰ ਵਗੈਰਾ ਹੁੰਦਾ ਧਿਆਨ ਦਿਓ ਜੀ ਇੱਧਰ ਰੱਖਿਓ ਕੋਈ ਸੁਣੋ ਜੀ ਆਪਾਂ ਸਾਰੇ ਇਹ ਸੋਚ ਕੇ ਆਉਂਦੇ ਆ ਵੀ ਅਸੀਂ ਸਿੱਖਣ ਚੱਲੇ ਆ ਅਸੀਂ ਧਰਮ ਦੀ ਯਾਤਰਾ ਤੇ ਕਿਵੇਂ ਤੁਰੀਏ ਅਸੀਂ ਇਹ ਸਿੱਖਣ ਚੱਲੇ ਆ ਮਾਫ ਕਰਨਾ ਜੀ ਅਸੀਂ ਤੇ ਮੰਗਣਾ ਹੈ ਬਹੁਤਾ ਝੋਲੀ ਅੱਡ ਕੇ ਵੀਜ਼ਾ ਲੱਗ ਜਾਏ ਮਹਾਰਾਜ ਨਾਲ ਦਾ ਕਿੱਲਾ ਜ਼ਮੀਨ ਦਾ ਮਿਲਦਾ ਹੈ ਉਹ ਮਿਲ ਜਵੇ ਮਰਜ ਪੁੱਤ ਦੇ ਦਿਓ ਜੀ ਹੁਣ ਪੋਤਾ ਦੇ ਦਿਓ ਜੀ ਨੂੰਹ ਦੇ ਦਿਓ ਜੀ ਪੋਤਾ ਦੇ ਦਿਓ ਜੀ ਕੋਠੀ ਦੇ ਦਿਓ ਜੀ ਅਸੀਂ ਤੇ ਹਮੇਸ਼ਾ ਦੁਨਿਆਵੀ ਚੀਜ਼ਾਂ ਮੰਗਣ ਆਏ ਆ ਮੰਗਣ ਆਏ ਆ ਤੇ ਜਿੰਨਾ ਚਿਰ ਅੰਦਰ ਮੰਗਤਾਪਣ ਰਹੇਗਾ ਉਹਨਾਂ ਚਿਰ ਦਰਦਰ ਤੇ ਫਿਰਦੇ ਰਹਿਣਾ ਲੋੜਾਂ ਇਛਾਵਾਂ ਤੇ ਜਦੋਂ ਅਸੀਂ ਸਿੱਖਣ ਆਵਾਂਗੇ ਸੱਚਮੁੱਚ ਅਸੀਂ ਕਿਉਂ ਜਾ ਰਹੇ ਆ ਸਿੱਖਾ ਗੁਰਦੁਆਰੇ ਕੀ ਕਰਨ ਚੱਲੇ ਆ ਤੇ ਸਿੱਖ ਕਹਿੰਦਾ ਪੁੱਛਣ ਦੀ ਕੀ ਲੋੜ ਹੈ ਜਦੋਂ ਮੇਰਾ ਨਾਂ ਹੀ ਸਿੱਖ ਹੈ ਤੇ ਸਿੱਖਣ ਚੱਲੇ ਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਜਦੋਂ ਮੈਂ ਹੈ ਹੀ ਸਿੱਖ ਮੈਂ ਕੋਈ ਡਾਕਟਰ ਬਣ ਕੇ ਥੋੜਾ ਚੱਲਿਆ ਗੁਰਦੁਆਰੇ ਮੈਂ ਤੇ ਸਿੱਖ ਆ ਮੈਂ ਕੋਈ ਟੀਚਰ ਪ੍ਰੋਫੈਸਰ ਬਣ ਕੇ ਥੋੜਾ ਚੱਲਿਆ ਜਦੋਂ ਮੇਰਾ ਨਾਂ ਹੀ ਸਿੱਖ ਹੈ ਤੇ ਮੈਂ ਸਿੱਖਣ ਚੱਲਿਆ ਤੇ ਗੁਰਦੁਆਰੇ ਸਿੱਖਣ ਕੌਣ ਗਿਆ ਹੈ ਸਿੱਖਣ ਕੌਣ ਜਾ ਰਿਹਾ ਹੈ ਜਦੋਂ ਸਿੱਖਾਂਗੇ ਨਾ ਜੇ ਅਸੀਂ ਸਿੱਖਣ ਗਏ ਹੁੰਦੇ ਤੇ ਅੱਜ ਨੂੰ ਬੜਾ ਕੁਝ ਸਿੱਖ ਜਾਂਦੇ ਜੀ ਬੜਾ ਕੁਝ ਕੀ ਲੋੜ ਹੈ ਜੀ ਇੰਨੀਆਂ ਤਿਆਰੀਆਂ ਕਰਨ ਦੀ ਪ੍ਰਬੰਧ ਕਰਨ ਦੀ ਜੇ ਅਸੀਂ ਸਿੱਖਣ ਜਾਂਦੇ ਹੁੰਦੇ ਤੇ ਅੱਜ ਨੂੰ ਤੇ ਅਸੀਂ ਗੁਰਮਖੋ ਨਿਕਲੇ ਹੁੰਦੇ ਉਹ ਗੁਜਰਾਤ ਵੱਲ ਬਿਹਾਰ ਵੱਲ ਅਸੀਂ ਦੁਨੀਆ ਨੂੰ ਸਿਖਾ ਦਿੰਦੇ ਵੀ ਸਿੱਖ ਧਰਮ ਹੈ ਕੀ ਸਿੱਖਣ ਨਹੀਂ ਗਏ ਸਾਡਾ ਤੇ ਮਜ਼ਾਕ ਉੱਡਦਾ ਮੈਂ ਖੁਦ ਐਕਸਪੀਰੀਅੰਸ ਕੀਤਾ ਹੈ ਕੇਰਲ ਵੱਲ ਬਹੁਤ ਵਾਰ ਤੁਹਾਨੂੰ ਦੱਸਦਾ ਹੁੰਦਾ ਨਾ ਵੀ ਕੇਰਲ ਵੱਲ ਜਦੋਂ ਜਾਈਦਾ ਕਦੀ ਤੁਸੀਂ ਬੈਂਗਲੌਰ ਵੱਲ ਜਾਓ ਜਦੋਂ ਗੱਡੀ ਰੋਕਦੇ ਆ ਨਾ ਥੱਲੇ ਉਤਰਦੇ ਆ ਗੱਡੀ ਚੋਂ ਤੇ ਸਾਡੇ ਨਾਲ ਬੀਤੀਆਂ ਨੇ ਲੋਕੀ ਵੇਖ ਕੇ ਐਦਾਂ ਉਂਗਲਾਂ ਕਰ ਲੈਂਦੇ ਨੇ ਤੇ ਸਵੇਖ ਕੇ ਕਹਿਣਗੇ ਬੱਲੇ ਬੱਲੇ ਬੱਲੇ ਸਰਦਾਰ ਜੀ ਬੱਲੇ ਬੱਲੇ ਬੱਲੇ ਉਹਨਾਂ ਨੂੰ ਇਹ ਲੱਗਦਾ ਵੀ ਨੱਚਣ ਟੱਪਣ ਵਾਲੀ ਕੌਮ ਆ ਗਈ ਉਹਨਾਂ ਨੂੰ ਉਹ ਸਿੱਖ ਕਿੱਥੋਂ ਵਿਖਾਈਏ ਜਿਹੜਾ ਗੁਰੂ ਗੋਬਿੰਦ ਸਿੰਘ ਨੇ ਬਣਾਇਆ ਸੀ ਉਹਨਾਂ ਨੂੰ ਉਹ ਖਾਲਸੇ ਦੇ ਦਰਸ਼ਨ ਕਿਵੇਂ ਕਰਾਈਏ ਜਿਹੜਾ ਗੁਰੂ ਗੋਬਿੰਦ ਸਿੰਘ ਨੇ ਬਣਾਇਆ ਸੀ ਅੱਜ ਦੇ ਸਿੱਖ ਚੋਂ ਗੁਰੂ ਗੋਬਿੰਦ ਸਿੰਘ ਦਿਸਦਾ ਭਾਈ ਸਾਹਿਬ ਕਹਿ ਰਹੇ ਸੀ ਕਿ ਸਾਡੇ ਬੱਚਿਆਂ ਚੋਂ ਫਤਿਹ ਸਿੰਘ ਨਜ਼ਰ ਆਵੇ ਬਾਬਾ ਜੋਰਾਵਰ ਸਿੰਘ ਨਜ਼ਰ ਆਵੇ ਸੁਣੋ ਦਿਲਾਂ ਤੇ ਹੱਥ ਰੱਖ ਕੇ ਵੇਖੋ ਨੀਲੇ ਨੂੰ ਕਹੋ ਨੀਲਿਆ ਗੁਰੂ ਗੋਬਿੰਦ ਸਿੰਘ ਨੂੰ ਆਪਣੀ ਪਿੱਠ ਤੇ ਬਾ ਕੇ ਵਾਪਸ ਲੈ ਕੇ ਕੀ ਕਹਾਂਗੇ ਦੱਸੋ ਨੀਲਿਆ ਗੁਰੂ ਗੋਬਿੰਦ ਸਿੰਘ ਨੂੰ ਆਪਣੇ ਉੱਤੇ ਵਾ ਕੇ ਕੀ ਬੋਲੋ ਵਾਪਸ ਇੰਨਾ ਤੇ ਕਹਿ ਦਿਓ ਵਾਪਸ ਲੈ ਕੇ ਆ ਫਿਰ ਅਸੀਂ ਗੁਰੂ ਗੋਬਿੰਦ ਸਿੰਘ ਦੀ ਸਤਿਗੁਰੂ ਜੀ ਦੇ ਘੋੜੇ ਦੀ ਬਾਗ ਫੜ ਲਾਂਗੇ ਫਿਰ ਉਹ ਬਾਗ ਫੜ ਕੇ ਸਾਡੇ ਸਾਰੇ ਸਿੱਖਾਂ ਦੇ ਘਰ ਘਰ ਵਿੱਚ ਕਲਗੀ ਜੀ ਨੂੰ ਬਿਠਾ ਕੇ ਘੋੜੇ ਤੇ ਨੀਲਿਆ ਤੇਰੇ ਤੇ ਲੈ ਕੇ ਜਾਈਏ ਗੁਰੂ ਗੋਬਿੰਦ ਸਿੰਘ ਜੀ ਆ ਵੇਖੋ ਸਿੱਖ ਦੀ ਫਰਿੱਜ ਆਂਡਿਆਂ ਨਾਲ ਭਰੀ ਪਈ ਗੁਰੂ ਗੋਬਿੰਦ ਸਿੰਘ ਜੀ ਆ ਵੇਖੋ ਇਹ ਅਲਮਾਰੀ ਨੂੰ 20 ਵਾਰ ਕਹਿੰਦਾ ਆ ਬਣਿਆ ਜਗਾ ਜਿਹੜੀ ਬਣੀ ਇਹਨੂੰ 20 ਵਾਰ ਕਹਿੰਦੇ ਨੇ ਲਾਈਵ ਵਿੱਚ ਵੀ ਸੁਣਦੇ ਹੋਣਗੇ ਲੋਕ ਘਰਾਂ 'ਚ ਨੋਟ ਕਰੋ ਸਾਡੀ ਏਡੀ ਕਿਸਮਤ ਕਿੱਥੇ ਕਲਗੀ ਧਰਜੀ ਦੇ ਘੋੜੇ ਦੀ ਵਾਗ ਫੜ ਲਈਏ ਪਰ ਆ ਜਾਏ ਕਿਤੇ ਨੀਲਾ ਕਲਗੀ ਧਰ ਨੂੰ ਵਾਪਸ ਲੈ ਕੇ ਤੇ ਅਸੀਂ ਕੱਲੇ ਕੱਲੇ ਘਰ 'ਚ ਲੈ ਕੇ ਜਾਈਏ ਇਹ ਨੇ ਜੀ ਉਹ ਸਿੱਖ ਜਿਨ੍ਹਾਂ ਲਈ ਗੁਰੂ ਗੋਬਿੰਦ ਸਿੰਘ ਨੇ ਆਪਣੇ ਚਾਰ ਪੁੱਤ ਕਹਿ ਦਿਆ ਕਰੋ ਚਾਰ ਪੁੱਤ ਵਾਰੇ ਇਹ ਨੇ ਜੀ ਜਿਨ੍ਹਾਂ ਲਈ ਤੁਸੀਂ ਆਪਣੀ ਬੁੱਢੜੀ ਮਾਂ ਨੂੰ ਕੁਰਬਾਨ ਕੀਤਾ ਗੁਰੂ ਗੋਬਿੰਦ ਸਿੰਘ ਜੀ ਆ ਵੇਖੋ 11 ਵਜੇ ਹੋਏ ਨੇ ਆ ਸੁੱਤਾ ਪਿਆ ਘਰਾੜੇ ਮਾਰਦਾ ਹੈ ਆ ਵੇਖੋ ਕਿਤੇ ਨੀਲਿਆ ਲੈ ਆਵੇਂ ਗੁਰੂ ਗੋਬਿੰਦ ਸਿੰਘ ਨੂੰ ਵਾਪਸ ਤੇ ਵਿਖਾਈਏ ਅੱਜ ਦਾ ਰੂਪ ਸਾਡਾ ਗੁਰੂ ਗੋਬਿੰਦ ਸਿੰਘ ਜੀ ਆ ਵੇਖੋ ਰਾਤ ਦਾ 1 ਵਜਿਆ ਹੋਇਆ ਹੈ ਰਾਤ ਦਾ ਕੀ ਕਿਹਾ ਰਾਤ ਦਾ 1 ਵਜਿਆ 1 ਵਜਿਆ ਹੋਇਆ ਹੈ ਤੇ ਆ ਵੇਖੋ ਆ ਵੇਖੋ ਚੈਨਲ ਦੇ ਉੱਤੇ ਗੀਤ ਚੱਲ ਰਹੇ ਨੇ ਇੱਕ ਇਹ ਹੈ ਤੇ ਇੱਕ ਉਹ ਸੀ ਤੁਹਾਡੇ ਵੇਲੇ ਜਿਹੜਾ ਚੌਂਕੜਾ ਮਾਰ ਕੇ ਤੁਹਾਨੂੰ ਚੇਤਾ ਕਰਦਾ ਹੁੰਦਾ ਹਰ ਵੇਲੇ ਜਿਹੜਾ ਤੁਹਾਡੀ ਗੋਦ 'ਚ ਬੈਠਦਾ ਸੀ ਕਿੱਥੇ ਅੱਜ ਉਹ ਸਿੱਖੀ ਮੈਨੂੰ ਦੱਸੋ ਜੀ ਆਪੋ ਆਪਣੇ ਮਨਾਂ 'ਚ ਝਾਤੀ ਮਾਰ ਲਈਏ ਸਣੇ ਮੇਰੇ ਮੈਂ ਆਪਣੇ ਘਰ ਤੋਂ ਸ਼ੁਰੂ ਕਰਾਂ ਮੈਂ ਆਪਣੇ ਕਮਰੇ ਤੋਂ ਸ਼ੁਰੂ ਕਰਾਂ ਕੀ ਵਿਖਾਈਏ ਗੁਰੂ ਗੋਬਿੰਦ ਸਿੰਘ ਨੂੰ ਅੱਜ ਦੱਸੋ ਭਲਾ ਸਾਡੇ ਘਰ ਸਾਡੇ ਘਰ ਦਾ ਮਾਹੌਲ ਸਾਡੇ ਘਰ ਦਾ ਸਿਸਟਮ ਗੁਰੂ ਗੋਬਿੰਦ ਸਿੰਘ ਨੂੰ ਵਿਖਾਉਣ ਯੋਗ ਹੈ ਸਾਡਾ ਕਮਰਾ ਵਿਖਾਉਣ ਦੇ ਯੋਗ ਹੈ ਅਸੀਂ ਆਪਣੇ ਆਪ ਨੂੰ ਵਿਖਾਵਾਂਗੇ ਗੁਰੂ ਗੋਬਿੰਦ ਸਿੰਘ ਨੂੰ ਬਹੁਤ ਪਿੱਛੇ ਚਲੇ ਗਏ ਗੁਰੂ ਬਹੁਤ ਪਿੱਛੇ ਚਲੇ ਗਏ ਜੋ ਬਣਾਇਆ ਸੀ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹ ਨਹੀਂ ਦਿਸਦਾ ਅੱਜ ਕਿਤੇ ਫਿਰ ਵੇਖੋ ਜੀ ਸੁਣੋ ਫਿਰ ਇਹਦਾ ਰਿਜ਼ਲਟ ਵੇਖੋ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਓ ਬੋਲੋ ਆਪੇ ਬੀਜ ਆਪੇ ਹੀ ਖਾਓ ਫੇਰ ਆਖੋ ਆਪੇ ਬੀਜ ਆਪੇ ਹੀ ਖਾਓ ਇਹਦਾ ਹੁਣ ਰਿਜ਼ਲਟ ਸੁਣੋ ਰਿਜ਼ਲਟ ਸੁਣੋ ਜੀ ਹੁਣ ਪੜ੍ਹਾਈ ਸਾਡੀ ਦਿਸ ਗਈ ਰਿਜ਼ਲਟ ਸੁਣੋ ਵੱਡੀਆਂ ਵੱਡੀਆਂ ਕੋਠੀਆਂ ਨੇ ਪਰ ਅੱਖਾਂ ਦੇ ਵਿੱਚ ਵੱਡੇ ਵੱਡੇ ਅਥਰੂ ਨੇ ਵੱਡੀਆਂ ਵੱਡੀਆਂ ਗੱਡੀਆਂ ਨੇ ਵੱਡੇ ਵੱਡੇ ਝਗੜੇ ਨੇ ਵੱਡੇ ਵੱਡੇ ਬੈੱਡ ਨੇ ਵੱਡੀਆਂ ਵੱਡੀਆਂ ਗੋਲੀਆਂ ਖਾਂਦਾ ਹੈ ਨੀਂਦਰ ਦੀਆਂ ਰਿਜ਼ਲਟ ਵੇਖੋ ਉਸ ਵੇਲੇ ਦੇ ਸਿੱਖਾਂ ਨੂੰ ਵੇਖੋ ਘਰ ਕੱਚੇ ਨੇ ਜੰਗਲਾਂ 'ਚ ਰਹਿੰਦੇ ਨੇ ਅੱਕਾਂ ਦੀਆਂ ਕੁਕੜੀਆਂ ਖਾ ਕੇ ਵੀ ਗੁਜ਼ਾਰੇ ਕਰਦੇ ਨੇ ਪਰ ਜਿਹੜੇ ਸਿੱਖ ਨੂੰ ਪੁੱਛਿਆ ਜਾਂਦਾ ਸੀ ਸਿੱਖਾ ਕੀ ਹਾਲ ਹੈ ਉਹਦਾ ਜਵਾਬ ਸੀ ਚੜ੍ਹਦੀ ਕਲਾ ਕੀ ਕਹਿੰਦੇ ਸੀ ਸਾਡੇ ਕੋਲ ਹੈ ਘਰ 'ਚ ਦੋ ਜੀ ਰਹਿੰਦੇ ਨੇ ਇੱਕ ਦਾ ਮੂੰਹ ਇੰਦਰ ਹੈ ਤੂੰ ਮੈਨੂੰ ਦਿਸਣਾ ਨਹੀਂ ਚਾਹੀਦਾ ਉਹ ਕਹਿੰਦਾ ਤੂੰ ਮੈਨੂੰ ਦਿਸਣੀ ਨਹੀਂ ਚਾਹੀਦੀ ਪਿਓ ਨੂੰ ਕਹਿੰਦਾ ਤੂੰ ਮੈਨੂੰ ਦਿਸਣਾ ਨਹੀਂ ਚਾਹੀਦਾ ਪਿਓ ਪੁੱਤ ਨੂੰ ਕਹਿੰਦਾ ਤੂੰ ਮੈਨੂੰ ਦਿਸਣਾ ਨਹੀਂ ਚਾਹੀਦਾ ਰਿਜ਼ਲਟ ਵੇਖ ਲਓ ਜੀ ਨਤੀਜੇ ਵੇਖ ਲਓ ਉਸ ਵੇਲੇ ਦੇ ਜੇ ਗੁਰਬਾਣੀ ਦੇ ਘਰਾਂ ਵਿੱਚ ਪਹਿਰੇ ਸੀ ਨਿਤਨੇਮ ਕਰਦੇ ਸੀ ਸਿੱਖ ਬਾਣੀ ਪੜ੍ਹਦੇ ਸੀ ਸਾਰਾ ਸਾਰਾ ਦਿਨ ਗੁਰਬਾਣੀ ਦੀ ਵਿਚਾਰ ਕਰਦੇ ਸੀ ਜਦੋਂ ਆਪਸ ਵਿੱਚ ਗੱਲਾਂ ਕਰਦੇ ਸੀ ਤੇ ਗੁਰਬਾਣੀ ਦੀਆਂ ਕਰਦੇ ਸੀ ਆਪਾਂ ਸਾਰਾ ਸਾਰਾ ਦਿਨ ਤਾਸ਼ਾਂ ਖੇਡਦੇ ਆ ਸਾਰਾ ਸਾਰਾ ਦਿਨ ਗੱਪਾਂ ਮਾਰਦੇ ਆ ਸਾਡਾ ਤੇ ਰੂਪ ਹੀ ਹੋਰ ਹੋ ਗਿਆ ਹੈ ਸਾਨੂੰ ਕਿਸੇ ਨੇ ਮਾਰਨਾ ਕੀ ਹੈ ਅਸੀਂ ਤੇ ਆਪ ਮਰ ਗਏ ਬੇਨਤੀ ਕਰਕੇ ਪੁੱਛਦਾ ਜੀ ਸੈ ਭੰਗ ਇਹਦਾ ਕੀ ਅਰਥ ਹੈ ਸੈ ਭੰਗ ਜਿਹੜਾ ਆਪਣੇ ਆਪ ਪ੍ਰਕਾਸ਼ ਹੋਇਆ ਆਪਣੇ ਆਪ ਤੋਂ ਬਣਿਆ ਮੂਲ ਮੰਤਰ ਪੜ੍ਹਦੇ ਆ ਪਰ ਪਤਾ ਨਹੀਂ ਵੀ ਹੈ ਕੀ ਹੈ ਇੱਕ ਓੰਕਾਰ ਹੈ ਕੀ ਹੈ ਸਤਨਾਮ ਹੈ ਕੀ ਹੈ ਕਰਤਾ ਪੁਰਖ ਹੈ ਕੀ ਹੈ ਪਤਾ ਨਹੀਂ ਤੇ ਫਿਰ ਦੋਸ਼ ਕਿਸੇ ਨੂੰ ਕੀ ਦਿੰਦੇ ਆ ਅਸੀਂ ਵੀ ਸਾਨੂੰ ਪਖੰਡੀ ਗੁਰੂ ਮਾਰਦੇ ਨੇ ਦੇਹ ਧਾਰੀ ਗੁਰੂ ਮਾਰਦੇ ਨੇ ਮਾਫ ਕਰਨਾ ਅਸੀਂ ਆਪ ਹੀ ਮਰੇ ਹੋਏ ਹੁਣ ਮੈਨੂੰ ਦੱਸੋ ਆਹ ਗੱਲ ਜਿਹੜੀ ਮੈਂ ਆਮ ਨਾਰਮਲ ਕਰ ਰਿਹਾ ਹੁਣ ਪੜਦੇ ਆ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਇਹਦਾ ਕੀ ਅਰਥ ਹੈ ਬਹੁਤ ਘੱਟ ਨੂੰ ਛੱਡ ਕੇ ਬਹੁਤਿਆਂ ਨੂੰ ਪਤਾ ਨਹੀਂ ਤੇ ਮੈਨੂੰ ਤੁਸੀਂ ਜਵਾਬ ਦਿਓ ਵੀ ਇਹਦੇ ਵਿੱਚ ਵਿਆਸ ਵਾਲੇ ਦਾ ਕੀ ਰੋਲ ਹੈ ਵੀ ਇਹਦਾ ਅਰਥ ਨਹੀਂ ਆਉਂਦਾ ਇਹਦਾ ਬਿਆਸ ਵਾਲੇ ਦਾ ਇਹਦੇ ਵਿੱਚ ਕੀ ਰੋਲ ਹੈ ਦੱਸੋ ਇਹਦੇ 'ਚ ਸਰਸੇ ਵਾਲੇ ਦਾ ਕੀ ਰੋਲ ਹੈ ਇਹਦੇ 'ਚ ਨੂਰ ਮਹਿਲੀਏ ਦਾ ਕੀ ਰੋਲ ਹੈ ਆਪਾਂ ਆਪ ਹੀ ਆਲਸੀਆਂ ਆਖੋ ਸਤਨਾਮ ਅਗਲਾ ਤੇ ਆਏਗਾ ਹੀ ਅਸੀਂ ਸੁੱਤੇ ਪਏ ਆ ਅਸੀਂ ਘਰਾਂ ਵਾਸਤੇ ਬਥੇਰਾ ਜਾਗੇ ਹੋਏ ਆ ਇੰਟਰਨੈਟ ਵਾਸਤੇ ਜਾਗੇ ਆ ਮੋਬਾਈਲਾਂ ਲਈ ਜਾਗੇ ਆ ਬੱਚਿਆਂ ਲਈ ਬਥੇਰੀਆਂ ਅੱਖਾਂ ਟੱਡੀਆਂ ਹੋਈਆਂ ਨੇ ਪਰ ਧਰਮ ਵਾਲੇ ਪਾਸਿਓਂ ਗੁਰੂ ਦੇ ਗਿਆਨ ਵਾਲੇ ਪਾਸਿਓਂ ਅਸੀਂ ਪੂਰੀ ਤਰ੍ਹਾਂ ਸੁੱਤੇ ਹੋਏ ਤੇ ਸੁੱਤੇ ਪਏ ਨੂੰ ਲੋਕੀ ਲੁੱਟਣ ਗਈ ਹੋਰ ਕੀ ਹੋਏਗਾ ਸੁੱਤਿਆਂ ਨੂੰ ਲੁੱਟਣ ਗਈ ਲੋਕੀ ਇਧਰੋਂ ਤੇ ਸੁੱਤੇ ਪਏ ਆ ਕੱਖ ਨਹੀਂ ਪਤਾ ਹੈ ਸਿੱਖ ਕੱਖ ਨਹੀਂ ਪਤਾ ਸਾਡਾ ਹਾਲ ਹੈ ਜੀ ਮੈਂ ਆਪਣੇ ਵੱਲ ਆਪਣੇ ਤੇ ਹੱਥ ਕਰਕੇ ਕਹਿ ਰਿਹਾ ਆਪਣੀ ਛਾਤੀ ਤੇ ਹੱਥ ਮਾਰ ਕੇ ਕਹਿ ਰਿਹਾ ਵੀ ਇਹ ਸਾਡਾ ਹਾਲ ਹੈ ਕਿ ਸਾਨੂੰ ਕੱਖ ਨਹੀਂ ਪਤਾ ਫਿਰ ਅਗਲੇ ਤੇ ਆਉਣ ਗਈ ਨਾਨਕ ਸੁੱਤੀ ਪਈ ਹੈ ਜਾਣ ਵਰਤੀ ਸੰਨ ਸੰਨ ਲੱਗ ਗਈ ਗੁਣਾ ਗਵਾਈ ਗੰਠੜੀ ਅਵਗੁਣ ਚੱਲੀ ਬੰਨ ਬੰਨ ਔਗਣ ਹੀ ਔਗਣ ਰਹਿ ਗਏ ਸਾਡੇ ਬੰਦੇ ਇਸ ਕਰਕੇ ਜੋ ਮੈਂ ਹੁਣ ਕਿਹਾ ਵੀ ਕਲਗੀਆਂ ਵਾਲਿਆ ਆ ਜਾ ਨੀਲਾ ਨੀਲਿਆ ਲਿਆ ਗੁਰੂ ਗੋਬਿੰਦ ਸਿੰਘ ਨੂੰ ਬਾਹ ਕੇ ਕੋਈ ਉਹ ਉਹ ਬਿਠਾ ਲਿਆ ਉੱਤੇ ਆਪਣੇ ਫਿਰ ਇੱਕ ਇੱਕ ਘਰ ਜਾਈਏ ਬੜੇ ਕੇ ਮੈਂ ਬੜੇ ਘਰਾਂ 'ਚ ਗਏ ਆ ਬਾਬਾ ਜੀ ਫਰਨੀਚਰ ਵੇਖੋ ਇਹ ਜੀ ਇਹ ਜੀ ਸਾਗਵਾਨ ਲਾਈ ਹੈ ਜੀ ਅੱਛਾ ਆ ਪੱਥਰ ਮਕਰਾਣੇ ਤੋਂ ਆਇਆ ਹੈ ਜੀ ਅੱਛਾ ਆ ਜੈਪੁਰੀ ਲਾਇਆ ਜੀ ਇੱਥੇ ਇਹ ਇੰਨੇ ਕ ਥਾਂ 'ਚ ਜੈਪੁਰੀ ਲਾਇਆ ਅੱਛਾ ਫਿਰ ਇਦਾਂ ਵੇਖਦੇ ਆ ਜਾ ਕੇ ਆ ਵੇਖੋ ਜੀ ਆ ਵੇਖੋ ਕੀ ਵੇਖੀਏ ਜਿੱਦਣ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਹੋਣਗੇ ਫਿਰ ਤੇਰਾ ਜੈਪੁਰੀ ਪੱਥਰ ਉਹਨਾਂ ਨੇ ਕੀ ਆਖਿਆ ਦੱਸੋ ਜੈਪੁਰੀ ਪੱਥਰ ਉਹਨਾਂ ਨੇ ਦੇਖਣਾ ਉਹਨਾਂ ਨੇ ਤੇਰਾ ਸੰਗਮਰਮਰ ਨਹੀਂ ਵੇਖਣਾ ਪਰਮੇਸ਼ਰ ਦੁਆਰੀਓ ਆਪਣੇ ਆਪ ਨੂੰ ਕਹਿ ਰਿਹਾ ਪਰਮੇਸ਼ਰ ਦਵਾਰ ਵਾਲਿਓ ਤੁਹਾਡੀਆਂ ਚਮਕਦੀਆਂ ਲਾਈਟਾਂ ਨਹੀਂ ਵੇਖਣੀਆਂ ਉਹਨੇ ਤੁਹਾਡੇ ਪੰਡਾਲ ਨਹੀਂ ਵੇਖਣੇ ਉਹਨੇ ਵੇਖਣਾ ਤੁਹਾਡਾ ਨਿਤਨੇਮ ਕਿੰਨਾ ਹੈ ਤੁਸੀਂ ਕੀਤਾ ਕੀ ਹੈ ਤੁਸੀਂ ਸਵਾਰਿਆ ਕੀ ਹੈ ਇਹ ਵੇਖਣਾ ਹੈ ਉਹ ਸਦਾ ਹੀ ਵੇਖਦਾ ਹੈ ਇਹ ਤੇ ਚਲੋ ਭਾਵ ਅੰਦਰ ਪ੍ਰਗਟ ਹੋਣਾ ਹੈ ਨਾ ਇਹ ਤੇ ਇੱਕ ਪਿਆਰ ਇੱਕ ਜਜ਼ਬਾ ਹੈ ਉਹ ਮੈਂ ਉਸ ਨੂੰ ਮੈਂ ਬਿਆਨ ਕਰ ਰਿਹਾ ਪਰ ਉਹ ਤੇ ਸਦਾ ਹੀ ਵੇਖਦਾ ਸਿੱਖ ਦੀ ਇਹ ਭਾਵਨਾ ਬਣੇ ਸਦਾ ਹੀ ਵੇਖਦਾ ਹੈ ਸਦਾ ਹੀ ਵੇਖਦਾ ਉਹ ਸਾਡੇ ਵੱਲ ਸਾਡਾ ਜੀਵਨ ਕਿਦਾਂ ਦਾ ਸੋ ਮੇਰੀ ਬੇਨਤੀ ਹੈ ਕਿ ਇਦਾਂ ਦੇ ਬਣੋ ਕਿ ਸਤਿਗੁਰੂ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਅਸੀਂ ਵੇਖ ਸਕੀਏ ਪੜਦੇ ਆ ਨਾ ਭਾਜੇ ਕੋ ਸਿੱਖ ਗੁਰੂ ਸੇਤੀ ਬੋਲ ਕੇ ਪੜੋ ਰੋਜ਼ ਪੜਦੇ ਆ ਸਭ ਨੂੰ ਪੰਕਤੀਆਂ ਆਉਂਦੀਆਂ ਨੇ ਯਾਦ ਨੇ ਪੜੋ ਜਰਤਾ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿਖ ਕੋਈ ਜਿਉ ਰਹਿ ਗੁਰ ਨਾਲੇ ਗੁਰ ਕੇ ਚਰਨ ਹਿਰਦੇ ਆਏ ਅੰਤਰ ਆਤਮੈ ਸੰਭਾਲੇ ਜੇ ਸਨਮੁਖ ਹੋਣਾ ਚਾਹੁੰਦਾ ਹੈ ਸਨਮੁਖ ਦਾ ਮਤਲਬ ਕੀ ਹੈ ਜੀ ਜੇ ਗੁਰੂ ਦੇ ਸਾਹਮਣੇ ਖੜਨਾ ਚਾਹੁੰਦਾ ਹੈ ਜੇ ਸੁਰਖਰੂ ਹੋਣਾ ਚਾਹੁੰਦਾ ਹੈ ਜਾਂ ਕਹਿ ਲੋ ਬੇਦਾਗ ਹੋਣਾ ਚਾਹੁੰਦਾ ਹੈ ਜਾਂ ਕਹਿ ਲੋ ਬਰੀ ਹੋਣਾ ਚਾਹੁੰਦਾ ਹੈ ਜਿਵੇਂ ਜੱਜ ਦੇ ਸਾਹਮਣੇ ਮੁਜਰਮ ਖੜਦਾ ਹੈ ਕਟਹਿਰੇ 'ਚ ਖੜਦਾ ਹੈ ਕਟਹਿਰੇ 'ਚ ਖੜਾ ਜੇ ਬਰੀ ਹੋਣਾ ਚਾਹੁੰਦਾ ਹੈ ਜਾਂ ਇਹਨੂੰ ਇਦਾਂ ਕਹਿ ਲਓ ਜੇ ਪ੍ਰਵਾਨ ਹੋਣਾ ਚਾਹੁੰਦਾ ਹੈ ਇਹ ਵੀ ਕਹਿ ਲਓ ਵੀ ਜੇ ਪ੍ਰਵਾਨ ਹੋਣਾ ਚਾਹੁੰਦਾ ਹੈ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਸਨਮੁਖ ਹੋਵੇ ਜੇ ਹੋਣਾ ਚਾਹੁੰਦਾ ਹੈ ਤੇ ਕੀ ਕਰੇ ਜੀ ਅੱਗੇ ਦੱਸੋ ਤੁਸੀਂ ਕੀ ਕਰੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਹੋਵੇ ਤਾਂ ਸਨਮੁਖ ਸਿੱਖ ਹੋਈ ਫਿਰ ਕੀ ਕਰੇ ਜੀਉ ਹੋ ਰਹਿ ਗੁਰ ਨਾਲੇ ਦਿਲੋਂ ਕਹਿੰਦੇ ਗੁਰੂ ਦੇ ਨਾਲ ਨਾਲ ਚੱਲ ਇਹ ਨਾ ਹੋਵੇ ਕਿ ਜਿਨ ਮਨ ਹੋਰ ਮੁਖ ਹੋਰ ਜਿਵੇਂ ਕਈ ਕਹਿੰਦੇ ਨੇ ਮੇਰਾ ਉੱਠਣ ਨੂੰ ਜੀ ਨਹੀਂ ਕਰਦਾ ਧੱਕੇ ਨਾਲ ਮੈਨੂੰ ਉਠਾ ਲਿਆ ਜਿਵੇਂ ਹੁਣ ਅੱਜ ਵੀ ਕਈ ਹੋਣਗੇ ਵਿੱਚ ਬੈਠੇ ਵੀ ਮੇਰਾ ਜੀ ਤੇ ਕਰਦਾ ਨਹੀਂ ਸੀ ਆਉਣ ਦਾ ਆ ਨਾਲ ਵਾਲਾ ਮੈਨੂੰ ਧੱਕੇ ਨਾਲ ਲੈ ਆ ਵੀ ਆ ਜਾ ਯਾਰ ਚੱਲਦੇ ਆ ਮੇਰਾ ਤੇ ਅੱਜ ਕੋਈ ਪ੍ਰੋਗਰਾਮ ਹੀ ਨਹੀਂ ਸੀ ਦੀਵਾਨ ਤੇ ਆਉਣ ਦਾ ਆ ਲੈ ਆਇਆ ਵੀ ਆ ਜਾ ਚੱਲੀਏ ਅੱਜ ਤੇ ਯਾਰ ਟੀਵੀ 'ਚ ਪ੍ਰੋਗਰਾਮ ਚੱਲ ਰਿਹਾ ਸੀ ਆਪਾਂ ਉਹ ਵੇਖਣਾ ਸੀ ਜਾਂ ਮੈਚ ਚੱਲਦਾ ਸੀ ਆਪਾਂ ਉਹ ਵੇਖਣਾ ਸੀ ਮੇਰਾ ਤੇ ਕੋਈ ਪਲਾਨ ਹੀ ਨਹੀਂ ਸੀ ਇਹ ਕੀ ਹੋਇਆ ਫਿਰ ਇੱਕ ਹੁੰਦਾ ਦਿਲੋਂ ਗੁਰੂ ਸਾਹਿਬ ਦੇ ਨਾਲ ਚੱਲ ਨਾਲ ਰਹਿ ਪਰ ਅੰਦਰੋਂ ਜਿਉ ਰਹਿ ਗੁਰ ਨਾਲੇ ਤੇ ਆਪਣੇ ਗੁਰੂ ਜੀ ਦੇ ਆਪਣੇ ਕਹੋ ਨਾ ਆਪਣੇ ਗੁਰੂ ਜੀ ਦੇ ਫੇਰ ਆਖੋ ਆਪਣੇ ਗੁਰੂ ਜੀ ਦੇ ਆਪਣੇ ਗੁਰੂ ਜੀ ਦੇ ਆਪਣੇ ਗੁਰੂ ਜੀ ਦੇ ਚਰਨ ਗੁਰ ਕੇ ਚਰਨ ਹਿਰਦੈ ਧਿਆਏ ਧਿਆਏ ਤੇ ਇਹ ਤੁਸੀਂ ਬਹੁਤ ਵਾਰ ਸੁਣਦੇ ਰਹਿੰਦੇ ਹੋ ਵੀ ਗੁਰੂ ਦੇ ਚਰਨ ਗਿਆਨ ਹੈ ਜਦੋਂ ਸਤਿਗੁਰੂ ਗਿਆਨ ਹੈ ਸੱਚਾ ਗਿਆਨ ਹੈ ਤੇ ਗੁਰੂ ਦੇ ਹੱਥ ਪੈਰ ਚਰਨ ਜੋ ਵੀ ਹੈ ਇਹ ਵੀ ਗਿਆਨ ਹੀ ਹੈ ਸ਼ਬਦ ਹੀ ਹੈ ਜਦੋਂ ਸ਼ਬਦ ਗੁਰੂ ਹੈ ਤੇ ਚਰਨ ਵੀ ਸ਼ਬਦ ਹੀ ਹੋਏਗਾ ਚਰਨ ਦੇ ਵਿੱਚੋਂ ਨਿਕਲਣ ਵਾਲੀ ਧੂੜ ਵੀ ਸ਼ਬਦ ਦਾ ਅਰਥ ਹੀ ਹੋਏਗੀ ਧੂੜਾ ਮਿੱਟੀ ਨਹੀਂ ਹੋ ਸਕਦੀ ਜਿਹੜੀ ਆ ਮਿੱਟੀ ਹੈ ਮਿੱਟੀ ਧੂੜ ਨਹੀਂ ਬਣ ਸਕਦੀ ਜੇ ਬੰਦਾ ਕੋਈ ਇਹਦੇ ਅਰਥ ਇਹ ਕਰੇ ਵੀ ਗੁਰੂ ਦੇ ਚ ਆ ਮਿੱਟੀ ਜਿਹੜੀ ਹੈ ਧੂੜ ਹੈ ਫਿਰ ਤੇ ਗੁਰਬਾਣੀ ਚ ਲਿਖਿਆ ਸਾਧ ਕੀ ਧੂੜ ਕਰੋ ਇਸ਼ਨਾਨ ਕਰੋ ਫਿਰ ਤੇ ਇਸ਼ਨਾਨ ਵੀ ਕਰਨਾ ਚਾਹੀਦਾ ਧੂੜੀ ਚ ਅਜ ਤੱਕ ਕਿਸੇ ਨੇ ਇਸ਼ਨਾਨ ਤੇ ਕੀਤਾ ਨਹੀਂ ਮਾਗ ਮਜਨ ਸੰਗ ਸਾਧੂਆਂ ਅੱਗੇ ਧੂੜੀ ਕਰ ਇਸ਼ਨਾਨ ਬੋਲੋ ਮਾਗ ਮਜਨ ਸੰਗ ਸਾਧੂਆਂ ਅੱਗੇ ਧੂੜੀ ਕਰ ਇਸ਼ਨਾਨ ਧੂੜੀ ਕਰ ਇਸ਼ਨਾਨ ਦੱਸੋ ਮੈਨੂੰ ਤੁਹਾਡੇ ਚ ਬਾਹ ਖੜੀ ਕਰਕੇ ਕੋਈ ਮੇਰਾ ਵੀਰ ਭਰਾ ਦੱਸੇ ਵੀ ਕਦੇ ਕਿਸੇ ਨੇ ਧੂੜੀ ਵਿੱਚ ਇਸ਼ਨਾਨ ਕੀਤਾ ਨਹੀਂ ਗੁਰਬਾਣੀ ਦੇ ਭਾਵ ਅਰਥ ਵੇਖੋ ਸ਼ਬਦਾਰਥ ਦੇ ਵਿੱਚ ਤੇ ਲਿਖਿਆ ਧੂੜੀ ਨਾਲ ਇਸ਼ਨਾਨ ਕਰੋ ਫਿਰ ਤੇ ਇਦਾਂ ਕਰਦੇ ਆ ਆ ਜਿੰਨੇ ਮੈਟਾਂ ਤੇ ਮਿੱਟੀ ਪਈ ਹੈ ਸਾਰੀ ਇਕੱਠੀ ਕਰ ਲੈਨੇ ਆ ਉੱਥੇ ਡਰਮ ਭਰ ਕੇ ਰੱਖ ਦਿਆਂਗੇ ਜਿਹੜਾ ਆਵੇ ਕੱਪ ਸਿਰ ਚ ਪਾ ਲਵੇ ਵੀ ਧੂੜੀ ਦਾ ਇਸ਼ਨਾਨ ਜੀ ਬਾਣੀ 'ਚ ਲਿਖਿਆ ਤੇ ਹੈ ਵੀ ਧੂੜੀ 'ਚ ਇਸ਼ਨਾਨ ਕਰੋ ਕਈ ਬੰਦੇ ਇਦਾਂ ਅਰਥਾਂ ਦੇ ਅਨਰਥ ਸਮਝ ਲੈਂਦੇ ਆ ਗੁਰੂ ਜੀ ਕਹਿਣਾ ਕੁਝ ਹੋਰ ਚਾਹੁੰਦੇ ਆ ਤੇ ਸਮਝਦੇ ਕੁਝ ਹੋਰ ਹੈ ਇਸ ਕਰਕੇ ਗੁਰੂ ਸ਼ਬਦ ਹੈ ਤੇ ਨਹੀਂ ਜਦੋਂ ਗੁਰੂ ਸ਼ਬਦ ਹੈ ਤੇ ਫਿਰ ਗੁਰੂ ਦਾ ਸਰੀਰ ਵੀ ਸ਼ਬਦ ਹੀ ਹੈ ਚਰਨ ਵੀ ਸ਼ਬਦ ਦਾ ਹੀ ਹੋਏਗਾ ਇਸ ਕਰਕੇ ਗੁਰ ਕੇ ਚਰਨ ਹਿਰਦੈ ਧਿਆਏ ਗੁਰਮੂਰਤ ਗੁਰ ਸ਼ਬਦ ਹੈ ਹਿਰਦੈ ਚਰਨ ਸ਼ਬਦ ਸਤਗੁਰ ਕੋ ਗੁਰਬਾਣੀ 'ਚ ਲਿਖਿਆ ਹਿਰਦੈ ਵਸਾਓ ਚਰਨ ਚਰਨ ਕਿਹੜਾ ਹਿਰਦੈ ਚਰਨ ਸ਼ਬਦ ਸਤਗੁਰ ਕੋ ਸਤਗੁਰ ਕੋ ਨਾਨਕ ਬੰਦਿਓ ਪਾਲ ਪਾਲ ਪੱਲੇ ਨਾਲ ਬੰਨੋ ਗੁਰੂ ਦੇ ਸ਼ਬਦ ਨੂੰ ਸਤਗੁਰ ਬਚਨ ਤੁਮਾਰੇ ਨਿਰਗੁਣ ਨਿਸਤਾਰੇ ਨਿਰਗੁਣ ਨਿਸਤਾਰੇ ਪੜੋ ਹੁਣ ਗੁਰ ਕੇ ਚਰਨ ਹਿਰਦੈ ਪੜੋ ਗੁਰ ਕੇ ਚਰਨ ਹਿਰਦੈ ਤੇ ਆਏ ਅੰਤਰ ਆਤਮੈ ਸਮਾਲੇ ਅੰਦਰ ਸੰਭਾਲ ਲੈ ਇਹ ਨਾ ਹੋਵੇ ਵੀ ਐਸ ਕੰਨ ਦੁਆਰਾ ਸੁਣ ਲਿਆ ਤੇ ਐਸ ਕੰਨ ਦੁਆਰਾ ਕੱਢਤਾ ਇਹ ਨਾ ਕੰਮ ਕਰੀ ਜੋ ਗੁਰੂ ਸਾਹਿਬ ਕਹਿੰਦੇ ਨੇ ਉਹਨਾਂ ਨੂੰ ਸੰਭਾਲ ਹੈ ਇਹ ਪ੍ਰਸ਼ਾਦ ਲੈ ਕੇ ਜਾਈਦਾ ਜੀ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਗੁਰੂ ਦੀ ਕਿਰਪਾ ਕੀ ਹੈ ਗੁਰੂ ਦਾ ਗਿਆਨ ਜੋ ਅੱਜ ਸਾਡੇ ਗੁਰੂ ਜੀ ਸਾਨੂੰ ਸਮਝਾ ਰਹੇ ਨੇ ਉਹ ਪ੍ਰਸ਼ਾਦ ਲੈ ਕੇ ਜਾ ਉਹ ਬਚਨ ਨੂੰ ਆਪਣੇ ਹਿਰਦੇ 'ਚ ਵਸਾ ਲਿਆ ਸਮਝ ਲੈ ਤੈਨੂੰ ਪ੍ਰਸ਼ਾਦ ਮਿਲ ਗਿਆ ਇਹ ਪ੍ਰਸ਼ਾਦ ਲੈ ਕੇ ਜਾਣਾ ਹੈ ਇੱਥੇ ਗਿਆਨ ਹੀ ਵੰਡਿਆ ਜਾਂਦਾ ਹੈ ਇਹ ਜੁੰਟ ਹੈ ਪਤਾ ਨਹੀਂ ਕੀ ਇਹ ਬੰਦ ਹੋ ਰਹੀ ਕਦੇ ਚੱਲ ਰਹੀ ਆਪ ਵੇਖੀ ਜਾ ਉਹਨੂੰ ਫਿੱਟ ਕਰ ਸੁਣੋ ਫਿਰ ਇੱਧਰ ਸੁਣੋ ਵੇ ਇੱਥੇ ਗੁਰੂ ਘਰ ਦੇ ਵਿੱਚ ਗਿਆਨ ਭਗਤਾਇਆ ਜਾਂਦਾ ਹੈ ਭਗਤ ਗਿਆਨ ਦਇਆ ਭੰਡਾਰਨ ਭੰਡਾਰਨ ਗੁਰੂ ਘਰ ਦੇ ਵਿੱਚ ਗਿਆਨ ਭਗਤਾਇਆ ਜਾਂਦਾ ਹੈ ਜਿਵੇਂ ਹੁਣ ਆਪਾਂ ਸਾਰੇ ਜਣੇ ਰਲ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਬੈਠੇ ਆਂ ਆਪਾਂ ਸਾਰੇ ਰਲ ਮਿਲ ਕੇ ਵਿਚਾਰ ਕਰ ਰਹੇ ਆ ਤੇ ਗਿਆਨ ਪਗਤਾਇਆ ਜਾ ਰਿਹਾ ਗਿਆਨ ਵਰਤਾਇਆ ਜਾ ਰਿਹਾ ਜੋ ਗੁਰੂ ਸਾਹਿਬ ਕਹਿੰਦੇ ਨੇ ਉਹਨੂੰ ਹਿਰਦੇ ਵਿੱਚ ਵਸਾ ਲੈਣਾ ਉਹਨੂੰ ਨਾਲ ਲੈ ਜਾਣਾ ਗੁਰ ਪ੍ਰਸਾਦ ਗੁਰ ਕੇ ਚਰਨ ਹਿਰਦੇ ਧਿਆਏ ਜੋ ਗੁਰੂ ਸਾਹਿਬ ਕਹਿਣ ਉਹਨਾਂ ਬਚਨਾਂ ਨੂੰ ਹਿਰਦੇ ਵਿੱਚ ਵਸਾ ਜੋ ਗੁਰੂ ਜੀ ਕਹਿੰਦੇ ਨੇ ਉਹਨਾਂ ਨੂੰ ਆਪਣੇ ਪੱਲੇ ਬੰਨ ਲੈ ਪੱਲੇ ਮੱਥਾ ਟੇਕ ਤੇ ਜੋ ਗੁਰੂ ਸਾਹਿਬ ਨੇ ਕਿਹਾ ਉਹਨੂੰ ਆਪਣੇ ਮੱਥੇ ਦੇ ਵਿੱਚ ਟਿਕਾ ਪਹਿਲਾਂ ਮੱਥਾ ਟੇਕ ਲੈ ਜੋ ਗੁਰੂ ਸਾਹਿਬ ਕਹਿੰਦੇ ਨੇ ਉਹਨੂੰ ਆਪਣੇ ਮੱਥੇ 'ਚ ਟਿਕਾ ਲੈ ਸਤਿਗੁਰਾਂ ਦੇ ਬਚਨਾਂ ਨੇ ਸਾਡਾ ਭਲਾ ਕਰਨਾ ਹੈ ਜਿਵੇਂ ਜਿਵੇਂ ਸਤਿਗੁਰ ਦੀ ਬਾਣੀ ਦੇ ਬਚਨ ਸਾਡੀ ਜ਼ਿੰਦਗੀ ਵਿੱਚ ਵਸਦੇ ਜਾਣਗੇ ਆਓ ਥੋੜਾ ਜਿਹਾ ਸੁਸਤੀ ਲਾਈਏ ਆ ਰਲ ਮਿਲ ਕੇ ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਚਾ ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਚਾ ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਚਾ ਪ੍ਰਭੂ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਣਾ ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਣਾ ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਣਾ ਜੀ ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਣਾ ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਣਾ ਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਣਾ ਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਣਾ ਦੀ ਬਾਣੀ ਜੀਵਨ ਦੀਆਂ ਸਿੱਖ ਲੈ ਚਾਚਾ ਜੀਵਨ ਦੀਆਂ ਸਿੱਖ ਲੈ ਚਾਚਾ ਜੀਵਨ ਦੀਆਂ ਸਿੱਖ ਲੈ ਚਾਚਾ ਜੀਵਨ ਦੀਆਂ ਸਿੱਖ ਲੈ ਚਾਚਾ ਜੀਵਨ ਦੀਆਂ ਸਿੱਖ ਲੈ ਚਾਚਾ ਜੀਵਨ ਦੀਆਂ ਸਿੱਖ ਲੈ ਚਾਚਾ ਜੀਵਨ ਦੀਆਂ ਸਿੱਖ ਲੈ ਚਾਚਾ ਜੀਵਨ ਦੀਆਂ ਸਿੱਖ ਲੈ ਚਾਚਾ ਜੀਵਨ ਦੀਆਂ ਸਿੱਖ ਲੈ ਜਾਤਾ ਜੀਵਨ ਦੀਆਂ ਸਿੱਖ ਲੈ ਜਾਤਾ ਜੀਵਨ ਦੀਆਂ ਸਿੱਖ ਲੈ ਜਾਤਾ ਜੀਵਨ ਦੀਆਂ ਸਿੱਖ ਲੈ ਜਾਤਾ ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਤਾ ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਤਾ ਸਤਿਗੁਰ ਦੀ ਬਾਣੀ ਤੋਂ ਜੀਵਨ ਸਿੱਖਦਾ ਸਾਚਾ ਸਤਿਗੁਰ ਦੀ ਬਾਣੀ ਤੋਂ ਜੀਵਨ ਬਿਨਾ ਸਿੱਖਦਾ ਸਾਚਾ ਸਤਿਗੁਰ ਦੀ ਬਾਣੀ ਤੋਂ ਜੀਵਨ ਬਿਨਾ ਸਿੱਖਦਾ ਸਾਚਾ ਸਤਿਗੁਰ ਦੀ ਬਾਣੀ ਤੋਂ ਜੀਵਨ ਬਿਨਾ ਸਿੱਖਦਾ ਸਾਚਾ ਗੁਰ ਮਿਲ ਚੱਜ ਅਚਾਰ ਸਿੱਖ ਤੁਧ ਕਦੇ ਨਾ ਲੱਗੇ ਦੁੱਖ ਕੋਠੀ ਨਾ ਮੰਗੋ ਕੋਠੀ 'ਚ ਰਹਿਣ ਦਾ ਚੱਜ ਸਿੱਖੋ ਚੱਜ ਮੰਗੋ ਵੀ ਮਹਾਰਾਜ ਚੱਜ ਤੇ ਆ ਜੇ ਕੋਠੀ ਤੇ ਬਣ ਜੇਗੀ ਪਰ ਰਹਿਣ ਦਾ ਚੱਜ ਤੇ ਨਹੀਂ ਆਇਆ ਜੇ ਵਿੱਚ ਰਹਿਣ ਦਾ ਚੱਜ ਨਹੀਂ ਆਇਆ ਵੱਡੀ ਕੋਠੀ ਨੂੰ ਕੀ ਕਰੋਗੇ ਚਾਰ ਜੀ ਨੇ ਇੱਕ ਦਾ ਮੂੰਹ ਉਧਰ ਇੱਕ ਦਾ ਮੂੰਹ ਉਧਰ ਰਹਿਣ ਦਾ ਚੱਜ ਤੇ ਆਇਆ ਨਹੀਂ ਆਪਾਂ ਗੱਡੀ ਮੰਗਦੇ ਆ ਮਹਾਰਾਜ ਨੇ ਗੱਡੀ ਦਿੱਤੀ ਜੀ ਗੱਡੀ ਮਾ ਮਿਲ ਗਈ ਜੀ ਗੱਡੀ ਤੇ ਜੇ ਗੱਡੀ ਆਪਾਂ ਨੂੰ ਉਹਦੇ ਵਿੱਚ ਬੈਠ ਕੇ ਚਾਰ ਜੀ ਜਾਂਦੇ ਆ ਇੱਕ ਦਾ ਮੂੰਹ ਉਧਰ ਇੱਕ ਦਾ ਮੂੰਹ ਉਧਰ ਹੈ ਤੇ ਫਿਰ ਜਿਉਣ ਦਾ ਚੱਜ ਤੇ ਆਇਆ ਨਾ ਕੋਠੀ ਦਾ ਕੀ ਫਾਇਦਾ ਪੜ੍ਹਾਈ ਕਰਕੇ ਡਾਕਟਰ ਤੇ ਬਣ ਗਿਆ ਜਿਉਣ ਦਾ ਚੱਜ ਨਹੀਂ ਆਇਆ ਪੜ੍ਹਾਈ ਕਰਕੇ ਵਕੀਲ ਤੇ ਬਣ ਗਿਆ ਪਰ ਜਿਉਣ ਦਾ ਚੱਜ ਨਹੀਂ ਆਇਆ ਵੋਟਾਂ ਲੈ ਕੇ ਮੰਤਰੀ ਬਣ ਗਿਆ ਪਰ ਜਿਉਣ ਦਾ ਚੱਜ ਨਹੀਂ ਆਇਆ ਗੁਰੂ ਸਾਹਿਬ ਤੋਂ ਜਿਉਣ ਦਾ ਚੱਜ ਸਿੱਖਣਾ ਹੈ ਸਤਿਗੁਰੂ ਸਾਨੂੰ ਜਿਉਣ ਦਾ ਚੱਜ ਸਿਖਾਣਗੇ ਨਹੀਂ ਤੇ ਭਟਕਦੇ ਤੁਰੇ ਫਿਰਾਂਗੇ ਜੋ ਗੁਰੂ ਸਾਹਿਬ ਕਹਿ ਰਹੇ ਆ ਉਹਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰੀਏ ਗੁਰ ਕੇ ਚਰਨ ਹਿਰਦੈ ਧਿਆਏ ਆਪਣੇ ਅੰਦਰ ਗੁਰੂ ਸਾਹਿਬ ਦੇ ਬਚਨਾਂ ਨੂੰ ਧਿਆਇਆ ਕਰ ਧਿਆਨ ਵਿੱਚ ਰੱਖਿਆ ਕਰ ਅੰਤਰ ਆਤਮੈ ਸੰਭਾਲੇ ਅੰਦਰ ਸੰਭਾਲ ਇਹਨਾਂ ਨੂੰ ਇੱਕ ਇੱਕ ਬਚਨ ਨੂੰ ਛੱਡੀ ਨਾ ਇੱਕ ਇੱਕ ਬਚਨ ਨੂੰ ਚਰਨ ਨਾ ਛਾਡੋ ਗੁਰੂ ਸਾਹਿਬ ਦੇ ਬਚਨ ਨੂੰ ਫੜ ਲੈਣਾ ਚਰਨ ਨੂੰ ਫੜ ਲੈਣਾ ਚਰਨ ਨਾ ਛਾਡੋ ਸਰੀਰ ਕੱਲ ਜਾਏ ਅੰਤਰ ਆਤਮੈ ਸੰਭਾਲੇ ਫਿਰ ਅੱਗੇ ਕੀ ਕਹਿੰਦੇ ਜੀ ਗੁਰੂ ਅਮਰਦਾਸ ਆਪ ਛੱਡ ਸਦਾ ਰਹੇ ਪਰਣੈ ਗੁਰ ਬਿਨ ਅਵਰ ਨਾ ਜਾਣੈ ਕੋਏ ਆਪਣਾ ਆਪ ਛੱਡ ਕੇ ਗੁਰੂ ਦੇ ਪੱਲੇ 'ਚ ਪੈ ਜਾਵੇ ਪਰਨੇ 'ਚ ਪੈ ਜਾਵੇ ਜਾਂ ਇਹਨੂੰ ਕਹਿ ਲਓ ਗੁਰ ਪ੍ਰਾਇਣ ਹੋ ਜਾਵੇ ਜਾਂ ਕਹਿ ਲਓ ਗੁਰ ਆਸ਼ਰਿਤ ਹੋ ਜਾਵੇ ਗੁਰੂ ਦੇ ਪੱਲੇ 'ਚ ਪੈ ਜਾਵੇ ਪੱਲੇ 'ਚ ਆਪਣੇ ਆਪ ਨੂੰ ਭੇਂਟ ਕਰ ਦਵੇ ਸਮਰਪਿਤ ਕਰ ਦਵੇ ਆਪਣੇ ਆਪ ਨੂੰ ਕੰਪਲੀਟ ਸਰੈਂਡਰ ਕਰ ਦਵੇ ਬਸ ਆਪਣੇ ਹੱਥ ਖੜੇ ਕਰ ਦਵੇ ਵੀ ਮੈਂ ਤੇ ਤੁਹਾਡੇ ਸਾਹਮਣੇ ਆਪਣੇ ਆਪ ਨੂੰ ਭੇਂਟ ਕਰ ਦਿੱਤਾ ਆਪਣਾ ਆਪ ਛੱਡੇ ਆਪ ਛੱਡ ਸਦਾ ਰਹੇ ਪਰਣੈ ਗੁਰਬਿਨ ਅਵਰਣਾ ਜਾਣੈ ਕੋਈ ਫੇਰ ਪੜੋ ਦੁਬਾਰਾ ਆਪ ਛੱਡ ਸਦਾ ਰਹੇ ਪਰਣੈ ਗੁਰਬਿਨ ਅਵਰਨਾ ਨਾ ਜਾਣੈ ਗੁਰੂ ਤੋਂ ਬਿਨਾ ਹੋਰ ਨਹੀਂ ਕਿਸੇ ਨੂੰ ਜਾਣਦਾ ਇਹ ਕੋਈ ਖਰਾਬ ਕਰ ਰਹੀ ਹੈ ਜੁਨਟ ਬਾਰ-ਬਾਰ ਕੋਈ ਲੱਗੇ ਹੋਏ ਨੇ ਅੱਛਾ ਇਹਨੂੰ ਠੀਕ ਕਰੋ ਬਈ ਜਰਾ ਕਿਉਂਕਿ ਬਾਰ-ਬਾਰ ਆਵਾਜ਼ ਬੰਦ ਹੁੰਦੀ ਹੈ ਕਦੇ ਚੱਲਦੀ ਹੈ ਜਿਵੇਂ ਕੰਨ ਖਰਾਬ ਹੋਇਆ ਹੁੰਦਾ ਨਾ ਪੜਦਾ ਹਿਲਦਾ ਇਦਾਂ ਲੱਗਦਾ ਉਹ ਕਦੇ ਵੱਜਦੀ ਹੈ ਜ਼ੋਰ ਨਾਲ ਕਦੇ ਉਹ ਕਈ ਸਿਆਣ ਕਹਿੰਦੇ ਨੇ ਅੱਗੇ ਪਿੱਛੇ ਚੰਗੀ ਕਿਵੇਂ ਦੇ ਕਹਿੰਦੇ ਹੁੰਦੇ ਨੇ ਦਿਨ ਦਿਹਾਰ ਅੱਗੇ ਪਿੱਛੇ ਚੱਲਦੀ ਸਾਡਾ ਅੱਗੇ ਚੱਕ ਪਿੱਛੇ ਚੰਗਾ ਚੱਲਦਾ ਸਾਊਂਡ ਕਦੇ ਕਦੇ ਜਦੋਂ ਐਦਾਂ ਹੋ ਜਾਵੇ ਫਿਰ ਪਰ ਚਲੋ ਚੰਗਾ ਹੀ ਹੈ ਕੋਈ ਨਹੀਂ ਮਾੜਾ ਜਿਹਾ ਇਹਦੇ ਵੱਲ ਇਹ ਤੇ ਬੇਧਿਆਨੀ ਥੋੜਾ ਜਿਹਾ ਧਿਆਨ ਹਟਾ ਲਈ ਹਟਾਈਏ ਫਿਰ ਠੀਕ ਸਾਡਾ ਧਿਆਨ ਤੇ ਬਸ ਧੰਨ ਗੁਰੂ ਬੋਲੋ ਧੰਨ ਗੁਰੂ ਗ੍ਰੰਥ ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਵੱਲ ਹੀ ਰੱਖੀਏ ਅਸੀਂ ਆਪਣਾ ਧਿਆਨ ਵੇਖੋ ਹੁਣ ਕੱਲ ਲੀਡਰ ਕਹਿੰਦੇ ਬਸ ਸਾਰਿਆਂ ਦਾ ਹੀ ਕਹਿ ਦੇਣਾ ਬਾਦਲ ਤੇਰੀ ਸੋਚ ਤੇ ਪਹਿਰਾ ਦੇ ਠੋਕ ਕੈਪਟਨ ਤੇਰੀ ਸੋਚ ਤੇ ਪਹਿਰਾ ਦੇ ਠੋਕ ਕੇਜਰੀਵਾਲ ਤੇਰੀ ਸੋਚ ਤੇ ਪਹਿਰਾ ਦੇ ਠੋਕ ਓਏ ਸਿੱਖਾ ਦਮਦਮਾ ਸਾਹਿਬ ਜਾ ਕੇ ਹੀ ਆ ਬਾਜਾਂ ਵਾਲਿਆ ਤੇਰੀ ਸੋਚ ਤੇ ਪਹਿਰਾ ਦੇ ਠੋਕ ਕੇ ਤੇਰਾ ਖੋ ਬਸ ਕਿਸੇ ਪਾਰਟੀ ਨਾਲ ਨਾ ਜੋੜੋ ਪਾਰਟੀ ਨਾਲ ਨਾ ਜੋੜੋ ਸਾਡੇ ਵਾਲੇ ਪਿੱਛੇ ਬੈਠੇ ਕਰ ਰਹੇ ਨੇ ਪਹਿਰਾ ਨੂੰ ਠੋਕ ਕੇ ਤੇ ਜੇ ਅਗਲਾ ਭੁੱਕੀ ਖਾਂਦਾ ਹੋਇਆ ਫੇਰ ਖਾਏਗਾ ਜੇ ਅਗਲੇ ਕੋਲ 10 ਜਨਾਨੀਆਂ ਹੋਈਆਂ ਰੱਖੇਗਾ ਕਰੜੀ ਗੱਲ ਐ ਥੋੜੀ ਜੀ ਪਰ ਦੱਸੋ ਆ ਜਿਓ ਬੈਠੋ ਜੇ ਅਗਲਾ ਖੂਜ ਡਿੱਗੇਗਾ ਡਿੱਗੇਗਾ ਤੂੰ ਦਮਦਮਾ ਸਾਹਿਬ ਜਾ ਕੇ ਹੀ ਆਖ ਬਾਜਾਂ ਵਾਲਿਆ ਤੇਰੀ ਸੋਚ ਤੇ ਹਾਂ ਪਹਿਰਾ ਦਿਆ ਠੋਕੇ ਆਨੰਦਪੁਰ ਸਾਹਿਬ ਜਾ ਕੇ ਹੀ ਆਖੋ ਅੱਗੇ ਪਿੱਛੇ ਰੈਲੀਆਂ ਇਹਨਾਂ ਦੀਆਂ ਚ ਕਹਿ ਰਿਆ ਕਰੋ ਜੋ ਕਹਿਣਾ ਪਰ ਜਿੱਦਣ ਆਨੰਦਪੁਰ ਗਏ ਹੋਈਏ ਉਦੋਂ ਬਾਜਾਂ ਵਾਲੇ ਤੋਂ ਬਿਨਾ ਸਾਨੂੰ ਹੋਰ ਕੋਈ ਨਹੀਂ ਦਿਸਦਾ ਕੀ ਆਖਿਆ ਜੀ ਮੈਂ ਬਾਜਾਂ ਵਾਲੇ ਤੋਂ ਬਿਨਾ ਸਾਨੂੰ ਹੋਰ ਕੋਈ ਨਹੀਂ ਦਿਸਦਾ ਕਿ ਦਿਸਦਾ ਤੁਹਾਨੂੰ ਦੱਸੋ ਦਿਸਦਾ ਹੈ ਨਾ ਸਾਨੂੰ ਉਧਰੋਂ ਹੀ ਵੇਲ ਨਹੀਂ ਮਿਲਦੀ ਸਾਨੂੰ ਉਧਰ ਹੀ ਵੇਲ ਹੀ ਨਹੀਂ ਮਿਲਦੀ ਤੁਹਾਡੇ ਵੱਲ ਕੀ ਵੇਖੀਏ ਆਖੋ ਸਤਨਾਮ ਸਾਡੀਆਂ ਅੱਖਾਂ ਉਧਰੋਂ ਹਟਦੀਆਂ ਹੀ ਨਹੀਂ ਤੁਹਾਨੂੰ ਅਸੀਂ ਤੁਹਾਨੂੰ ਅਸੀਂ ਸਾਡਾ ਧਿਆਨ ਗੁਰੂ ਗੋਬਿੰਦ ਸਿੰਘ ਤੋਂ ਹਟਦਾ ਹੀ ਨਹੀਂ ਪਾਏ ਅੱਗੇ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੇ ਨਹੀਂ ਆਨਿਓ ਮੁੜ ਕੇ ਅੱਖ ਥੱਲੇ ਸਾਡੀ ਥੱਲੇ ਆਇਆ ਹੀ ਕੋਈ ਨਹੀਂ ਆਇਆ ਹੀ ਨਹੀਂ ਠੀਕ ਹੈ ਤੇ ਬਾਹਰੀ ਸਿਸਟਮ ਚਲਾਉਣ ਵਾਸਤੇ ਚਲਾਣਾ ਪੈਂਦਾ ਸਰਕਾਰਾਂ ਬਣਨਗੀਆਂ ਬਣਦੀਆਂ ਰਹਿਣ ਚੱਲਦੀਆਂ ਰਹਿਣ ਇਹਨਾਂ ਦੇ ਹੂਟਰ ਵੱਜਦੇ ਰਹਿਣ ਇਹਨਾਂ ਦੀਆਂ ਬੱਤੀਆਂ ਘੁੰਮਦੀਆਂ ਰਹਿਣ ਪਰ ਦਮਦਮਾ ਸਾਹਿਬ ਜਦੋਂ ਅਸੀਂ ਜਾਂਦੇ ਆ ਉੱਥੇ ਸਾਨੂੰ ਗੁਰੂ ਗੋਬਿੰਦ ਸਿੰਘ ਬਿਨਾ ਦੂਜਾ ਕੋਈ ਨਹੀਂ ਦਿਸਦਾ ਜਦੋਂ ਅਸੀਂ ਆਨੰਦਪੁਰ ਸਾਹਿਬ ਜਾਂਦੇ ਆ ਵੇਖੋ ਜੀ ਜਦੋਂ ਅਸੀਂ ਆਨੰਦਪੁਰ ਸਾਹਿਬ ਜਾਂਦੇ ਆ ਉਦੋਂ ਤੇ ਬਾਜਾਂ ਵਾਲੇ ਦਾ ਹੀ ਨਸ਼ਾ ਇੰਨਾ ਚੜਿਆ ਹੁੰਦਾ ਕਿ ਸਾਨੂੰ ਪਤਾ ਹੀ ਨਹੀਂ ਲੱਗਦਾ ਵੀ ਇੱਥੇ ਹੋਰ ਵੀ ਕੋਈ ਬੈਠਾ ਹੈ ਕਿ ਗੁਰੂ ਗੋਬਿੰਦ ਸਿੰਘ ਦਾ ਨਸ਼ਾ ਚੜਦਾ ਹੀ ਨਹੀਂ ਦੱਸੋ ਗੁਰੂ ਗੋਬਿੰਦ ਸਿੰਘ ਦਾ ਨਸ਼ਾ ਚੜਦਾ ਨਹੀਂ ਭਲਾ ਨਾ ਵੀ ਬੜਾ ਚੜਦਾ ਉਹਨਾਂ ਦਾ ਤੇ ਨਾਂ ਲੈ ਕੇ ਚੜ ਜਾਂਦਾ ਹੈ ਇੱਕ ਨਸ਼ਾ ਨਹੀਂ ਚੜਦਾ ਇੱਕ ਜੋਸ਼ ਨਸ਼ਈ ਨੂੰ ਕੀ ਬੋਤਲ ਵਾਲੇ ਬੋਤਲ ਪਿਆ ਦਿਓ ਕਿਸੇ ਨੂੰ ਉਹਨੂੰ ਕੀ ਨਸ਼ਾ ਚੜਦਾ ਉਹ ਤਾਂ ਡੈੱਡ ਹੁੰਦਾ ਹੈ ਗੁਰੂ ਗੋਬਿੰਦ ਸਿੰਘ ਦਾ ਜਿਵੇਂ ਜਿਵੇਂ ਨਾਂ ਲੈਨੇ ਆ ਤਾਂ ਉਹਨੂੰ ਜਾਂਦੇ ਆ ਆਖੋ ਸਤਨਾਮ ਜੋਸ਼ ਚੜਦਾ ਹੈ ਸਪਿਰਟ ਹੁੰਦਾ ਹੈ ਜੋਸ਼ ਚੜਦਾ ਉਹਨਾਂ ਦਾ ਨਾਂ ਲੈ ਕੇ ਇਹ ਤਾਂ ਨਸ਼ਾ ਹੈ ਗੁਰੂ ਗੋਬਿੰਦ ਸਿੰਘ ਦਾ ਨਾਂ ਲੈਨੇ ਆ ਉਹਦੇ ਇੱਕ ਲੋਰ ਚੜ ਜਾਂਦਾ ਲੋਰ ਇੱਕ ਮੈਂ ਬੇਨਤੀ ਕਰ ਰਿਹਾ ਦਮਦਮਾ ਸਾਹਿਬ ਗਏ ਆ ਅਨੰਦਪੁਰ ਸਾਹਿਬ ਗਏ ਆ ਫਤਿਹਗੜ੍ਹ ਸਾਹਿਬ ਚ ਗਏ ਆ ਉੱਥੇ ਵੀ ਬਸ ਤੁਸੀਂ ਉੱਥੇ ਵੀ ਆਹੀ ਨਾਰੇ ਲੱਗਦੇ ਨੇ ਸ਼ਹੀਦੀ ਦਿਹਾੜਾ ਸਾਹਿਬਜ਼ਾਦਿਆਂ ਦਾ ਸਾਹਿਬਜ਼ਾਦੇ ਕਹਿੰਦੇ ਸਿਰ ਦੇ ਦਿਓ ਧਰਮ ਨਾ ਛੱਡਿਓ ਨੀਆਂ ਵਿੱਚੋਂ ਲਾਲ ਬੋਲਦੇ ਸਿਰ ਦੇ ਦਿਓ ਧਰਮ ਨਾ ਛੱਡਿਓ ਤੇ ਅਸੀਂ ਬੈਠੇ ਉੱਥੇ ਕੀ ਕਹਿਣਾ ਸੀ ਸਾਹਿਬਜ਼ਾਦਿਓ ਤੁਹਾਡੀ ਸੋਚ ਤੇ ਪਹਿਰਾ ਦੇਣਾ ਇਹ ਕਹਿਣਾ ਸੀ ਚਮਕੌਰ ਦੀ ਗੜੀ 'ਚ ਜਾ ਕੇ ਕਹਿਣਾ ਸੀ ਸਹਿਬਜ਼ਾਦਿਓ ਤੁਹਾਡੀ ਸੋਚ ਤੇ ਪਹਿਰਾ ਦੇਾਂਗੇ ਠੋਕ ਕੇ ਪਰ ਅਸੀਂ ਕੀ ਕਿਹਾ ਸਿੱਖ ਮਰਿਆ ਤੇ ਮਰਿਆ ਕਿਉਂ ਅਸੀਂ ਲੁੱਟੇ ਗਏ ਤੇ ਲੁੱਟੇ ਗਏ ਕਿਉਂ ਸਾਡਾ ਆਹ ਹਾਲ ਹੋਇਆ ਤੇ ਹੋਇਆ ਕਿਉਂ ਅਸੀਂ ਛੱਡ ਕੇ ਗੁਰੂ ਗੋਬਿੰਦ ਸਿੰਘ ਦੇ ਸਿਧਾਂਤਾਂ ਨੂੰ ਸਿਧਾਂਤਾਂ ਤੇ ਪਹਿਰਾ ਦੇਣ ਦੀ ਬਜਾਏ ਅਸੀਂ ਦੇਹਾਂ ਦੇ ਮਗਰ ਪੈ ਗਏ ਜਾਂ ਬਾਬਿਆਂ ਦੀਆਂ ਦੇਹਾਂ ਜਾਂ ਲੀਡਰਾਂ ਦੀਆਂ ਦੇਹਾਂ ਆਖੋ ਸਤਨਾਮ ਸਰੀਰ ਰਹਿ ਗਏ ਬਸ ਦੇਰ ਦੇ ਦੇ ਸਰੀਰ ਰਹਿ ਗਿਆ ਬਸ ਅਸਲ ਨੁਕਤਾ ਕੀ ਸੀ ਉਦੋਂ ਤੱਕ ਪਹੁੰਚੇ ਹੀ ਨਹੀਂ ਗੁਰੂ ਨਾਨਕ ਸਾਹਿਬ ਵਰਗਾ ਕਿਹੜਾ ਹੈ ਵੱਡੇ ਵੱਡੇ ਸਿੱਧ ਝੁਕੇ ਗੁਰੂ ਨਾਨਕ ਸਾਹਿਬ ਦੇ ਅੱਗੇ ਨੋਟ ਕਰਨਾ ਜਰਾ ਕੰਨ ਖੋਲ ਕੇ ਸੁਣਿਓ ਜਦੋਂ ਗੁਰੂ ਗੋਬਿੰਦ ਫਿਰ ਫਿਰ ਬੰਦ ਹੋ ਰਹੀ ਹੈ ਕਾਕਾ ਉਹ ਫਿਰ ਕਦੇ ਚੱਲਦੀ ਹੈ ਠੀਕ ਹੋ ਗਈ ਸੀ ਫਿਰ ਬੰਦ ਹੋਣ ਲੱਗ ਪਈ ਫਿਰ ਚੈੱਕ ਕਰੋ ਜਰਾ ਹਾਂਜੀ ਇੱਧਰ ਸੁਣਿਓ ਬਈ ਧਿਆਨ ਇੱਧਰ ਰੱਖਿਓ ਵੇਖੋ ਗੱਲ ਕਿੱਧਰ ਨੂੰ ਚੱਲੀ ਤੇ ਕਿੱਧਰ ਨੂੰ ਚਲੇਗੀ ਉਹ ਗੱਲ ਤੇ ਇਹਦੀ ਚੱਲਦੀ ਸੀ ਵੀ ਇਹਦਾ ਧਿਆਨ ਹੀ ਹਲਾਓ ਹੁਣ ਉੱਥੇ ਧਿਆਨ ਉਧਰ ਹੀ ਜਾਵੇ ਹੁਣ ਸੁਣਿਓ ਜਰਾ ਵੇਖੋ ਸਿੱਧਾਂ ਨੇ ਗੁਰੂ ਨਾਨਕ ਸਾਹਿਬ ਦਾ ਬੜਾ ਪ੍ਰਭਾਵ ਕਬੂਲ ਲਿਆ ਕਿਸੇ ਗੱਲ ਦਾ ਉਹਨਾਂ ਕੋਲ ਜਵਾਬ ਨਹੀਂ ਸੀ ਗੁਰੂ ਨਾਨਕ ਸਾਹਿਬ ਦਾ ਹਰ ਬਚਨ ਬਾ ਦਲੀਲ ਸੀ ਹਰ ਗੱਲ ਵਿੱਚ ਲੌਜੀਕ ਸੀ ਹਲ ਹਰ ਗੱਲ ਅਰਥ ਵਾਲੀ ਸੀ ਬੇਅਰਥ ਗੱਲ ਕੋਈ ਨਹੀਂ ਸੀ ਬੇਦਲੀਲੀ ਗੱਲ ਕੋਈ ਨਹੀਂ ਸੀ ਜਦੋਂ ਗੁਰੂ ਨਾਨਕ ਸਾਹਿਬ ਜੀ ਨੂੰ ਚੰਗੀ ਤਰ੍ਹਾਂ ਵੇਖ ਕੇ ਪਰਖ ਕੇ ਕਹਿੰਦੇ ਆਦੇਸ਼ ਬਾਬ ਆਦੇਸ਼ ਬਾਲਾ ਆਦੇਸ਼ ਤੈਨੂੰ ਅਸੀਂ ਮੱਥਾ ਟੇਕਦੇ ਆ ਆਦੇਸ਼ ਦਾ ਮਤਲਬ ਹੁੰਦਾ ਨਮਸਕਾਰ ਕਰ ਤੈਨੂੰ ਅਸੀਂ ਨਮਸਕਾਰ ਕਰਨਾ ਆਦੇਸ਼ ਤਿਸੈ ਆਦੇਸ਼ ਮੱਥਾ ਟੇਕਦੇ ਆ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਪਹਿਲਾਂ ਮੱਥਾ ਕਿੰਨੂੰ ਟੇਕਦੇ ਸੋ ਕਹਿੰਦੇ ਜੀ ਗੋਰਖ ਨੂੰ ਕਹਿੰਦੇ ਫਿਰ ਫਰਕ ਕੀ ਪਿਆ ਪਹਿਲਾਂ ਤੁਸੀਂ ਗੋਰਖ ਨੂੰ ਟੇਕਦੇ ਸੀ ਹੁਣ ਤੁਸੀਂ ਮੇਰੀ ਦੇਹ ਨੂੰ ਟੇਕਣ ਲੱਗ ਪਏ ਫਰਕ ਕੀ ਪਿਆ ਭਾਰ ਤੇ ਉਨਾ ਹੀ ਹੈ ਐਸ ਮੋਢੇ ਤੋਂ ਚੁੱਕ ਲਾ ਲਿਆ ਐਸ ਮੋਢੇ ਤੇ ਧਰ ਲਿਆ ਹੌਲੇ ਨਹੀਂ ਹੋਏ ਭਾਰ ਉਨਾ ਹੀ ਰਹਿ ਗਿਆ ਕਹਿੰਦੇ ਗੋਰਖ ਨੂੰ ਮੱਥਾ ਟੇਕਦੇ ਹੋ ਅੱਜ ਤੁਸੀਂ ਮੈਨੂੰ ਮੱਥਾ ਟੇਕਣ ਲੱਗ ਪਏ ਨੋਟ ਕਰਿਓ ਜੀ ਸਿੱਖਾਂ ਦੇ ਵਿੱਚ ਦੇਹ ਨੂੰ ਨਹੀਂ ਗਿਆਨ ਨੂੰ ਕਿਵੇਂ ਗੁਰੂ ਮੰਨਿਆ ਗਿਆ ਫਿਰ ਨੋਟ ਕਰੋ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਅੱਜ ਪਹਿਲਾਂ ਤੁਸੀਂ ਗੋਰਖ ਨੂੰ ਮੱਥਾ ਟੇਕਦੇ ਸੀ ਅੱਜ ਮੇਰੇ ਮਗਰ ਲੱਗ ਗਏ ਮੇਰੇ ਸਰੀਰ ਦਾ ਇੱਕ ਨਾ ਇੱਕ ਦਿਨ ਅੰਤ ਹੋ ਜਾਣਾ ਹੈ ਮੇਰੀ ਦੇਹ ਨੇ ਇੱਕ ਨਾ ਇੱਕ ਦਿਨ ਖਤਮ ਹੋ ਜਾਣਾ ਹੋ ਜਾਣਾ ਹੈ ਕਹਿੰਦੇ ਜੀ ਫੇਰ ਕਹਿੰਦੇ ਜੇ ਮੱਥਾ ਟੇਕਣਾ ਹੈ ਨਾ ਫਿਰ ਕੋਈ ਫਰਕ ਨਹੀਂ ਪਿਆ ਤੁਸੀਂ ਉਹਨੂੰ ਛੱਡ ਕੇ ਮੇਰੀ ਦੇਹ ਦੇ ਮਗਰ ਲੱਗ ਗਏ ਕਹਿੰਦੇ ਮੱਥਾ ਉਹਨੂੰ ਟੇਕੋ ਜਿਹੜਾ ਕਦੇ ਖਤਮ ਨਾ ਹੋਵੇ ਰੋਜ਼ ਪੜਦੇ ਆ ਆਦੇਸ਼ ਤਿਸੈ ਆਦੇਸ਼ ਅੱਗੇ ਜੀ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਜੁਗ ਜੁਗ ਇੱਕੋ ਵੇਸ ਗੁਰੂ ਨਾਨਕ ਸਾਹਿਬ ਨੇ ਦੇਹ ਦੀ ਪੂਜਾ ਨਹੀਂ ਕਰਾਈ ਆਪਣੀ ਦੇਹ ਦੇ ਮਗਰ ਨਹੀਂ ਲਾਇਆ ਤੁਸੀਂ ਉਹਨੂੰ ਮੰਨੋ ਜਿਹੜਾ ਸਰਬ ਵਿਆਪਕ ਹੈ ਉਹ ਇੱਕ ਤੇ ਸਾਨੂੰ ਸਾਰਿਆਂ ਨੂੰ ਪੁਜਾਰੀ ਬਣਾਇਆ ਰਾਖਾ ਏਕ ਹਮਾਰਾ ਸੁਆਮੀ ਉਹ ਸਾਡਾ ਸਾਰਿਆਂ ਦਾ ਰੱਖ ਹੈ ਸ਼ੁਰੂ ਹੀ ਕਰਦੇ ਨੇ ਇੱਕ ਓੰਕਾਰ ਇੱਕ ਤੋਂ ਸ਼ੁਰੂ ਹੁੰਦਾ ਹੈ ਬਸ ਉਹਨੂੰ ਮੰਨੋ ਆਪਣੀ ਦੇਹ ਦੇ ਮਗਰ ਨਹੀਂ ਲਾਇਆ ਮੱਥਾ ਕਹਿੰਦੇ ਮੈਂ ਵੀ ਉਸੇ ਨੂੰ ਟੇਕਦਾ ਤੇ ਤੁਸੀਂ ਸਾਰੇ ਵੀ ਉਸੇ ਨੂੰ ਟੇਕੋ ਸਰੀਰ ਵੱਲ ਨਹੀਂ ਇਧਰ ਨਾ ਵੇਖੋ ਉਧਰ ਵੇਖੋ ਜਿਹੜਾ ਸ਼ਬਦ ਹੈ ਜਿਹੜਾ ਗਿਆਨ ਹੈ ਜਿਹੜਾ ਸ਼ਬਦ ਰੂਪ ਵਿੱਚ ਵਰਤ ਰਿਹਾ ਹਰ ਇੱਕ ਦੇ ਹਰ ਇੱਕ ਦੇ ਅੰਦਰ ਜਿੱਥੋਂ ਪੈਦਾ ਹੋਏ ਆ ਅਸੀਂ ਸਾਰੇ ਉਹਦੇ ਤੋਂ ਬਿਨਾ ਛੱਡ ਦਿਓ ਹੋਰ ਕਿਸੇ ਨੂੰ ਮੰਨਣਾ ਛੱਡ ਦਿਓ ਕਿਸੇ ਹੋਰ ਨੂੰ ਪੂਜਣਾ ਇਸ ਕਰਕੇ ਅੱਜ ਇਹ ਸਰੀਰ ਨਾਲ ਜੁੜੇ ਹੋ ਗੱਲ ਕਿਸੇ ਹੋਰ ਨਾਲ ਜੁੜ ਜਾਓਗੇ ਗੱਲ ਹੁਣ ਉੱਥੇ ਹੀ ਲੈ ਕੇ ਆਉਣਾ ਵੀ ਅਸੀਂ ਜਦੋਂ ਦਮਦਮਾ ਸਾਹਿਬ ਜਾਣਾ ਹੈ ਤੇ ਸਿਧਾਂਤ ਲੱਭਣੇ ਨੇ ਜਿਹੜੇ ਗੁਰੂ ਗੋਬਿੰਦ ਸਿੰਘ ਦੱਸ ਕੇ ਗਏ ਆ ਜੇ ਅਸੀਂ ਆਨੰਦਪੁਰ ਸਾਹਿਬ ਜਾਣਾ ਹੈ ਤੇ ਆਨੰਦਪੁਰ ਸਾਹਿਬ ਜਾ ਕੇ ਸਿਧਾਂਤ ਲੱਭਣੇ ਆ ਜਿਹੜਾ ਅੱਜ ਵਾਲਾ ਦਿਨ ਹੈ ਨਾ ਵਿਸਾਖੀ ਗਏ ਸਨ ਝੌਰ ਨੋਟ ਕਰਿਓ ਇਹ ਬਰਾਦਰੀਆਂ ਬਣਾਈਆਂ ਗਈਆਂ ਨੇ ਪੁਜਾਰੀਆਂ ਵੱਲੋਂ ਬ੍ਰਹਮਣ ਆਬਾਦ ਵੱਲੋਂ ਬਣਿਆ ਕਰਕੇ ਮੈਂ ਬੇਨਤੀ ਕਰ ਰਿਹਾ ਕਿ ਗਏ ਸਨ ਝੌਰ ਗਏ ਸਨ ਨਾਈ ਗਏ ਸਨ ਛੀਂਬੇ ਗਏ ਸਨ ਜੱਟ ਗਏ ਸਨ ਖੱਤਰੀ ਫੇਰ ਕਹਿ ਰਿਹਾ ਦੁਬਾਰਾ ਗਏ ਸਨ ਛੀਂਬੇ ਗਏ ਸਨ ਝੌਰ ਗਏ ਸਨ ਨਾਈ ਗਏ ਸਨ ਖੱਤਰੀ ਗਏ ਸਨ ਜੱਟ ਪਰ ਜਦੋਂ ਅਨੰਦਪੁਰ ਸਾਹਿਬ ਖੰਡਾ ਖੜਕ ਗਿਆ ਮੁੜ ਕੇ ਆਏ ਤੇ ਖਾਲਸੇ ਬਣ ਕੇ ਆਏ ਕੋਈ ਮੁੜ ਕੇ ਨਾਈ ਨਹੀਂ ਆਇਆ ਝੌਰ ਨਹੀਂ ਆਇਆ ਸਤਿ ਸ੍ਰੀ ਅਕਾਲ ਵਾਪਸ ਮੁੜਦਿਆਂ ਜਾਤਾਂ ਖਤਮ ਹੋ ਗਈਆਂ ਦੱਸੋ ਜੀ ਮੈਨੂੰ ਜਵਾਬ ਦਿਓ ਆਪਾਂ ਆਨੰਦਪੁਰ ਕਦੇ ਉਦਾਂ ਗਏ ਵੀ ਆਨੰਦਪੁਰ ਸਾਹਿਬ ਗਏ ਗਏ ਤੇ ਗਰੇਵਾਲ ਗਏ ਤੇ ਗਿੱਲ ਗਏ ਤੇ ਮਾਨ ਗਏ ਤੇ ਵਿਰਕ ਲਾ ਲੋ ਲਾਗਰ ਲਾ ਲੋ ਕੋਈ ਜਾਤਾਂ ਗੋਤਾਂ ਕਿਹੜਾ ਤੇ ਲੋ ਕਿੰਨਿਆਂ ਨੇ ਪਰ ਜਦੋਂ ਮੁੜ ਕੇ ਆਏ ਆ ਤੇ ਖਾਲਸਾ ਆ ਸਾਡੇ 'ਚ ਹੈ ਤਾਂ ਅਸੀਂ ਤੇ ਪੂਛਾਂ ਨਾਲ ਹੀ ਲਈ ਫਿਰਦੇ ਹੰਕਾਰ ਨਾਲ ਹੀ ਚੁੱਕੀ ਫਿਰਦੇ ਆ ਇਹ ਰਮਦਾਸੀ ਹੈ ਇਹ ਜੱਟ ਹੈ ਇਹ ਮਜਬੀ ਹੈ ਇਹ ਭਾਪਾ ਇਹ ਆ ਕੌਣ ਹੈ ਜੀ ਇਹ ਨਾਈ ਬਰਾਦਰੀ ਹੈ ਜੀ ਝੌਰ ਬਰਾਦਰੀਆਂ ਨਾਲ ਹੀ ਚੁੱਕੀ ਫਿਰਦੇ ਆ ਅੱਜ ਵੀ ਆ ਹੁਣ ਥੋੜੇ ਦਿਨ ਪਹਿਲਾਂ ਇਧਰਲੇ ਇਲਾਕੇ 'ਚ ਗਏ ਫਾਜ਼ਿਲਕਾ ਦੇ ਇਲਾਕੇ 'ਚ ਉਥੇ ਦੱਸਦੇ ਸੀ ਕਹਿੰਦੇ ਗੁਰਦੁਆਰਾ ਹੈ ਦੋ ਸਰੂਪ ਪ੍ਰਕਾਸ਼ ਨੇ ਇੱਕ ਇੱਕ ਬਰਾਦਰੀ ਇੱਕ ਨੂੰ ਮੱਥਾ ਟੇਕਦੀ ਹੈ ਦੂਜੀ ਦੂਜੇ ਸਰੂਪ ਨੂੰ ਮੱਥਾ ਟੇਕਦੀ ਦਰਬਾਰ ਇੱਕ ਸਰੂਪ ਦੋ ਇੱਕ ਗੁਰੂ ਗ੍ਰੰਥ ਸਾਹਿਬ ਇੱਕ ਬਰਾਦਰੀ ਦਾ ਇੱਕ ਗੁਰੂ ਗ੍ਰੰਥ ਸਾਹਿਬ ਦੂਜੀ ਬਰਾਦਰੀ ਦਾ ਐ ਬੇੜਾ ਗਰਕ ਗਿਆ ਸਾਡਾ ਹਾਲ ਵੇਖੋ ਸਾਡਾ ਕੀ ਹੈ ਇੱਕ ਇੱਕ ਗੁਰਦੁਆਰਾ ਗੁਰਦੁਆਰਾ ਸਾਹਿਬ ਆਪਾਂ ਭਲਾ ਜਦੋਂ ਦੱਸੋ ਜੀ ਆਪਾਂ ਆਵਾਂਗੇ ਵੀ ਰਮਦਾਸੀਏ ਜਾਵਾਂਗੇ ਵੀ ਰਮਦਾਸੀਏ ਆਏ ਵੀ ਜੱਟਾਂ ਮੁੜ ਕੇ ਵੀ ਜੱਟੀ ਆਏ ਵੀ ਖੱਤਰੀ ਆ ਮੁੜ ਕੇ ਵੀ ਖੱਤਰੀ ਆਏ ਵੀ ਮਜਬੀ ਆ ਜਾਂਦੇ ਆ ਵੀ ਮਜਬੀ ਰਹਿਣਾ ਪਰ ਗੁਰੂ ਗੋਬਿੰਦ ਸਿੰਘ ਕੋਲ ਜਿਹੜੇ ਆਨੰਦਪੁਰ ਸਾਹਿਬ ਗਏ ਸੀ ਉਹ ਗਏ ਕੋਈ ਹੋਰ ਸੀ ਮੁੜ ਕੇ ਆਏ ਤੇ ਖਾਲਸੇ ਕੋਈ ਜਾਤ ਨਹੀਂ ਰਹੀ ਕੋਈ ਬਰਾਦਰੀ ਨਹੀਂ ਰਹੀ ਕੋਈ ਗੋਤ ਨਹੀਂ ਰਹੀ ਗੁਰੂ ਗੋਬਿੰਦ ਸਿੰਘ ਦੇ ਪੁੱਤ ਬਣ ਕੇ ਆਏ ਸੀ ਅਸੀਂ ਪੁੱਤ ਹਾਂ ਗੁਰੂ ਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਪੁੱਤ ਬਣ ਕੇ ਆਏ ਸਾਰੇ ਵਾਪਸ ਜਦੋਂ ਆਏ ਸਭ ਜਾਤਾਂ ਬਰਾਦਰੀਆਂ ਗੋਤਾਂ ਦੇ ਚੱਕਰਾਂ ਚੋਂ ਨਿਕਲ ਗਏ ਇੱਕ ਪਿਤਾ ਇੱਕ ਸਕੇ ਹਮ ਇੱਕ ਸਕੇ ਕੇ ਹਮ ਬਾਰਕ ਤੂੰ ਮੇਰਾ ਗੁਰਹਾਈ ਗੁਰਹਾਈ ਸਭ ਭਾਈ ਭਾਈ ਬਣ ਗਏ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਕੌਣ ਭਲੇ ਸਭ ਨੂਰ ਇਲਾਹੀ ਦਾ ਸਾਰੀ ਦੁਨੀਆ ਸਾਰੀ ਦੁਨੀਆ ਨੂਰ ਇਲਾਹੀ ਦਾ ਸਾਰੀ ਦੁਨੀਆ ਸਾਰੀ ਦੁਨੀਆ ਨੂਰ ਇਲਾਹੀ ਦਾ ਸਾਰੀ ਦੁਨੀਆ ਸਾਰੀ ਦੁਨੀਆ ਸਭ ਨੂਰ ਇਲਾਹੀ ਦਾ ਸਾਰੀ ਦੁਨੀਆ ਸਾਰੀ ਦੁਨੀਆ ਸਭ ਨੂਰ ਲਾਹੀ ਦਾ ਸਾਰੀ ਦੁਨੀਆ ਸਾਰੀ ਦੁਨੀਆ ਸਭ ਨੂਰ ਲਾਹੀ ਦਾ ਸਾਰੀ ਦੁਨੀਆ ਸਾਰੀ ਦੁਨੀਆ ਸਭ ਨੂਰ ਲਾਹੀ ਦਾ ਸਾਰੀ ਦੁਨੀਆ ਸਾਰੀ ਸਾਰੀ ਦਾ ਸਾਰੀ ਦੁਨੀਆ ਸਾਰੀ ਦੁਨੀਆ ਨੂਰ ਲਾਹੀ ਦਾ ਸਾਰੀ ਦੁਨੀਆ ਸਾਰੀ ਪੜੋ ਸਭ ਨੂਰ ਦਾ ਗੱਜ ਕੇ ਗੱਜ ਕੇ ਭੈਣਾ ਵੀ ਪੜੋ ਸਭ ਨੂਰ ਲਾਹੀ ਦਾ ਇੱਕੇ ਬਿਨਾ ਦੇ ਪੁੱਤਰ ਅਸੀਂ ਸਾਰੇ ਰਹੀਏ ਭਾਈ ਭਾਈ ਬਣ ਕੇ ਇੱਕੋ ਪਿਤਾ ਦੇ ਪੁੱਤਰ ਅਸੀਂ ਸਾਰੇ ਰਹੀਏ ਭਾਈ ਭਾਈ ਬਣ ਕੇ ਇੱਕੋ ਪਿਤਾ ਦੇ ਪੁੱਤਰ ਅਸੀਂ ਸਾਰੇ ਰਹੀਏ ਭਾਈ ਭਾਈ ਜਾਣਗੇ ਇੱਕੋ ਪਿਤਾ ਦੇ ਪੁੱਤਰ ਸਾਰੇ ਰਹੀਏ ਭਾਈ ਭਾਈ ਬਣ ਕੇ ਤਾਬੇ ਪੁੱਤਰ ਭਾਈ ਭਾਈ ਬਣ ਕੇ ਸੰਗ ਤੇ ਰਹੀਏ ਭਾਈ ਭਾਈ ਬਣ ਕੇ ਬਾਬਾ ਬਾਬਾ ਰਹੀਏ ਭਾਈ ਭਾਈ ਬਣ ਕੇ ਸੰਗ ਤੇ ਰਹੀਏ ਭਾਈ ਭਾਈ ਬਣ ਕੇ ਬਾਬਾ ਬਾਬਾ ਭਾਈ ਬਣ ਕੇ ਸੁਪਨਾ ਦੇ ਪੁੱਤਰ ਅਸੀਂ ਸਾਰੇ ਜਈਏ ਭਾਈ ਭਾਈ ਬਣ ਕੇ ਸੁਪਨਾ ਦੇ ਪੁੱਤਰ ਅਸੀਂ ਸਾਰੇ ਜਈਏ ਭਾਈ ਭਾਈ ਬਣ ਕੇ ਬਪਨਾ ਦੇ ਪੁੱਤਰ ਅਸੀਂ ਸਾਰੇ ਭਾਈ ਭਾਈ ਬਣ ਕੇ ਕਿਤਾਬੇ ਪੁੱਤਰ ਲਈਏ ਪਾਈ ਪਾਈ ਬਾਜੇ ਕੋ ਪਿਤਾ ਦੇ ਪੁੱਤਰ ਅਸੀਂ ਸਾਰੇ ਲਈਏ ਪਾਈ ਪਾਈ ਬਣ ਕੇ ਭਰਾ ਭਰਾ ਬਣ ਕੇ ਰਹਿਣਾ ਸੱਚਮੁੱਚ ਸਾਡੇ ਵਿੱਚ ਇਹ ਭਾਈਚਾਰਕ ਸਾਂਝ ਬਣੇ ਜੋ ਕਿ ਬਣੀ ਨਹੀਂ ਕਹਿਣ ਨੂੰ ਜ਼ਰੂਰ ਅਸੀਂ ਨੇੜੇ ਨੇੜੇ ਹਾਂ ਪਰ ਜਾਤਾਂ ਦੇ ਨਾਂ ਤੇ ਇੱਧਰ ਧਿਆਨ ਰੱਖੋ ਜਰਾ ਇਕਾਗਰਤਾ ਬਖਸ਼ੋ ਜਾਤਾਂ ਦੇ ਨਾਂ ਤੇ ਅਜੇ ਵੀ ਵੰਡੇ ਹੋਏ ਆ ਲੋਕਾਂ ਨੇ ਗੁਰਦੁਆਰੇ ਜਾਤਾਂ ਦੇ ਨਾਂ ਤੇ ਬਣਾਏ ਹੋਏ ਆ ਜੀ ਸਾਰਿਆਂ ਨੇ ਆ ਜਹਾਜ਼ ਨੂੰ ਲੈ ਜਾ ਭਾਈ ਸਾਰਿਆਂ ਦੇ ਮੂੰਹ ਤਾਂ ਹੋ ਗਏ ਇਹਨੂੰ ਉਡਾਓ ਪਰ ਇਹਨੂੰ ਲੈ ਕੇ ਜਾਓ ਸਾਰੇ ਹੀ ਵੇਖਣ ਲੱਗੇ ਇੱਧਰ ਨੂੰ ਥੱਲੇ ਲਾਓ ਇਹਨੂੰ ਚਲੋ ਹੁਣ ਤੇ ਬਸ ਗਿਆ ਹੁਣ ਇੱਧਰ ਰੁਕ ਜਾ ਲੈ ਵੇਖ ਲੋ ਖਡਾਉਣਾ ਜਈ ਹਲਾ ਲੈਂਦਾ ਸਾਰਾ ਨਿਗਾਹ ਜਾਈ ਹੈ ਤੇ ਅਸਲੀ ਆ ਜੇ ਫੇਰ ਇਹ ਨਕਲ ਮਾੜਾ ਜਿਹਾ ਹੀ ਹੈ ਨਾ ਵੇਖੋ ਸਾਡਾ ਧਿਆਨ ਸਾਰਾ ਹੀ ਉਧਰ ਚਲਿਆ ਗਿਆ ਵੇਖਣ ਲੱਗ ਜਾਂਦੇ ਆਪਣੀ ਸੁਰਤ ਨੂੰ ਗਿਆਨ ਦੀ ਸਵਾਰੀ ਦਿਓ ਜੀ ਫੇਰ ਉੱਡਦੀ ਏ ਆਪਣੀ ਸੁਰਤ ਉਡਾਈਏ ਆਪਾਂ ਇਦੋਂ ਤੇ ਤਾਂ ਲੰਘ ਜਾਂਦੀ ਏ ਤੇ ਕੁਝ ਵੀ ਨਹੀਂ ਜਦੋਂ ਗਿਆਨ ਦੇ ਖੰਭ ਲੱਗਣਗੇ ਨਾ ਗਿਆਨ ਦੇ ਖੰਭ ਸਾਡੀ ਸੁਰਤ ਨੂੰ ਬੈਠਾ ਰਹੀ ਭਾਵੇਂ ਬੈਕਵਰਡ ਤੋਂ ਬੈਕਵਰਡ ਏਰੀਏ 'ਚ ਛੋਟੇ ਮੋਟੇ ਪਿੰਡ ਵਿੱਚ ਜੰਮਿਆ ਭਾਵੇਂ ਤੂੰ ਪਰ ਤੇਰੀ ਸੁਰਤ ਕਿਤੇ ਦੀ ਕੀਤੀ ਚਲੀ ਜਾਈ ਤੁਸੀਂ ਵੇਖੋ ਪਿੰਡਾਂ ਵਿੱਚ ਜੰਮੇ ਕਥਾਵਾਚਕ ਨੇ ਨਿੱਕੇ ਜੇ ਪਿੰਡਾਂ 'ਚ ਜੰਮੇ ਨੇ ਲੋਕੀ ਕਹਿੰਦੇ ਬੈਕਵਰਡ ਇਲਾਕਾ ਬੈਕਵਰਡ ਇਲਾਕਾ ਪਰ ਗੁਰਬਾਣੀ ਦੇ ਗਿਆਨ ਨਾਲ ਜਦੋਂ ਤੋਂ ਜੁੜੇ ਨੇ ਉਹਨਾਂ ਨੂੰ ਦੁਨੀਆ ਕੈਨੇਡਾ ਤੇ ਅਮਰੀਕਾ 'ਚ ਸੱਦ ਕੇ ਕਹਿੰਦੀ ਆਓ ਭਾਈ ਸਾਹਿਬ ਸਾਨੂੰ ਗੁਰਬਾਣੀ ਦੀ ਕਥਾ ਸੁਣਾਓ ਆਖੋ ਸਤਨਾਮ ਸ੍ਰੀ ਵਾਹਿਗੁਰੂ ਗਿਆਨ ਵਾਲਾ ਬੈਕਵਰਡ ਨਹੀਂ ਹੁੰਦਾ ਜਿਨ੍ਹਾਂ ਕੋਲ ਗੁਰੂ ਗ੍ਰੰਥ ਸਾਹਿਬ ਵਰਗਾ ਗਿਆਨ ਹੋਵੇ ਉਹ ਬੈਕਵਰਡ ਨਹੀਂ ਉਹ ਪਛੜਿਆ ਨਹੀਂ ਰਹਿ ਜਾਂਦਾ ਭਾਈ ਅਸੀਂ ਕੋਈ ਪਛੜੇ ਨਹੀਂ ਸਾਡਾ ਗੁਰੂ ਐਡਾ ਮਹਾਨ ਹੈ ਜਿਨੇ ਸਭ ਨੂੰ ਅੱਗੇ ਲਾ ਲੈਣਾ ਬਾਹ ਤੋਂ ਫੜ ਕੇ ਸਤਿਗੁਰੂ ਅੱਗੇ ਕਰਦੇ ਆ ਅੱਗੇ ਕਰਤਾ ਆ ਜਾ ਤੈਨੂੰ ਲੋਕੀ ਝੌਰ ਕਹਿੰਦੇ ਆ ਲੱਗ ਅੱਗੇ ਇੱਥੇ ਆ ਇੱਧਰ ਜਿਵੇਂ ਗੁਰੂ ਅਰਜਨ ਦੇਵ ਜੀ ਨੇ ਕੀਤਾ ਸੀ ਸਾਰੀਆਂ ਬਰਾਦਰੀਆਂ ਨੂੰ ਇਕੱਠੇ ਆਓ ਜੀ ਇੱਥੇ ਬੈਠੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਭ ਦੀ ਬਾਣੀ ਦਰਜ ਕਰਤੀ ਇਦਾਂ ਹੀ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਨੇ ਕਰਤੇ ਇਕੱਠੇ ਆਜੋ ਸਾਰੇ ਅੱਜ ਵੀ ਕੀਤਾ ਜਾਂਦਾ ਅੱਜ ਵੀ ਗੁਰੂ ਘਰ ਦੀ ਮਰਿਆਦਾ ਇਹੋ ਹੀ ਹੈ ਉਹ ਗੱਲ ਵੱਖ ਹੈ ਵੀ ਸਾਡੀਆਂ ਨਲੈਕੀਆਂ ਨੇ ਪ੍ਰਬੰਧਕਾਂ ਦੀਆਂ ਨਲੈਕੀਆਂ ਨੇ ਆਗੂਆਂ ਦੀਆਂ ਨਲੈਕੀਆਂ ਨੇ ਲੀਡਰਾਂ ਦੀਆਂ ਨਲੈਕੀਆਂ ਨੇ ਅਸੀਂ ਗੁਰੂ ਗੋਬਿੰਦ ਸਿੰਘ ਦੇ ਇੰਨੇ ਪਿਆਰੇ ਸਿਧਾਂਤ ਦੁਨੀਆ ਨੂੰ ਦੱਸ ਹੀ ਨਹੀਂ ਸਕੇ ਅਸੀਂ ਲਾਗੂ ਨਹੀਂ ਕਰ ਸਕੇ ਇੰਨੇ ਕਮਾਲ ਦੇ ਸਿਧਾਂਤ ਨੇ ਜਿਹੜੇ ਅਸੀਂ ਲਾਗੂ ਨਹੀਂ ਕਰ ਸਕੇ ਅਜੇ ਤੱਕ ਸਭ ਬਰਾਦਰੀਆਂ ਨੂੰ ਇਕੱਠਿਆਂ ਕਰਤਾ ਇੱਕ ਬਾਟੇ 'ਚ ਅੰਮ੍ਰਿਤ ਪਿਆ ਕੇ ਇਕੱਠੇ ਕਰਤੇ ਗੁਰੂ ਗੋਬਿੰਦ ਸਿੰਘ ਨੇ ਸਾਰੇ ਇੱਕ ਬਾਟੇ ਦੇ ਵਿੱਚ ਅੰਮ੍ਰਿਤ ਜਦੋਂ ਛਕਾਇਆ ਗਿਆ ਅੱਜ ਵੀ ਜਦੋਂ ਪੰਜ ਪਿਆਰੇ ਅੰਮ੍ਰਿਤ ਛਕਾਉਂਦੇ ਨੇ ਨਾ ਜੀ ਇੱਧਰ ਨੋਟ ਕਰਿਓ ਪਹਿਲੇ ਤੋਂ ਸਟਾਰਟ ਕਰਕੇ ਫਿਰ ਦੂਜਾ ਫਿਰ ਤੀਜਾ ਫਿਰ ਚੌਥਾ ਇੱਕ ਬਾਟੇ 'ਚ ਇੱਕ ਬਾਟੇ ਨੂੰ ਮੂੰਹ ਲਾਉਣਗੇ ਸਾਰੇ ਬਾਟਾ ਪੰਜ ਪਿਆਰਿਆਂ ਨੇ ਇਦਾਂ ਫੜਿਆ ਹੁੰਦਾ ਪਹਿਲੇ ਤੋਂ ਸ਼ੁਰੂ ਕਰਦੇ ਨੇ ਇੱਕ ਤੋਂ ਦੂਜਾ ਦੂਜੇ ਤੋਂ ਤੀਜਾ ਤੀਜੇ ਤੋਂ ਚੌਥਾ ਤੇ ਜਦੋਂ ਉਹ ਐਂਡ ਵਿੱਚ ਚਲੇ ਜਾਂਦੇ ਨੇ ਨਾ ਜੀ ਐਂਡ 'ਚ ਅਖੀਰ ਤੋਂ ਜਾ ਕੇ ਫਿਰ ਉਹਦੇ ਤੋਂ ਸ਼ੁਰੂ ਕਰਕੇ ਫਿਰ ਪਹਿਲੇ ਤੱਕ ਆਉਂਦੇ ਆ ਇੱਕ ਬਾਟੇ ਵਿੱਚ ਸਾਰੇ ਦੁਨੀਆ ਨੂੰ ਅਸੀਂ ਮੈਸੇਜ ਦਿੰਨੇ ਆ ਅਸੀਂ ਇੱਕ ਬਾਟੇ ਵਿੱਚ ਛਕ ਲੈਨੇ ਆ ਇੱਕ ਪੰਗਤ ਵਿੱਚ ਖਾ ਲੈਨੇ ਆ ਦੁਨੀਆ ਦੇ ਲੋਕੋ ਆ ਵੇਖੋ ਅੰਮ੍ਰਿਤ ਸਰੋਵਰ ਚ ਆ ਕੇ ਤਰਨਤਾਰਨ ਆਜੋ ਦੁੱਖ ਨਿਵਾਰਨ ਸਾਹਿਬ ਆਜੋ ਬੰਗਲਾ ਸਾਹਿਬ ਆਜੋ ਆ ਕੇ ਸਾਨੂੰ ਵੇਖੋ ਇੱਕ ਪੰਗਤ ਵਿੱਚ ਖਾ ਲੈਨੇ ਆ ਇੱਕੋ ਬਾਟੇ ਚੋਂ ਅੰਮ੍ਰਿਤ ਪੀ ਲੈਨੇ ਆ ਤੇ ਇੱਕੋ ਸਰੋਵਰ ਦੇ ਵਿੱਚ ਅਸੀਂ ਨਹਾ ਲੈਨੇ ਇੱਕੋ ਸਰੋਵਰ 'ਚ ਅਸੀਂ ਨਹਾ ਲੈਨੇ ਸਾਡੇ 'ਚ ਭਾਈਚਾਰਕ ਸਾਂਝ ਬਹੁਤ ਹੈ ਸਾਡੇ 'ਚ ਏਕਾ ਬਹੁਤ ਹੈ ਏਕਤਾ ਦਾ ਭਾਵ ਗੁਰੂ ਸਾਹਿਬ ਨੇ ਸਾਨੂੰ ਦਿੱਤਾ ਪਰ ਇੱਕ ਕੌਣ ਬਣਿਆ ਉਹੀ ਜਾਤਾਂ ਉਹੀ ਗੋਤਾਂ ਸਾਰਾ ਕੁਝ ਉਵੇਂ ਜਿਵੇਂ ਚੱਲ ਰਿਹਾ ਸਭ ਕੁਝ ਉਵੇਂ ਜਿਵੇਂ ਚੱਲ ਰਿਹਾ ਕੁਝ ਖਤਮ ਨਹੀਂ ਹੋਇਆ ਪਰ ਜੇ ਸਿੱਖ ਕਿਤੇ ਇਕੱਠੇ ਹੋ ਜਾਣ ਜੋ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਦੱਸਿਆ ਸੀ ਨਾ ਕਲਗੀਧਰ ਸੱਚੇ ਪਾਤਸ਼ਾਹ ਨੇ ਅਨੰਦਪੁਰ ਸਾਹਿਬ ਦੀ ਧਰਤੀ ਉੱਤੇ ਸਭ ਨੂੰ ਚਿੱਠੀਆਂ ਭੇਜੀਆਂ ਕਹਿੰਦੇ ਐਦਕੀ ਤੇ ਸਾਰੇ ਹੀ ਆਓ ਜਿੱਥੇ ਜਿੱਥੇ ਨਾਨਕ ਨਾਮ ਲੈਵਾ ਸਿੱਖ ਬੈਠੇ ਸੀ ਸਭ ਨੂੰ ਜਦੋਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਬੁਲਾਇਆ ਚਿੱਠੀਆਂ ਗਈਆਂ ਸਾਰੇ ਆਏ ਦੂਰੋਂ ਦੂਰੋਂ ਅਨੰਦਪੁਰ ਸਾਹਿਬ ਜਾਣ ਦਾ ਚਾਹ ਹੀ ਬੜਾ ਸੀ ਖੁਸ਼ੀ ਬੜੀ ਸੀ ਚਲੋ ਚਲੀਏ ਜਿੱਥੇ ਰਹਿੰਦੇ ਬੇਪਰਵਾਹ ਨੰਦਪੁਰ ਵੱਲ ਤੁਰ ਚੱਲੀਏ ਚੱਲ ਨੰਦਪੁਰ ਵੱਲ ਤੁਰ ਚੱਲੀਏ ਫਿਰ ਜਿੱਥੇ ਕਦਰ ਪਵੇ ਕਦਰਾਂ ਦੀ ਮਨ ਚੱਲ ਜਿੱਥੇ ਰਹਿੰਦੇ ਆ ਚੱਲ ਨੰਦਪੁਰ ਵੱਲ ਚੱਲ ਨੰਦਪੁਰ ਵੱਲ ਤੁਰ ਚੱਲੀਏ ਚੱਲ ਨੰਦਪੁਰ ਵੱਲ ਤੁਰ ਚੱਲੀਏ ਕਿੱਥੇ ਮਨ ਪਵੇ ਵੇ ਬਦਲਾ ਦੀ ਮਨ ਚੱਲ ਨੰਦਪੁਰ ਵੱਲ ਤੁਰ ਚੱਲੀਏ ਮਨ ਵੱਲ ਨਾ ਸਾਰੇ ਪੜੋ ਤੁਰ ਚੱਲੀਏ ਨੰਦਰ ਪਵੇ ਫੇਰ ਪੜੋ ਇੱਕ ਵਾਰ ਨੰਦਰ ਪਵੇ ਕਿੰਨੇ ਮਾਣ ਵਾਲੀ ਗੱਲ ਹੈ ਮੈਂ ਦੀਵੀ ਮੇਰਾ ਮੁਰਸ਼ਦ ਉੱਚਾ ਮੈਂ ਦੀਵੀ ਮੇਰਾ ਮੁਰਸ਼ਦ ਉੱਚਾ ਮੈਂ ਦੀਵੀ ਮੇਰਾ ਮੁਰਸ਼ਦ ਉੱਚਾ ਮੈਂ ਦੀਵੀ ਮੇਰਾ ਮੁਰਸ਼ਦ ਉੱਚਾ ਅਸਾਂ ਉੱਚਿਆ ਦੇ ਸੰਗ ਲਈ ਉੱਚਿਆ ਦੇ ਸੰਗ ਲਈ ਸਾਈ ਸਦਕੇ ਜਾਵਾਂ ਸਦਕੇ ਜਾਵਾਂ ਸਦਕੇ ਜਾਵਾਂ ਸਦਕੇ ਸਦਕੇ ਜਾਵਾਂ ਸਦਕੇ ਜਾਵਾਂ ਸਦਕੇ ਜਾਵਾਂ ਸਦਕੇ ਜਾਵਾਂ ਸਦਕੇ ਜਾਵਾਂ ਸਦਕੇ ਜਾਵਾਂ ਸਦਕੇ ਜਾਵਾਂ ਸਦਕੇ ਜਾਵਾ ਮੈਂ ਨਹੀਂ ਵੀ ਮੇਰਾ ਮੁਰਸ਼ਦ ਉੱਚਾ ਅਸਾਂ ਉੱਚਿਆਂ ਦੇ ਸੰਗ ਲਾਈ ਸਦਕੇ ਜਾਵਾਂ ਉਹਨਾਂ ਉੱਚਿਆਂ ਤਾਈਂ ਜਿਨ੍ਹਾਂ ਨੀਵਿਆਂ ਸੰਗ ਨਿਭਾਈ ਨਿਭਾਈ ਕਦਰ ਪਵੇ ਜਿੱਥੇ ਚਲੋ ਅਨੰਦਪੁਰ ਸਾਹਿਬ ਦੀ ਧਰਤੀ ਤੇ ਉੱਥੇ ਕੋਈ ਨਹੀਂ ਆਂਦਾ ਤੂੰ ਝੋਰ ਐ ਓਏ ਤੂੰ ਚਮਾਰ ਐ ਓਏ ਕੋਈ ਨਹੀਂ ਕੰਦ ਕਹਿੰਦਾ ਤੂੰ ਮਜਬੀ ਐ ਉੱਥੇ ਸਾਰੇ ਕਹਿੰਦੇ ਆ ਜਾ ਤੂੰ ਖਾਲਸਾ ਬਣ ਗਿਆ ਭਰਾ ਐ ਸਾਡਾ ਇੱਕੋ ਇੱਕ ਘਰ ਐ ਜਿੱਥੇ ਪਹਿਲਾਂ ਧਰਮ ਹੈ ਹੀ ਇਹ ਕਿ ਜਾਤਾਂ ਜੋ ਮੰਨੂਵਾਦੀ ਧਰਮ ਚੱਲ ਰਿਹਾ ਸੀ ਨਾ ਉਹਦੇ ਚ ਜਾਤਾਂ ਸੀ ਬਰਾਦਰੀਆਂ ਸੀ ਆ ਆ ਜਾਤ ਆ ਗੋਤਾ ਵੀ ਬੋਲ ਕੇ ਪੜੋ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌ ਵਰਣਾ ਕੋ ਸਾਂਝਾ ਜਿਹੜੇ ਕਰਮ ਧਰਮਾਂ ਵਿੱਚ ਉਲਝਾ ਕੇ ਰੱਖਿਆ ਸੀ ਜਿਨ੍ਹਾਂ ਨੇ ਇਹ ਪਹਿਲੀਆਂ ਪੰਕਤੀਆਂ ਨੇ ਬੋਲ ਕੇ ਪੜਨ ਲਈਏ ਕਰਮ ਧਰਮ ਪਖੰਡ ਜੋ ਦੀਸੇ ਪੰਚਮ ਪਾਸ਼ਾ ਕਰਮ ਧਰਮ ਪਖੰਡ ਜੋ ਦੀਸੈ ਤਿੰਨ ਜਮ ਜਾਗਾਤੀ ਲੂਟੈ निर्वाण ਕੀਰਤਨ ਗਾਵੋ ਕਰਤੇ ਕਾ ਨਿਮਖ ਸਿਮਰਤ ਜਿਤ ਛੂਟੈ ਇਹ ਵੰਡੀ ਹੋਈ ਸੀ ਮਨੁੱਖਤਾ ਇਹ ਜੀ ਖੱਤਰੀ ਐ ਇਹ ਜੀ ਬ੍ਰਾਹਮਣ ਐ ਇਹ ਜੀ ਸ਼ੂਦਰ ਐ ਇਹ ਜੀ ਵੈਸ ਐ ਖੱਤਰੀ ਸ਼ਸਤਰ ਚਲਾ ਸਕਦਾ ਐ ਬ੍ਰਾਹਮਣ ਗਿਆਨ ਪੜ ਸਕਦਾ ਵੇਦ ਪੜ ਸਕਦਾ ਹੋਰ ਕਿਸੇ ਨੂੰ ਪੜਨ ਦਾ ਅਧਿਕਾਰ ਨਹੀਂ ਵੈਸ ਖੇਤੀ ਕਰ ਸਕਦਾ ਹੈ ਤੇ ਸ਼ੂਦਰ ਦਾ ਕੰਮ ਕੀ ਹੈ ਜਿਹੜਾ ਕਹਿੰਦੇ ਗਰੀਬ ਹੈ ਸ਼ੂਦਰ ਹੈ ਕਹਿੰਦੇ ਇਹ ਲੋਕਾਂ ਦੀ ਸੇਵਾ ਕਰ ਸਕਦਾ ਹੈ ਬਸ ਇਹ ਗੋਹਾ ਕੂੜਾ ਕਰੇ ਗੰਦਮੰਦ ਚੁੱਕੇ ਲੋਕਾਂ ਦੀ ਸੇਵਾ ਕਰੇ ਸ਼ੂਦਰ ਕਹਿੰਦੇ ਇਸੇ ਲਈ ਬਣਾਇਆ ਕਹਿੰਦੇ ਪਿਛਲੇ ਇਹਨਾਂ ਦੇ ਕਰਮ ਚੰਗੇ ਸੀ ਤਾਂ ਕਰਕੇ ਬ੍ਰਾਹਮਣਾ ਬ੍ਰਾਹਮਣਾ ਘਰ ਜੰਮੇ ਚੰਗੇ ਕਰਮਾਂ ਕਰਕੇ ਬੰਦਾ ਖੱਤਰੀ ਦੇ ਘਰ ਜੰਮਿਆ ਚੰਗੇ ਕਰਮਾਂ ਕਰਕੇ ਬੰਦਾ ਰਾਜਾ ਬਣਿਆ ਇਹ ਬੜਾ ਇਹਨਾਂ ਦਾ ਮਿਲ ਗੋਪਾ ਕੰਮ ਸੀ ਰਾਜਾ ਦੇ ਰਾਜਾ ਬ੍ਰਹਮਣ ਨੂੰ ਕਹਿੰਦਾ ਸੀ ਐਦਾਂ ਸੁਣਿਓ ਧਿਆਨ ਨਾਲ ਰਾਜਾ ਬ੍ਰਹਮਣ ਨੂੰ ਮੱਥਾ ਟੇਕ ਕੇ ਕਹਿੰਦਾ ਬ੍ਰਹਮਣ ਦੇਵਤਾ ਜੀ ਕਿਰਪਾ ਰੱਖਿਓ ਤੇ ਬ੍ਰਹਮਣ ਦੇਵਤਾ ਇਹਨਾਂ ਜਦੋਂ ਕਥਾ ਕਰਨੀ ਉਹਨੇ ਕਹਿਣਾ ਰਾਜੇ ਨੇ ਕਲੰਕ ਹੁੰਦੇ ਨੇ ਭਾਵੇਂ 300 ਰਾਣੀ ਰੱਖੀ ਰੱਖਣ ਇਹਨਾਂ ਨੂੰ ਪਾਪ ਨਹੀਂ ਲੱਗਦਾ ਕੋ ਸਤਨਾਮ ਸ੍ਰੀ ਵਾਹਿਗੁਰੂ ਗੱਲ ਸਮਝ ਚਾਈ ਇਦਾਂ ਇਹਨਾਂ ਦਾ ਚੱਲਦਾ ਸੀ ਕੰਮ ਜਿਵੇਂ ਹੁਣ ਇਦਾਂ ਕਹਿ ਲਓ ਵੀ ਜਥੇਦਾਰ ਮੁੱਖ ਮੰਤਰੀ ਦੀ ਸੋਭਾ ਕਰੀ ਜਾਏ ਤੇ ਮੁੱਖ ਮੰਤਰੀ ਜਥੇਦਾਰ ਸਾਹਿਬ ਕਹੀ ਜਾਏ ਇਦਾਂ ਸੀ ਕੰਮ ਵੀ ਜਥੇਦਾਰ ਮੁੱਖ ਮੰਤਰੀ ਨੇ ਬਣਾਇਆ ਹੈ ਮੁੱਖ ਮੰਤਰੀ ਦੀ ਸਪੀਚ ਜਦੋਂ ਉਹਨੇ ਬੋਲਣਾ ਹੈ ਜਥੇਦਾਰ ਸਾਹਿਬ ਸਾਡੇ ਕੌਮ ਦੇ ਜਥੇਦਾਰ ਹਨ ਸਿੰਘ ਸਾਹਿਬ ਹਨ ਇਹਨਾਂ ਦਾ ਸਤਿਕਾਰ ਕਰਨਾ ਹੈ ਤੇ ਸਿੰਘ ਸਾਹਿਬ ਜਦੋਂ ਬੋਲਣ ਉਹ ਕਹਿਣ ਇਹਨਾਂ ਵਰਗਾ ਮੁੱਖ ਮੰਤਰੀ ਕੋਈ ਨਹੀਂ ਰਲ ਗਏ ਨਾ ਦੋਨੇ ਇਹ ਪ੍ਰਾਣੀ ਰੀਤ ਸੀ ਬ੍ਰਾਹਮਣ ਕਹਿੰਦਾ ਸੀ ਰਾਜਾ ਨੇਕਲੰਕ ਹੁੰਦਾ ਹੈ ਕਥਾ ਤੇ ਉਹਨੇ ਕਰਨੀ ਹੈ ਦੁਨੀਆ ਦੇ ਤੇ ਕਥਾ ਤੇ ਉਹਨੇ ਕਰਨੀ ਹੈ ਲੋਕਾਂ ਨੂੰ ਉਹਨੇ ਪੜਾਣਾ ਰਾਜਾ ਨੇਕਲੰਕ ਹੁੰਦਾ ਹੈ ਰਾਜਾ ਅਵਤਾਰ ਹੁੰਦਾ ਹੈ ਇਹ ਭਗਵਾਨ ਦਾ ਅਵਤਾਰ ਹੈ ਰਾਜਾ ਤੇ ਰਾਜਾ ਭਾਵੇਂ ਤੈਨੂੰ ਸੋਰਾਣੀ ਰੱਖੀ ਰੱਖੇ ਨੂੰ ਪਾਪ ਨਹੀਂ ਲੱਗਦਾ ਇਹ ਬ੍ਰਹਮਣ ਨੇ ਕਥਾ 'ਚ ਲੋਕਾਂ ਨੂੰ ਕਹਿਣਾ ਤੇ ਜਦੋਂ ਬ੍ਰਹਮ ਰਾਜੇ ਨੇ ਦਰਬਾਰ ਚ ਆਉਣਾ ਰਾਜੇ ਨੇ ਸਾਰੀ ਦੁਨੀਆ ਦੇ ਸਾਹਮਣੇ ਬਾਮਨ ਨੂੰ ਮੱਥਾ ਟੇਕਣਾ ਉਹਨੇ ਕਹਿਣਾ ਕਥਾ ਬਾਜ ਬ੍ਰਹਮਣ ਦੇਵਤਾ ਜੀ ਮੱਥਾ ਟੇਕਣਾ ਉਹ ਉਹਦੀ ਸੋਭਾ ਕਰੀ ਜਾਂਦਾ ਸੀ ਇਹ ਮਿਲ ਗੋਭਾ ਕੰਮ ਸੀ ਜਨਤਾ ਕਮਲੀ ਕਰਤੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਮਲੀ ਕਰਤੀ ਜਨਤਾ ਦੁਨੀਆ ਕਮਲੀ ਕਰਦੀ ਇਹਨਾਂ ਨੇ ਐਦਾਂ ਰਲ ਕੇ ਚੱਲਦਾ ਸੀ ਧਾਰਮਿਕ ਬੰਦੇ ਰਾਜਨੀਤਿਕ ਬੰਦੇ ਇਹਨਾਂ 'ਚ ਵਿਗੜੇ ਜਿਹੜੇ ਸੀ ਇਕੱਠੇ ਰਹਿੰਦੇ ਸੀ ਐਦਾਂ ਮਿਲ ਗੋਭਾ ਕੰਮ ਚੱਲੀ ਜਾਂਦਾ ਸੀ ਇਹ ਰੀਤ ਚੱਲ ਰਹੀ ਸੀ ਇਹ ਸਾਂਝਾ ਉਪਦੇਸ਼ ਦੇਣ ਵਾਲਾ ਗੁਰੂ ਨਾਨਕ ਆਇਆ ਸਤਨਾਮ ਸ੍ਰੀ ਵਾਹ ਨਾਨਕ ਨਿਰਮਲ ਨਿਆਰਾ ਲਿਆ ਨਹੀਂ ਕਿਸੇ ਤੋਂ ਕੁਛ ਉਧਾਰ ਨਹੀਂ ਕਿਸੇ ਦੀ ਨਕਲ ਨਹੀਂ ਹੈ ਸਿੱਖ ਧਰਮ ਕਿਸੇ ਦੀ ਕੜਾ ਦਿੱਤਾ ਕਿਸੇ ਨੇ ਆ ਪਵਾਇਆ ਇਦਾਂ ਦੇ ਕਿਸੇ ਨੇ ਆ ਪਵਾਇਆ ਕਿਸੇ ਨੇ ਆਇਆ ਵੇਖੋ ਆਕੜਾ ਕਿੱਥੋਂ ਲਿਆ ਇੱਥੋਂ ਮਿਲ ਜਾਂਦਾ ਬਾਹਰ ਦੁਕਾਨ ਤੋਂ 10 ਰੁਪਏ ਦਾ 20 ਰੁਪਏ ਦਾ 50 ਰੁਪਏ ਦਾ ਮਿਲ ਜੂ ਦੁਖਨਵਾਰਨ ਤੋਂ ਖਰੀਦਿਆ ਦੁੱਖ ਇੱਥੋਂ ਲਿਆ ਅੰਮ੍ਰਿਤਸਰ ਤੋਂ ਖਰੀਦਿਆ ਨਾ ਜੀ ਨਾ ਇਹ ਕੜਾ ਮੈਨੂੰ ਅਨੰਦਪੁਰ ਸਾਹਿਬ ਤੋਂ ਮਿਲਿਆ ਤੇ ਗੁਰੂ ਗੋਬਿੰਦ ਸਿੰਘ ਨੇ ਦਿੱਤਾ ਸ੍ਰੀ ਕਾਲ ਆ ਸ੍ਰੀ ਸਾਹਿਬ ਵੇਖੋ ਜਰਾ ਹੈ ਨੇ ਤੁਹਾਡੇ ਸਾਰਿਆਂ ਕੋਲ ਇਹ ਜਿਹੜੀ ਸ੍ਰੀ ਸਾਹਿਬ ਹੈ ਜੀ ਇਹ ਮੈਨੂੰ ਇਹ 2000 ਦੀ ਹੋਏਗੀ ਮੇਰੇ ਖਿਆਲ ਕਿੱਥੋਂ ਮਿਲੀ ਤੁਸੀਂ ਦੱਸੋ ਜੀ ਕਿੱਥੋਂ ਮਿਲੀ ਮੈਂ ਤੁਹਾਡੇ ਤੋਂ ਪੁੱਛਣਾ ਹੈ ਕਿੱਥੋਂ ਮਿਲੀ ਕਿੰਨੇ ਦਿੱਤੀ ਤੁਸੀਂ ਵੀ ਬੋਲ ਲਿਆ ਕਰੋ ਕਿੱਥੋਂ ਮਿਲੀ ਤੇ ਕਿੰਨੇ ਦਿੱਤੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਸਾਹਿਬ ਦਿੱਤੀ ਇਹ ਮੁੱਲ ਨਹੀਂ ਮਿਲਦੀ ਇੱਥੋਂ ਨਹੀਂ ਮਿਲੀ ਬਾਹਰੋਂ ਇਹ ਸਾਨੂੰ ਪਿਆਰ ਹੈ ਇਹਨਾਂ ਕਕਾਰਾਂ ਨਾਲ ਕਿਉਂ ਗੁਰੂ ਗੋਬਿੰਦ ਸਿੰਘ ਨੇ ਸ੍ਰੀ ਸਾਹਿਬ ਦਿੱਤੀ ਹੈ ਤੇ ਸਾਨੂੰ ਆਨੰਦਪੁਰ ਸਾਹਿਬ ਤੋਂ ਚੈੱਕ ਕਰੋ ਜੀ ਸਾਰੇ ਜਣੇ ਆਪਣੇ ਜਿੰਨੇ ਬੈਠੇ ਹੋ ਚੈੱਕ ਕਰੋ ਜੀ ਆ ਗੁਰੂ ਗੋਬਿੰਦ ਸਿੰਘ ਦੇ ਪਿਆਰ ਦੀ ਨਿਸ਼ਾਨੀ ਹੈ ਸਾਰਿਆਂ ਕੋਲ ਹੈ ਬਈ ਦੇਖੋ ਜਰਾ ਜਿਨ੍ਹਾਂ ਨੇ ਈਡੀਆਂ ਈਡੀਆਂ ਪਾਈਆਂ ਨੇ ਹੁਣ ਕੱਢੋ ਬਾਹਰ ਈਡੀਆਂ ਕੱਢੋ ਬਈ ਵਿਖਾਓ ਜਰਾ ਈਡੀਆਂ ਈਡੀਆਂ ਜਿਨ੍ਹਾਂ ਨੇ ਪਾਈਆਂ ਵੱਡੀਆਂ ਵਾਲੇ ਤਾਂ ਵੇਖੋ ਕਿੰਨੀ ਖੁਸ਼ੀ ਹੈ ਦੇ ਦੇਖੋ ਲੈ ਹੁਣ ਪੈ ਗਿਆ ਪੰਗਾ ਐਡੀ ਐਡੀ ਵਿੱਚ ਹੀ ਉਹਦੇ ਕੰਗਾ ਐਡਾ ਉਹਦੇ ਵਿੱਚ ਹੀ ਵਿੱਚ ਹੀ ਨਿਕਾ ਜਾ ਕੰਗਾ ਵਿੱਚ ਹੀ ਉਹ ਮਹਾਂਪੁਰ ਕਹਿੰਦੇ ਹੁੰਦੇ ਸੀ ਵਿੱਚ ਹੀ ਕਸ਼ਹਿਰਾ ਵੀ ਪਾ ਲਿਆ ਐਡਾ ਗੋ ਹੁਣ ਵੇਖੋ ਇਹ ਇਹ ਇਹ ਕੀ ਹੈ ਜੀ ਗੁਰੂ ਗੋਬਿੰਦ ਸਿੰਘ ਦੇ ਪਿਆਰ ਦੀ ਕਈ ਰਮਾਲ ਚੁੱਕੀ ਫਿਰਦੇ ਨੇ ਕੋਈ ਮੁੰਦਰੀ ਚੁੱਕੀ ਫਿਰਦਾ ਅਗੇ ਜੀ ਪਿਆਰ ਦੀ ਅੱਜ ਕੱਲ ਵੀ ਇਹ ਰਮਾਲ ਮੁੰਦਰੀਆਂ ਚੱਲਦੀਆਂ ਨੇ ਕਿ ਬਦਲ ਗਈਆਂ ਨੇ ਨਿਸ਼ਾਨੀਆਂ ਹੁਣ ਮਾਡਰਨ ਆ ਗਿਆ ਜ਼ਮਾਨਾ ਹੁਣ ਕੀ ਇਹ ਦੱਸੋ ਅੱਜ ਕੱਲ ਫੋਨ ਹੋਣਗੇ ਸ਼ਾਇਦ ਸਿਮ ਹੋਏਗੀ ਵੀ ਘਰ ਵਾਲਿਆਂ ਨੇ ਤੈਨੂੰ ਫੋਨ ਲੈਣ ਨਹੀਂ ਦੇਣਾ ਸਿਮ ਦੇ ਦੇਣਾ ਮੈਂ ਪੈਸੇ ਬਿੱਲ ਮੈਂ ਭਰ ਦਿਆ ਕਰਾਂਗਾ ਸਿਮ ਤੂੰ ਰੱਖ ਲੈ ਬਿੱਲ ਮੈਂ ਭਰ ਦਿਆ ਕਰ ਅੱਜ ਕੱਲ ਤੇ ਇਦਾਂ ਹੀ ਚੱਲਦਾ ਹੁਣ ਵੀ ਗੁਪਤ ਲੱਭਿਆ ਲੜਕੀ ਫੋਨ ਹੈ ਨਹੀਂ ਸੀ ਪਰ ਕਹਿੰਦੇ ਨੇ ਤੇ ਰੱਖਿਆ ਸੀ 6 ਮਹੀਨਿਆਂ ਦਾ ਪਤਾ ਹੀ ਨਹੀਂ ਲੱਗਾ ਫੋਨ ਤੇ ਅੰਦਰ ਰੱਖਿਆ ਸੀ ਸਾਨੂੰ ਪਤਾ ਹੀ ਨਹੀਂ ਲੱਗਾ ਘਰ ਦੀਆਂ ਗੱਲਾਂ ਨੇ ਨਾ ਸਾਡੀਆਂ ਦੱਸੋ ਕਰਨੀਆਂ ਪੈਣਗੀਆਂ ਕਾਦੀਆਂ ਨਿਸ਼ਾਨੀਆਂ ਨੇ ਰੁਲਦੇ ਰੋਂਦੇ ਵੇਖਦੇ ਆ ਚੀਕਾਂ ਮਾਰਦੇ ਵਿਆਹ ਹੋ ਗਿਆ ਦਿਨ ਚਾਰ ਨਹੀਂ ਲੰਘਦੇ ਚਾਰ ਦਿਨ ਨਹੀਂ ਲੰਘਦੇ ਤੇ ਵਿਆਹੇ ਵਰੇ ਕਿਹੜਾ ਘਟ ਨੇ ਅਖਬਾਰ ਦੀ ਖਬਰ ਸੀ 5-7 ਦਿਨ ਪਹਿਲਾਂ ਅਖਬਾਰ ਵਿੱਚ ਖਬਰ ਛਪੀ ਸੀ ਚੈਟਿੰਗ ਕਰਨ ਲੱਗ ਗਏ ਚੈਟਿੰਗ ਪਰ ਆਪਣੇ ਪੰਜਾਬੀ 'ਚ ਕਹਿੰਦੇ ਹੁੰਦੇ ਸੀ ਫਲਾਣੇ ਨੇ ਫਲਾਣੇ ਦੇ ਮੁੰਡੇ ਨੂੰ ਚਾਟੇ ਲਾ ਲਿਆ ਚਾਟੇ ਲਾ ਲਿਆ ਫਲਾਣੇ ਨੇ ਫਲਾਣੇ ਦੇ ਮੁੰਡੇ ਨੂੰ ਫਲਾਣਾ ਫਲਾਣੇ ਦੀ ਚਾਟੇ ਲੱਗ ਗਿਆ ਅੱਜ ਕੱਲ ਸਾਰੇ ਚੈਟਿੰਗ 'ਚ ਲੱਗ ਗਏ ਚੈਟਿੰਗ ਕਰਦੇ ਰਹੇ ਇਹ ਦੋ ਜਣੇ ਚੈਟਿੰਗ ਲੱਗ ਪਏ ਕਰਨ ਅਖਬਾਰ ਦੀ ਦੱਸ ਰਿਹਾ ਜੀ ਖਬਰ ਕੋਈ ਬਣਾਈ ਗੱਲ ਨਹੀਂ ਨਿਊਜ਼ ਲੱਗੀ ਸੀ ਉਹਦੇ 'ਚ ਦੋਨੇ ਜਣੇ ਚੈਟਿੰਗ ਕਰਦੇ ਰਹੇ ਕਰਦੇ ਰਹੇ ਕਰਦੇ ਰਹੇ ਮਿਲਣ ਦਾ ਪ੍ਰੋਗਰਾਮ ਬਣਾ ਲਿਆ ਉਹ ਵੀ ਨਕਲੀ ਆਈਡੀ ਬਣਾ ਕੇ ਉਹ ਵੀ ਨਕਲੀ ਆਈਡੀ ਬਣਾ ਕੇ ਗੱਲਾਂ ਕਰਦੇ ਕਰਦੇ ਕਰਦੇ ਜਿੱਦਣ ਇਕੱਠੇ ਟਾਈਮ ਦੇ ਤਾਂ ਜਦੋਂ ਮਿਲੇ ਤੇ ਦੋਵੇਂ ਪਤੀ ਪਤਨੀ ਘਰ ਵਾਲਾ ਘਰ ਵਾਲੀ ਐਡਰੈਸ ਗਲਤ ਨਾਂ ਗਲਤ ਜਦੋਂ ਇਕੱਠੇ ਹੋਏ ਤੇ ਪਤੀ ਪਤਣੀ ਉਹ ਕਰੇ ਤੂੰ ਬਗਾਨੇ ਬੰਦੇ ਨੂੰ ਮਿਲ ਗਏ ਤੂੰ ਕਿਹੜਾ ਘੱਟ ਹੈ ਕੰਜਰਾ ਅਰੇ ਤੂੰ ਮੈਨੂੰ ਕਹਿੰਦਾ ਤੂੰ ਘੱਟ ਹੈ ਸ਼ਰਮ ਤੂੰ ਕਰ ਚੌਰ ਦਾੜੀਆ ਆ ਜੇ ਤੂੰ ਮੈਨੂੰ ਕਹਿੰਦਾ ਹੈ ਤੇ ਤੂੰ ਕਿਹੜਾ ਘੱਟ ਹੈ ਜੇ ਮੈਂ ਕਿਸੇ ਨੂੰ ਮਿਲਣ ਆਈ ਆ ਤੇ ਤੂੰ ਵੀ ਕਿਸੇ ਨੂੰ ਮਿਲਣ ਨਹੀਂ ਆਇਆ ਆ ਆ ਆ ਚੈਟਿੰਗ ਹੋ ਰਹੀ ਹੈ ਅੱਜ ਇਹ ਅੱਜ ਦੇ ਹਿਸਾਬ ਨਾਲ ਗੱਲ ਕਰੋ ਗੁਰਮਖੋ ਚੀਜ਼ਾਂ ਨਹੀਂ ਮਾੜੀਆਂ ਇਹਦੇ ਤੋਂ ਲਾਭ ਚੰਗਾ ਲਿਆ ਜਾ ਸਕਦਾ ਵਰਤੋਂ ਚੰਗੀ ਕੀਤੀ ਜਾ ਸਕਦੀ ਹੈ ਇਹ ਟੈਕਨੋਲੋਜੀ ਹੈ ਆ ਹੁਣ ਵੇਖੋ ਇੱਥੇ ਦੀਵਾਨ ਚੱਲਦਾ ਸਾਰੀ ਦੁਨੀਆ 'ਚ ਸੁਣਦਾ ਹਜ਼ਾਰਾਂ ਘਰਾਂ 'ਚ ਲੱਖਾਂ ਜਗ੍ਹਾ ਟੈਲੀਵਿਜ਼ਨ ਵਿੱਚ ਆ ਚੜ੍ਹਦੀ ਕਲਾ ਟਾਈਮ ਟੀਵੀ ਤੇ ਚੱਲ ਰਿਹਾ ਜਦਾ ਦੀਵਾਨ ਲਾਈ ਵਿਦੇਸ਼ਾਂ ਦੇ ਵਿੱਚ ਲੋਕ ਟੀਵੀ ਅੱਗੇ ਬੈਠੇ ਹੋਣਗੇ ਕਿੰਨੀ ਸਹੂਲਤ ਹੈ ਵਰਤ ਲੋ ਚੰਗਾ ਫੇਸਬੁੱਕਾਂ ਮਾੜੀਆਂ ਨਹੀਂ ਸੀ ਰੋਜ਼ ਦਰਬਾਰ ਸਾਹਿਬ ਦਾ ਹੁਕਮਨਾਮਾ ਪੜੋ ਉਹਦੇ ਅਰਥ ਪੜੋ WhatsApp ਆਇਆ ਕੋਈ ਚੀਜ਼ਾਂ ਮਾੜੀਆਂ ਨਹੀਂ ਵਰਤੋਂ ਮਾੜੀ ਹੈ ਗੁਰਮਖਾ ਅੱਜ ਤੇ ਤਕੜਾ ਹੀ ਡੰਡਾ ਤਕੜਾ ਹੀ ਕੁੰਡਾ ਤੇਰੇ ਸਿਰ ਤੇ ਗਿਆਨ ਦਾ ਹੋਏਗਾ ਤਾਂ ਬਚੇਗਾ ਨਹੀਂ ਤੇ ਮਟੀਰੀਅਲ ਵਿੱਚ ਇੱਥੇ ਤੱਕ ਇੱਥੇ ਤੱਕ ਡੁੱਬ ਗਏ ਆ ਸਾਹ ਨਹੀਂ ਸਾਨੂੰ ਆਉਂਦਾ ਹੁਣ ਹੁਣ ਸਾਨੂੰ ਸਾਹ ਨਹੀਂ ਸਾਨੂੰ ਆਉਂਦਾ ਇੱਥੇ ਤੱਕ ਡੁੱਬੇ ਹੋਏ ਆ ਜੀ ਅਸੀਂ ਇੱਥੇ ਤੱਕ ਸਾਹ ਸੂ ਨਹੀਂ ਸਾਨੂੰ ਹੁਣ ਆਉਂਦਾ ਉੱਠਦਿਆਂ ਵੀ ਆ ਵੀ ਸੌਂਦਿਆਂ ਵੀ ਉੱਠਣ ਸਾਰ ਚਾਹ ਨਹੀਂ ਮੰਗਦਾ ਫੋਨ ਲਿਓ ਬਈ ਚਾਹ ਨਹੀਂ ਵੇਖਦਾ ਮਾਂ ਨੂੰ ਚੈੱਕ ਨਹੀਂ ਮਾਂ ਦੀ ਨਬਜ ਫੜ ਕੇ ਵੇਖ ਲੈ ਦਾਦੇ ਦੀ ਨਬਜ ਫੜ ਕੇ ਵੇਖ ਲੈ ਠੀਕ ਨੇ ਬਿਮਾਰ ਘਰ 'ਚ ਪਿਆ ਸੀ ਉਹ ਸਭ ਤੋਂ ਪਹਿਲਾਂ ਵੇਖਦਾ ਵੀ ਮੈਂ ਫੋਨ 'ਚ ਵੇਖਾਂ ਵੀ ਮੈਸੇਜ ਕਿੰਨੇ ਆ ਗਏ ਨੇ ਚੈੱਕ ਕਰ ਲਓ ਵੀ ਕੀ ਹੋ ਰਿਹਾ ਫਸ ਰਹੇ ਆ ਨਾ ਵੇਖੋ ਮੇਰੀ ਬੇਨਤੀ ਨੂੰ ਧਿਆਨ 'ਚ ਰੱਖਿਓ ਜੇ ਇਹਨਾਂ ਚੀਜ਼ਾਂ ਨੂੰ ਵਰਤਣਾ ਗੁਰਮਖੋ ਓਡਾ ਹੀ ਕੁੰਡਾ ਤਕੜਾ ਚਾਹੀਦਾ ਹੈ ਅੱਜ ਦੇ ਸਮੇਂ ਦੇ ਵਿੱਚ ਜਿੰਨੀ ਅੱਜ ਦੇ ਸਮੇਂ ਵਿੱਚ ਤੁਹਾਨੂੰ ਬੰਦਗੀ ਦੀ ਗੁਰੂ ਦੇ ਗਿਆਨ ਦੀ ਗੁਰੂ ਦੇ ਕਥਾ ਦੀ ਜਿੰਨੀ ਸੇਵਾ ਦੀ ਅੱਜ ਲੋੜ ਹੈ ਇਹ ਪਹਿਲਾਂ ਘੱਟ ਸੀ ਪਹਿਲਾਂ ਇੰਨਾ ਫਸਣ ਵਾਸਤੇ ਨਹੀਂ ਸੀ ਅੱਜ ਤੇ ਬਹੁਤ ਕੁਝ ਹੈ ਹੁਣ ਤੇ ਬਹੁਤ ਤਕੜੇ ਹੋਣਾ ਪੈਣਾ ਹੈ ਅੰਦਰੋਂ ਬਹੁਤ ਸਟਰੋਂਗ ਹੋਣਾ ਪੈਣਾ ਹੈ ਹਰ ਹਰ ਕਿਰਪਾਲ ਕਿਰਪਾ ਪ੍ਰਭ ਧਾਰੀ ਗੁਰ ਗਿਆਨ ਦਿਓ ਮਨ ਸਮਝਾ ਮਨ ਸਮਝਾ ਮਨ ਸਮਝੇ ਕਿੱਥੇ ਸਮਝਦਾ ਵੇਖੋ ਕੁਛ ਨਹੀਂ ਮਾੜਾ ਪਰ ਵਰਤੋਂ ਮਾੜੀ ਨਾ ਕਰੇ ਕੁਛ ਨਹੀਂ ਮਾੜਾ ਇਹਦੀ ਵਰਤੋਂ ਮਾੜੀ ਨਾ ਸਾਜ਼ ਉਹੀ ਨੇ ਵੇਖੋ ਆ ਸਾਜ਼ ਨੇ ਇਹ ਆਪਾਂ ਵੀ ਵਜਾਨੇ ਆ ਇਹੀ ਵਾਜਾ ਨਾਗੀ ਵਾਲਿਆਂ ਤੋਂ ਗਾਉਣ ਵਾਲੇ ਲੈ ਕੇ ਜਾਂਦੇ ਢੋਲਕੀਆਂ ਵੀ ਆਹੀ ਆ ਕੀਬੋਰਡ ਵੱਜਦਾ ਹੈ ਇਹਦੇ ਨਾਲ ਦੇ ਹੀ ਵੱਜਦੇ ਨੇ ਪਰ ਵਰਤੋਂ ਕਿੱਦਾਂ ਕਰਦੇ ਹੋ ਤੁਸੀਂ ਗੱਲ ਤੇ ਵਰਤੋਂ ਤੇ ਹੈ ਇਸ ਕਰਕੇ ਅੱਜ ਅੱਜ ਦੇ ਸਮੇਂ ਵਿੱਚ ਬਹੁਤ ਵੱਡੀ ਲੋੜ ਹੈ ਇਹ ਕੀ ਹੈ ਜੀ ਮੈਂ ਗੱਲ ਉੱਥੀ ਫੇਰ ਲੈ ਕੇ ਆਇਆ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਪਿਆਰ ਦੀ ਨਿਸ਼ਾਨੀ ਹੈ ਜਿਹੜੀ ਅਸੀਂ ਸਾਂਭ ਕੇ ਰੱਖਣੀ ਹੈ ਦੱਸੋ ਜਰਾ ਜਿਹੜੀ ਅਸੀਂ ਸਾਂਭ ਕੇ ਰੱਖਣੀ ਇਹ ਸਾਂਭ ਕੇ ਰੱਖਣੀ ਹੈ ਇਹ ਪੰਜ ਕਕਾਰ ਨੇ ਜਿਹੜੇ ਇਹ ਆਪਾਂ ਸਾਂਭ ਕੇ ਰੱਖੀਏ ਜੀ ਗੁਰੂ ਸਾਹਿਬ ਨੇ ਸਾਨੂੰ ਬਖਸ਼ੇ ਹੈ ਇਹ ਸਾਡੇ ਪਿਆਰ ਦੀ ਨਿਸ਼ਾਨੀ ਹੈ ਜਿਹਦੇ ਕੋਲ ਨਹੀਂ ਪਾ ਕੇ ਰੱਖੋ ਸ੍ਰੀ ਸਾਹਿਬ ਉੱਪਰ ਦੀ ਪਾ ਕੇ ਰੱਖੋ ਕਾਹਦਾ ਉਹ ਜਿਹੜੇ ਨਕਲੀ ਗੁਰੂ ਹੁੰਦੇ ਨੇ ਲੁਕੋ ਕੇ ਰੱਖੀ ਉਹ ਦੱਸੀ ਨਾ ਕਿਸੇ ਨੂੰ ਪਤਾ ਨਾ ਲੱਗ ਜੇ ਅਸੀਂ ਕਿਉਂ ਲੁਕੋਈਏ ਸਾਨੂੰ ਗੁਰੂ ਸਾਹਿਬ ਨੇ ਉੱਪਰ ਦੀ ਆਪ ਵੀ ਪਾਈ ਤੇ ਸਾਨੂੰ ਵੀ ਪਵਾਈ ਆਖੋ ਸਤਨਾਮ ਵਾਹਿਗੁਰੂ ਦਸਤਾਰ ਦਿੱਤੀ ਆ ਵੇਖੋ ਮਰ ਜਾਂਦੇ ਨੇ ਕਈ ਬਾਬੇ ਮਰ ਜਾਂਦੇ ਨੇ ਮਰ ਜਾਂਦੇ ਨੇ ਬਾਬਾ ਜੀ ਕਿਸੇ ਨੂੰ ਲਾ ਦਿਓ ਜ਼ਿੰਮੇਵਾਰੀ ਡਿਊਟੀ ਪੱਗ ਨਹੀਂ ਦਿੰਦੇ ਕਿਸੇ ਨੂੰ ਮਰ ਜਾਂਦੇ ਨੇ ਅੱਜ ਦੇ ਬਾਬੇ ਮਰ ਜਾਂਦੇ ਨੇ ਜ਼ਮੀਨਾਂ ਨਾਲ ਚੰਬੜੇ ਹੋਏ ਐ ਡੇਰਿਆਂ ਨਾਲ ਚੰਬੜੇ ਹੋਏ ਐ ਜਾਇਦਾਦਾਂ ਨਾਲ ਚੰਬੜੇ ਹੋਏ ਐ ਮਰ ਜਾਂਦੇ ਨੇ ਕਿਸੇ ਨੂੰ ਪੱਗ ਨਹੀਂ ਦਿੰਦੇ ਤੁਸੀਂ ਦੱਸੋ ਗੁਰੂ ਗੋਬਿੰਦ ਸਿੰਘ ਨੇ ਆਪਣੀ ਪੱਗ ਕਿਹਨੂੰ ਦਿੱਤੀ ਦੱਸੋ ਮੈਨੂੰ ਆ ਸਾਡੇ ਸਿਰਾਂ ਤੇ ਪੱਜੀ ਸਾਰਿਆਂ ਨੂੰ ਦਿੱਤੀ ਆਖੋ ਸਤਿ ਸ੍ਰੀ ਵਾਹਿਗੁਰੂ ਆ ਸਾਰਿਆਂ ਦੇ ਸਿਰਾਂ ਤੇ ਜਿਹੜੀ ਦਸਤਾਰ ਹੈ ਇਹ ਗੁਰੂ ਗੋਬਿੰਦ ਸਿੰਘ ਦੀ ਦਿੱਤੀ ਹੋਈ ਹੈ ਸਤਿ ਸ੍ਰੀ ਅਕਾਲ ਮਰ ਜਾਂਦੇ ਨੇ ਸਾਡੇ ਵਰਗੇ ਇੰਨੇ ਚਿੰਬੜੇ ਹੋਏ ਆ ਅਸੀਂ ਜਾਇਦਾਦਾਂ ਨਾਲ ਡੇਰੇਦਾਰੀਆਂ ਨਾਲ ਪੱਗਾਂ ਨਾਲ ਪਰ ਗੁਰੂ ਗੋਬਿੰਦ ਸਿੰਘ ਨੇ ਆਪਣੀ ਪੱਗ ਖਾਲਸੇ ਨੂੰ ਦਿੱਤੀ ਜੇ ਦਿੱਤੀ ਹੈ ਕਿਸੇ ਨੂੰ ਪੱਗ ਤੇ ਦੱਸ ਦਿਓ ਜੀ ਗੁਰਗੱਦੀ ਗੁਰੂ ਗ੍ਰੰਥ ਸਾਹਿਬ ਕੋਲ ਪਹਿਲਾਂ ਤੋਂ ਹੀ ਹੈ ਉਹ ਤੇ ਇੱਕ ਹੁਕਮ ਪੱਕਾ ਕਰਤਾ ਲਾਗੂ ਕਿਉਂਕਿ ਗੁਰੂ ਸ਼ਬਦ ਹੀ ਸ਼ੁਰੂ ਤੋਂ ਗੁਰੂ ਹੈ ਦੇ ਗੁਰੂ ਬਣੀ ਨਹੀਂ ਸ਼ਬਦ ਹੀ ਗੁਰੂ ਹੈ ਸ਼ਬਦ ਹੀ ਗੁਰੂ ਰਹੇਗਾ ਗੁਰੂ ਨਾਨਕ ਕਹਿੰਦੇ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ ਬਿਨ ਸ਼ਬਦੇ ਜਗ ਬੌਰਾਨੰ ਸ਼ਬਦ ਮਹਾਰਾਜ ਨੇ ਕਿਹਾ ਸ਼ਬਦ ਗੁਰੂ ਗੁਰੂ ਨਾਨਕ ਸਾਹਿਬ ਨੇ ਕਿਹਾ ਸ਼ਬਦ ਗੁਰੂ ਸੁਰਤ ਧੁਨ ਚੇਲਾ ਸ਼ਬਦ ਗੁਰੂ ਹੈ ਸਾਡਾ ਸਾਰਿਆਂ ਦਾ ਸ਼ਬਦ ਗੁਰੂ ਹੈ ਤੇ ਸ਼ਬਦ ਦੀ ਮਰਿਆਦਾ ਪੂਰੀ ਕਰਕੇ ਅੱਜ ਤੋਂ ਬਾਅਦ ਤੁਸੀਂ ਦੇਹਾਂ ਨੂੰ ਵਿੱਚੋਂ ਕੱਢ ਦਿਓ ਸ਼ਬਦ ਦੇ ਹੀ ਪੁਜਾਰੀ ਬਣ ਕੇ ਰਹੋ ਗੁਰਗੱਦੀ ਗੁਰੂ ਗ੍ਰੰਥ ਸਾਹਿਬ ਨੂੰ ਮਿਲੀ ਤੇ ਪੱਗ ਸਾਡੇ ਸਿਰ ਤੇ ਬਣਾ ਦਿੱਤੀ ਸੁਣੋ ਪੱਗ ਨਹੀਂ ਮਿਲੀ ਹੁਣ ਸਾਨੂੰ ਕੀ ਮਿਲੇਗੀ ਹੁਣ ਇੱਥੇ ਮੰਨ ਲਓ ਕੋਈ ਬੰਦਾ ਇੱਥੇ ਆਉਣ ਵਾਲਾ ਕੱਲ ਨੂੰ ਮੈਂ ਮਰ ਜਾ ਤੁਸੀਂ ਕੱਲ ਨੂੰ ਕਹੋ ਯਾਰ ਪੱਗ ਤੇ ਸਾਨੂੰ ਤੇ ਪੱਗ ਪੱਗ ਕਾਦੀ ਅਸੀਂ ਕਿਸੇ ਦੀ ਪੱਗ ਤੋਂ ਕੀ ਲੈਣਾ ਹੈ ਸਾਡੇ ਕੋਲ ਗੁਰੂ ਗੋਬਿੰਦ ਸਿੰਘ ਦੀ ਪੱਗ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਜਿਹੜੀ ਸਭ ਨੂੰ ਬਖਸ਼ੀ ਤੂੰ ਬੰਨ ਕੇ ਤੇ ਰੱਖ ਤੂੰ ਸੰਭਾਲ ਕੇ ਤੇ ਰੱਖ ਇਹ ਪੱਗ ਨੂੰ ਤੂੰ ਸਿਰ ਤੇ ਰੱਖੀ ਪੱਗਾਂ ਵਾਲੇ ਅੱਜ ਵੇਖੋ ਕਿਹੜੇ ਕਿਹੜੇ ਅਹੁਦਿਆਂ ਤੇ ਪਹੁੰਚੇ ਆ ਕਿੱਥੇ ਕਿੱਥੇ ਤੱਕ ਉਹ ਗੱਲ ਵੱਖ ਹੈ ਮੈਨੂੰ ਕਿਸੇ ਪਾਰਟੀ ਨਾਲ ਨਾ ਜੋੜਿਓ ਪੱਗ ਪੰਜਾਬ ਸਰਕਾਰ ਸਿਰ ਤੇ ਪੱਗ ਮੁੱਖ ਮੰਤਰੀ ਤੇ ਪ੍ਰਧਾਨ ਮੰਤਰੀ ਵੀ 10 ਸਾਲ ਰਹਿ ਗਿਆ ਠੀਕ ਹੈ ਬੰਦੇ ਨੂੰ ਬਾਹਰ ਕੱਢ ਦਿਓ ਬੰਦੇ ਨੂੰ ਪੱਗ ਚੋਂ ਬਾਹਰ ਕੱਢ ਦਿਓ ਪਰ ਪੱਗ ਤੇ ਉਹ ਬੈਠੀ ਹੈ 10 ਸਾਲ ਵੱਡੇ ਵੱਡੇ ਲੀਡਰ ਫੀਡਰ ਸਭ ਆ ਕੇ ਉਸ ਪੱਗ ਅੱਗੇ ਝੁਕਦੇ ਸੀ ਆਖੋ ਸਤਨਾਮ ਝੁਕਦੇ ਰਹੇ ਆ ਕੈਨੇਡਾ ਵਿੱਚ ਵੇਖੋ ਪਾਰਲੀਮੈਂਟ ਵਿੱਚ ਅਖੰਡ ਪਾਠ ਸਾਹਿਬ ਹੋਇਆ ਕੱਲ ਅਖੰਡ ਪਾਠ ਸਾਹਿਬ ਹੋਇਆ ਸਭ ਨੇ ਸਾਡੇ ਵਾਲੇ ਮਾਫ ਕਰਨਾ ਸੜ ਜਾਣ ਇਹਨਾਂ ਦੀਆਂ ਜ਼ਬਾਨਾਂ ਇਹਨਾਂ ਦੇ ਮੂੰਹ ਚੋਂ ਵਧਾਈ ਦੇ ਸ਼ਬਦ ਨਹੀਂ ਨਿਕਲਦੇ ਖਾਲਸੇ ਦੇ ਸਿਰਜਣਾ ਦਿਵਸ ਦੀਆਂ ਲੱਖ ਲੱਖ ਪ੍ਰਧਾਨ ਮੰਤਰੀਆਂ ਨੇ ਵਧਾਈਆਂ ਦਿੱਤੀਆਂ ਕੈਨੇਡਾ ਵਾਲਿਆਂ ਨੇ ਦਿੱਤੀ ਵਧਾਈ ਇਹਨਾਂ ਨੂੰ ਵਧਾਈ ਸਿੱਖਾਂ ਨੂੰ ਇੰਨੀ ਕਦਰ ਉਹਨਾਂ ਦੇਸ਼ਾਂ 'ਚ ਵੀ ਵੀ ਸਿੱਖ ਕਮਿਊਨਿਟੀ ਹੈ ਕੀ ਇਸ ਕਰਕੇ ਆ ਆ ਦਸਤਾਰ ਗੁਰੂ ਗੋਬਿੰਦ ਸਿੰਘ ਦੇ ਕੇ ਗਏ ਆ ਇਹ ਕੀ ਹੈ ਜੀ ਗੁਰੂ ਗੋਬਿੰਦ ਸਿੰਘ ਦੇ ਪਿਆਰ ਦੀ ਸੜ ਜਾਣ ਤੇਰੀਆਂ ਨਾਈਕੀ ਦੀਆਂ ਟੋਪੀਆਂ ਤੇਰੀਆਂ ਕੀ ਕਿਹਾ ਮੈਂ ਬੋਲੋ ਸੜ ਜਾਣ ਤੇਰੀਆਂ ਨਾਈਕੀ ਦੀਆਂ ਟੋਪੀਆਂ ਨਹੀਂ ਲੈਣੀਆਂ ਸਿਰ ਤੇ ਤੇਰੇ ਸਿਰ ਤੇ ਗੁਰੂ ਗੋਬਿੰਦ ਸਿੰਘ ਦੀ ਦਸਤਾਰ ਕਲਗੀਧਰ ਜੀ ਦੀ ਦਸਤਾਰ ਤੇਰੇ ਸਿਰ ਤੇ ਰਵੇ ਛੱਡ ਦੇ ਛੱਡੇ ਨਾ ਲਾਓ ਸਿੱਖ ਹੋਏ ਸਿਰ ਟੋਪੀ ਧਰੈ ਸਾਤ ਜਨਮ ਕੁਸ਼ਤੀ ਹੋਏ ਮਰੈ ਫਿਰ ਬੋਲੋ ਸਿੱਖ ਹੋਏ ਸਿਰ ਟੋਪੀ ਧਰੈ ਸਾਤ ਜਨਮ ਕੁਸ਼ਤੀ ਹੋਏ ਅੱਜ ਕੱਲ ਤੇ ਫੈਸ਼ਨ ਬਣ ਗਿਆ ਸਾਡੇ ਆ ਅਮੀਰ ਕਈ ਸਰਮਾਏਦਾਰ ਘਰਾਂ 'ਚ ਸੁਣਦੇ ਹੋਣਗੇ ਸਰਮਾਏਦਾਰਾਂ ਦਾ ਕੰਮ ਬਣ ਗਿਆ ਅੱਜ ਕੱਲ ਪੁੱਠੀ ਟੋਪੀ ਲੈ ਕੇ ਮੈਂ ਕਹਿੰਦਾ ਕੀ ਗੱਲ ਬਈ ਤੂੰ ਐਡਾ ਆਫੀਸਰ ਰਿਟਾਇਰ ਹੋਇਆ ਹੈ ਓਏ ਤੂੰ ਇੰਨਾ ਪੜਿਆ ਲਿਖਿਆ ਕਹਿੰਦੇ ਜੀ ਮੈਂ ਪੀ ਐਚ ਡੀ ਕੀਤੀ ਮੈਂ double M A triple M A ਕੀਤੀ ਅੱਛਾ ਹੁਣ ਫਿਰ ਕੀ ਕਰਨਾ ਹੈ ਇੰਨਾ ਪੜਿਆ ਹੈ ਓਏ ਤੇਰੇ ਨਾਂ ਨਾਲ ਸਿੰਘ ਲੱਗਾ ਹੈ ਹਾਂ ਕੰਮ ਕੀ ਕਰਦਾ ਹੈ ਕੁਛ ਨਹੀਂ ਸਵੇਰੇ 6 ਵਜੇ ਵੇਖੋ ਕੱਛਾ ਪਾ ਕੇ ਕੁੱਤਾ ਕਮਾਉਣ ਤੁਰਿਆ ਹੁੰਦਾ ਕੁੱਤਾ ਕਮਾ ਰਿਹਾ ਹੈ ਓ ਤੂੰ ਜੇ ਇੰਨਾ ਪੜਿਆ ਲਿਖਿਆ ਹੈ ਕਿਉਂ ਨਹੀਂ ਆ ਕੇ ਕੌਮ ਦੀ ਸੇਵਾ ਕਰਦਾ ਸਾਡੇ ਵਰਗਿਆਂ ਨੂੰ ਬੋਲਣ ਵਾਸਤੇ ਮੈਟਰ ਬਣਾ ਜੇ ਤੂੰ ਇੰਨਾ ਪੜਿਆ ਲਿਖਿਆ ਹੈ ਤੇ ਪੜ ਗੁਰਬਾਣੀ ਪੜ ਜੇ ਤੂੰ ਸਟੇਜ ਤੇ ਨਹੀਂ ਬੋਲ ਸਕਦਾ ਤੇ ਸਾਡੇ ਵਰਗਿਆਂ ਨੂੰ ਕਹਿ ਆ ਲਓ ਜੀ ਮੈਂ ਕੁਝ ਲਿਖਿਆ ਤੁਹਾਨੂੰ ਚੰਗਾ ਲੱਗੇ ਤੁਸੀਂ ਸਟੇਜ ਤੇ ਸੁਣਾਓ ਅੱਜ ਕੱਲ ਆ ਕੰਮ ਰਹਿ ਗਿਆ ਸਾਡਾ ਪੜਿਆ ਲਿਖਿਆ ਦਾ ਬਾ ਕੁੱਤਾ ਕਮਾਣ ਤੁਰੇ ਹੋਣਗੇ ਸਵੇਰੇ ਸੰਗਲੀ ਫੜੀ ਹੁੰਦੀ ਹੈ ਤੇ ਟੋਪੀ ਇਦਾਂ ਐਦਾਂ ਟੋਪੀ ਲਈ ਹੋਈ ਹੈ ਬਾ ਇਹ ਇਹ ਇਹ ਸਿੱਖੀ ਸੀ ਮੈਨੂੰ ਕਲਗੀਆਂ ਵਾਲੇ ਮਿਲਣ ਮੈਂ ਤੇਰੇ ਘਰ ਲੈ ਕੇ ਚੱਲਾ ਮਹਾਰਾਜਾ ਵੇਖੋ ਫੇਰ ਉੱਥੇ ਹੀ ਕਹਿ ਰਿਹਾ ਮੈਂ ਤੇਰੇ ਘਰ ਲੈ ਕੇ ਚੱਲਾਂ ਵੀ ਆ ਵੇਖੋ ਇਹਦੇ ਲਈ ਵਾਰੇ ਸੀ ਆਪਣੇ ਪੁੱਤ ਆ ਨੇ ਉਹ ਸਿੱਖ ਐਦਾਂ ਦੇ ਸੀ ਤੂੰ ਐਦਾਂ ਦੇ ਬਣਾ ਕੇ ਗਏ ਸੀ ਤੁਸੀਂ ਸੱਚੇ ਪਾਤਸ਼ਾਹ ਐਦਾਂ ਦੇ ਬਣਾਏ ਸੀ ਤੁਸੀਂ ਕਹਿੰਦੇ ਜੀ ਦਿਲ ਤੇ ਕਰਦਾ ਹੈ ਸ਼ੱਕ ਲਈਏ ਦਿਲ ਤੇ ਕਰਦਾ ਹੈ ਪਰ ਸਰਮਾਏਦਾਰੀ ਵਿਚਾਲੇ ਆ ਜਾਂਦੀ ਹੈ ਦੁਨੀਆ ਕੀ ਕਹੇਗੀ ਮੇਰੀ ਟੌਰ ਨਹੀਂ ਬਣਨੀ ਪਰ ਜਿੰਨਾ ਗੁਰੂ ਦਾ ਖਾਲਸਾ ਫੱਬਦਾ ਹੈ ਨਾ ਜੀ ਜਿੰਨਾ ਇੱਕ ਸਿੰਘ ਫੱਬਦਾ ਹੈ ਇੰਨਾ ਨਹੀਂ ਫੱਬ ਕਿਸੇ ਦੀ ਸ੍ਰੀ ਅਕਾਲ ਜਿੰਨਾ ਇੱਕ ਸਿੰਘ ਪੂਰਾ ਵਾਲ ਕੇਸ ਸਵਾਰ ਕੇ ਚੰਗੀ ਤਰ੍ਹਾਂ ਦਸਤਾਰ ਬੰਨੀ ਹੋਵੇ ਦਾੜਾ ਚੰਗੀ ਤਰ੍ਹਾਂ ਰੋਜ਼ ਕੰਗਾ ਫੇਰੇ ਵਾਵੇ ਹਰ ਰੋਜ਼ ਜਿੰਨਾ ਗੁਰੂ ਕਾ ਸਿੰਘ ਫੱਬਦਾ ਐਡੀ ਫੱਬ ਨਹੀਂ ਕਿਸੇ ਦੀ ਕਿੰਨੇ ਭਲੇਖਾ ਪਾਤਾ ਤੈਨੂੰ ਵੀ ਤੂੰ ਉਦਾਂ ਸੋਹਣਾ ਲੱਗਦਾ ਹੈ ਮੈਂ ਆਪਣੇ ਵੀਰਾਂ ਸਾਰਿਆਂ ਨੂੰ ਬੇਨਤੀ ਕਰ ਰਿਹਾ ਜੀ ਜਿੰਨੇ ਮੇਰੇ ਵੀਰ ਭਰਾ ਬੈਠੇ ਹੋ ਪਹਿਲਾਂ ਗਲਤੀ ਹੋ ਗਈ ਹੋ ਗਈ ਹੁਣ ਰਮਾਲਾਂ ਛੱਡੋ ਹੁਣ ਸਿਰਾਂ ਤੇ ਦਸਤਾਰਾਂ ਸਜਾਣੀਆਂ ਸ਼ੁਰੂ ਕਰ ਦਿਓ ਜਿੰਨੇ ਮੇਰੇ ਵੀਰ ਬੈਠੇ ਸਭ ਨੂੰ ਮੈਂ ਬੇਨਤੀ ਕਰਦਾ ਸਭ ਨੂੰ ਬੇਨਤੀ ਵੀ ਦਸਤਾਰਾਂ ਬੰਨਣੀਆਂ ਸ਼ੁਰੂ ਕਰੋ ਹੌਲੀ ਹੌਲੀ ਗੁਰਬਾਣੀ ਪੜ੍ਹਨੀ ਸ਼ੁਰੂ ਕਰੋ ਗੁਰਬਾਣੀ ਨਾਲ ਜੁੜੋ ਇਹ ਵੰਡੀ ਪਈ ਸੀ ਸਾਰੀ ਮਨੁੱਖਤਾ ਆ ਬਰਾਦਰੀ ਆ ਬਰਾਦਰੀਆਂ ਛੋਟੀਆਂ ਜਾਤਾਂ ਵਾਲੇ ਇਦਾਂ ਦਾ ਕੁਝ ਕੀਤਾ ਗਿਆ ਸੀ ਆ ਕਰਮ ਕਰੋ ਆ ਕਰਮ ਕਰੋ ਪਰ ਇੱਥੇ ਪੰਚਮ ਪਾਤਸ਼ਾਹ ਕਹਿੰਦੇ ਜਿਹੜੇ ਤੇਰੇ ਦਿਸਣ ਜੇ ਵਾਲੇ ਕਰਮ ਧਰਮ ਫਾਰਮੈਲਟੀਆਂ ਧਰਮ ਦੇ ਨਾਂ ਤੇ ਕਰਮ ਕਾਂਡ ਨੇ ਨਾ ਇਹ ਤੇ ਰਾਜ ਹੀ ਲੁੱਟੇ ਜਾਣੇ ਨੇ ਰਾਜ ਕਿਵੇਂ ਜਮਾਂ ਨੇ ਲੁੱਟ ਲੈਣੇ ਨੇ ਜਮ ਕੌਣ ਨੇ ਅੰਦਰ ਹੀ ਬੈਠਾ ਹੰਕਾਰ ਜਿਹੜੇ ਦਿਸਣ ਵਾਲੇ ਕਰਮ ਧਰਮ ਨੇ ਹੰਕਾਰ ਹੀ ਖਾ ਜਾਂਦਾ ਮੈਂ ਤੇ ਆਹ ਕਰਦਾ ਮੈਂ ਤੇ ਆਹ ਕਰਦਾ ਅੰਦਰ ਹੀ ਖਾਦੇ ਜਾਣਗੇ ਤੇ ਜਾਂ ਫਿਰ ਕਰਮ ਧਰਮ ਕਰਾਉਣ ਵਾਲੇ ਜਿਹੜੇ ਨੇ ਉਹਨਾਂ ਨੇ ਪੈਸਾ ਖਾ ਜਾਣਾ ਤੇਰਾ ਧਰਮ ਦੇ ਨਾਂ ਤੇ ਗਾਂ ਦਾਨ ਕਰਦੇ ਗਾਂ ਅੱਗੇ ਨਹੀਂ ਪਹੁੰਚਣੀ ਦੁੱਧ ਉਹਨੇ ਪੀਣਾ ਧਰਮ ਦੇ ਨਾਂ ਤੇ ਕੱਪੜੇ ਦਾਨ ਕਰਦੇ ਕੱਪੜੇ ਉਹਨੇ ਪਾਉਣੇ ਨੇ ਅੱਗੇ ਨਹੀਂ ਪਹੁੰਚਣੇ ਧਰਮ ਦੇ ਨਾਂ ਤੇ ਮੰਜਾ ਦਾਨ ਕਰਦੇ ਮੰਜੇ ਤੇ ਆਪ ਸੋਏਗਾ ਅੱਗੇ ਨਹੀਂ ਪਹੁੰਚਣੇ ਧਰਮ ਦੇ ਨਾਂ ਤੇ ਬੜਾ ਕੁਝ ਦਾਨ ਕਰਾਉਣਗੇ ਪਰ ਇਹ ਅੱਗੇ ਤੇਰੇ ਤੇਰੀ ਜੀਵਨ ਵਿੱਚ ਸਹਾਇਤਾ ਨਹੀਂ ਕਰਨੀ ਰਾਹ 'ਚ ਹੀ ਲੁੱਟਿਆ ਜਾਏਗਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜਾਂ ਫਿਰ ਅੰਦਰ ਵਾਲੇ ਜੰਮ ਕਹਿ ਲੋ ਜਿਹੜੇ ਹੰਕਾਰ ਹੰਕਾਰ ਹੋ ਜਾਣਾ ਮੈਂ ਆ ਕਰਦਾ ਮੈਂ ਆ ਕਰਦਾ ਕਰਮ ਧਰਮ ਪਖੰਡ ਜੋ ਦਿਸਹਿ ਤਿਨ ਜਮ ਜਾਗਾਤੀ ਲੁੱਟੈ ਦਿਸਣ ਵਾਲੇ ਕਰਮ ਧਰਮ ਲੁੱਟੇ ਜਾਣਗੇ ਨਿਸਕਾਮ ਭਾਵ ਨਾਲ ਉਹਦੇ ਉਹਦਾ ਕੀਰਤੀ ਕਰ ਉਹਦੀ ਪੜੋ ਕਰਮ ਧਰਮ ਪਖੰਡ ਜੋ ਦਿਸੈ ਤਿਨ ਜਮ ਜਾਗਾਤੀ ਲੂਟੈ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਖ ਸਿਮਰਤ ਜਿਤ ਛੂਟੈ ਥੋੜਾ ਜਿਹਾ ਹੀ ਬਹੁਤ ਹੈ ਜੇ ਨਿਰਵਾਣ ਕੀਰਤਨ ਕਰੇ ਕੀਰਤੀ ਕਰੇ ਮਾਲਕ ਦੀ ਥੋੜਾ ਜਿਹਾ ਹੀ ਬਹੁਤ ਹੈ ਅੱਗੇ ਸੁਣੋ ਜੀ ਸੰਤੋ ਸਾਗਰ ਪਾਰ ਉਤਰੀਏ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਏ ਗੁਰਮਖੋ ਪਾਰੋ ਤਾਰਾ ਹੋ ਸਕਦਾ ਹੈ ਜੇ ਕੋਈ ਗੁਰਮਖਾਂ ਦਾ ਬਚਨ ਕਮਾਵੇ ਜੇ ਕੋ ਬਚਨ ਕਮਾਵੇ ਸੰਤਨ ਕਾ ਜੋ ਆ ਗੁਰੂ ਸਾਹਿਬ ਕਹਿ ਰਹੇ ਨੇ ਗੁਰਮੁਖ ਕਹਿ ਰਹੇ ਨੇ ਉਹਨਾਂ ਦਾ ਬਚਨ ਆਪਣੇ ਜੀਵਨ ਵਿੱਚ ਲੈ ਆ ਪ੍ਰੈਕਟੀਕਲ ਕਰ ਲੈ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਗੁਰੂ ਦੀ ਕਿਰਪਾ ਨਾਲ ਉਹ ਤਰ ਜਾਂਦਾ ਹੈ ਅੱਗੇ ਸੁਣ ਲਿਓ ਕੋਟ ਤੀਰਥ ਮਜਨ ਇਸ਼ਨਾਨਾ ਇਸ ਗੱਲ ਮਹਿ ਮੈਲ ਭਰੀ ਜੈ ਕਰੋੜਾਂ ਇਸ਼ਨਾਨ ਕੋਟ ਮੰਜਨ ਕਰੋੜਾਂ ਇਸ਼ਨਾਨ ਕਰਨ ਦੇ ਨਾਲ ਅੰਦਰ ਵਾਲੀ ਮੈਲ ਨਹੀਂ ਨਿਕਲਦੀ ਸਗੋ ਹੰਕਾਰ ਦੀ ਮੈਲ ਚੜ ਗਈ ਹੰਕਾਰ ਹੋ ਗਿਆ ਅੱਗੇ ਵੇਖੋ ਸਾਧ ਸੰਗ ਜੋ ਹਰ ਗੁਣ ਗਾਵੇ ਸੋ ਨਿਰਮਲ ਕਰ ਲੀਜੈ ਆ ਇੱਕ ਤਰੀਕਾ ਜਿਹਦੇ ਨਾਲ ਮਨ ਨਿਰਮਲ ਹੋ ਸਕਦਾ ਹੈ ਆਹੀ ਇੱਕੋ ਇੱਕ ਤਰੀਕਾ ਹੈ ਸਾਧ ਸੰਗ ਜੋ ਹਰ ਗੁਣ ਗਾਵੇ ਸੋ ਨਿਰਮਲ ਕਰ ਲੀਜੈ ਜੇ ਸਾਧ ਸੰਗ ਚ ਬਹਿ ਕੇ ਤੇ ਨਹੀਂ ਤੇ ਕੀ ਆਖਿਆ ਗੁਰੂ ਸਾਹਿਬ ਨੇ ਤੇਰੇ ਅੰਦਰੋਂ ਮੈਲ ਨਾ ਜਾਵੇ ਇਹਨੂੰ ਆਨ ਕਰਕੇ ਉਹਨੂੰ ਫੇਰ ਚੈੱਕ ਕਰ ਕਰ ਬੰਦ ਹੋ ਰਹੀ ਕਿਤੇ ਚੱਲ ਰਹੀ ਤੇਰੇ ਅੰਦਰੋਂ ਮੈਂ ਨਾ ਜਾਵੇ ਓਏ ਨਹਾਉਂਦਾ ਫਿਰੇ ਤੀਰਥਾਂ ਅੰਦਰੋਂ ਮੈਂ ਸੁਸਤੀ ਲਾਓ ਬੋਲੋ ਬੋਲੋ ਨਾਉਂਦਾ ਫਿਰੇ ਸਿੱਧੇ ਹੋ ਗਏ ਜਾਵੇ ਬਾਬਾ ਬਾਬਾ ਫਿਰੇ ਫਿਰੇ ਬਾਬਾ Baba Oh. ਝਾਤੇ ਆ ਦੋਏ ਪਾ ਚੜੀਏ ਸਹੋਰ ਕਹਿੰਦੇ ਦੂਣੀ ਮੈਲ ਚੜ ਜਾਂਦੀ ਏ ਜੇ ਮਨ ਕਰਕੇ ਇਸ਼ਨਾਨ ਨਾ ਕੀਤਾ ਫਿਰ ਕੋਈ ਫਾਇਦਾ ਨਹੀਂ ਹੁੰਦਾ ਆਪਣੇ ਮਨ ਦਾ ਇਸ਼ਨਾਨ ਕਰਾਉਣਾ ਜ਼ਰੂਰੀ ਏ ਨਾਵਣ ਕੋ ਤੀਰਥ ਘਣੇ ਮਨ ਬੌਰਾ ਰੇ ਪੂਜਣ ਕੋ ਬਹੁਦੇਵ ਕਹੋ ਕਬੀਰ ਛੂਟਨ ਨਹੀਂ ਮਨ ਬੌਰਾ ਰੇ ਛੂਟਨ ਹਰ ਕੀ ਸੇਵ ਸੇਵ ਅਸਲੀ ਤੀਰਥ ਗੁਰ ਗਿਆਨ ਸਾਚਾ ਥਾਨ ਤੀਰਥ ਦਸ ਪੁਰਬ ਸਦਾ ਵਿਸਾਰਾ ਗੁਰੂ ਦੇ ਗਿਆਨ ਵਿੱਚ ਸੱਚਾ ਇਸ਼ਨਾਨ ਕਰਨਾ ਹੈ ਜਦੋਂ ਗੁਰਬਾਣੀ ਧਿਆਨ ਨਾਲ ਸੁਣੀਏ ਸੁਣਿਆ 860 ਕਾ ਇਸ਼ਨਾਨ ਜਦੋਂ ਗੁਰਬਾਣੀ ਸੁਣਦੇ ਆ ਜਿਵੇਂ ਆਪਾਂ ਟਿਕ ਕੇ ਗੁਰਬਾਣੀ ਦੀ ਵਿਚਾਰ ਕਰੀਏ ਗੁਰੂ ਸਾਹਿਬ ਦੇ ਬਚਨਾਂ ਨੂੰ ਸੁਣੀਏ ਉਸ ਵੇਲੇ ਇਸ਼ਨਾਨ ਹੋ ਰਿਹਾ ਹੁੰਦਾ ਹੈ ਗੁਰਬਾਣੀ ਦਾ ਗਿਆਨ ਲੈ ਕੇ ਕਾਲੇ ਲੇਖ ਲਿਖਣੇ ਛੱਡ ਦੇ ਅਕਲ ਲੈ ਲਈ ਅਕਲ ਲੈ ਕੇ ਕਾਲੇ ਲੇਖ ਲਿਖਣੇ ਛੱਡ ਦੇ ਮਾੜੇ ਕੰਮ ਕਰਨੇ ਛੱਡ ਦੇ ਜਿਹੜਾ ਅੰਦਰ ਗੰਦਮੰਦ ਪਿਆ ਇਹਨੂੰ ਬਾਹਰ ਕੱਢ ਕੱਢ ਦੇ ਮਾੜੇ ਵਿਚਾਰ ਬਾਹਰ ਕੱਢ ਦੇ ਜੇ ਮਿਲਣਾ ਚਾਹੁੰਦਾ ਹੈ ਆਪਾਂ ਪੜਦੇ ਨੇ ਬਾਬਾ ਫਰੀਦ ਸਾਹਿਬ ਦਾ ਬਚਨ ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ ਪੜੋ ਜਰਾ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖਦਾ ਲੇਖ ਆਪਣੜੇ ਗਰੀਬਾਨ ਮੈਂ ਸਰਨੀਵਾ ਕਰ ਦੇਖ ਆਪਣੇ ਅੰਦਰ ਵੇਖ ਝਾਤੀ ਮਾਰ ਅੰਦਰ ਵੇਖ ਕਾਲਖ ਕਿੰਨੀ ਕੁ ਪਈ ਹੈ ਕਾਲਖ ਤੇ ਜਿੰਨਾ ਚਿਰ ਇਹ ਅੰਦਰ ਕਾਲਾ ਕਾਂ ਬੈਠਾ ਹੈ ਅੰਦਰ ਇਹ ਬਿਰਤੀ ਸਾਡੇ ਅੰਦਰ ਕਾਂ ਵਾਲੀ ਬਿਰਤੀ ਸਾਡੇ ਅੰਦਰ ਰਹੇਗੀ ਉਹਨਾਂ ਚਿਰ ਗੱਲ ਨਹੀਂ ਬਣਦੀ ਤਾਂ ਹੀ ਤੇ ਇਹਨੂੰ ਕਹਿਣਾ ਪੈਣਾ ਇਹਨੂੰ ਕਹਿਣਾ ਪਤਾ ਕੀ ਪੈਣਾ ਉੱਡੋ ਨਾ ਕਾਗਾ ਨਿਕਲ ਸਾਡੇ ਅੰਦਰ ਇਹਨੂੰ ਉਡਾਓ ਇਹਨੂੰ ਕੱਢੋ ਅੰਦਰੋਂ ਬਾਹਰ ਇਹ ਕਾਲਾ ਕਾਂ ਇਹ ਕਾਲੇ ਲੇਖ ਹੀ ਕਾਲਾ ਕਾਂ ਹੈ ਅੰਦਰ ਪਿਆ ਗੰਦਗੀ ਕਾਲਾ ਕਾਂ ਜਿਹੜਾ ਗੰਦ ਖਾਣ ਵਾਲਾ ਕਾਂ ਕਾਂ ਕਰਦਾ ਹਰ ਵੇਲੇ ਜੇ ਪ੍ਰਮਾਤਮਾ ਵਾਹਿਗੁਰੂ ਮਿਲਣਾ ਉਹ ਪੰਥ ਨਿਹਾਰੈ ਕੰਮ ਨਹੀਂ ਲੋਚਨ ਭਰੀ ਲੈ ਉਸਾਸਾ ਉਰ ਨਾ ਭਿਜੈ ਪਗ ਨਾ ਕਿਸੈ ਹਰ ਦਰਸ਼ਨ ਕੀ ਆਸਾ ਜੇ ਤੇਰੀ ਆਸ ਹੈ ਜੇ ਤੈਨੂੰ ਪਿਆਰ ਹੈ ਜੇ ਤੇਰਾ ਦਿਲ ਕਰਦਾ ਹੈ ਫਿਰ ਕੀ ਕਰਨਾ ਉੱਡ ਹੋ ਨਾ ਇਹਨੂੰ ਅੰਦਰ ਵਾਲੇ ਨੂੰ ਬਹੁਤ ਤੂੰ ਉੱਡ ਤੂੰ ਨਿਕਲ ਕੇ ਜਿਹੜੀ ਅੰਦਰ ਕਾਲਕ ਭਰੀ ਪਈ ਹੈ ਇਹਨੂੰ ਬਾਹਰ ਕੱਢੋ ਡਾਕਟਰ ਕਹਿੰਦਾ ਤੇਰੇ ਅੰਦਰ ਆ ਜ਼ਹਿਰ ਹੈ ਆ ਰਸੌਲੀ ਹੈ ਇਹਨੂੰ ਬਾਹਰ ਕੱਢ ਪਹਿਲਾਂ ਤੈਨੂੰ ਖਾਣਾ ਕਿਉਂ ਨਹੀਂ ਪਚਦਾ ਤੇਰੇ ਪੇਟ 'ਚ ਰਸੌਲੀ ਇਹਨੂੰ ਕੱਢ ਜੇ ਰੱਬ ਜੀ ਨੂੰ ਮਿਲਣਾ ਹੈ ਜੇ ਵਾਹਿਗੁਰੂ ਜੀ ਨੂੰ ਮਿਲਣਾ ਹੈ ਆ ਜਿਹੜਾ ਕਾਲਾ ਕਾਂ ਬੈਠਾ ਪਹਿਲਾਂ ਇਹਨੂੰ ਉਡਾ ਉਡੋ ਨਾ ਕਾਗਾ ਕਾਰੇ ਤੂੰ ਉੱਡੇਗਾ ਫਿਰ ਕੀ ਹੋਏਗਾ ਅੱਗੇ ਬੋਲੋ ਬੇਗ ਮਲੀਜੈ ਆਪਣੇ ਰਾਮ ਪਿਆ ਜਦੋਂ ਇਹ ਅੰਦਰੋਂ ਨਿਕਲੇਗਾ ਫਿਰ ਛੇਤੀ ਮਿਲਾਪ ਹੋ ਜਾਣਾ ਮਿਲਿਆ ਜਾ ਸਕਦਾ ਹੈ ਕਹੋ ਕਬੀਰ ਜੀਵਨ ਪਦ ਕਾਰਨ ਹਰ ਕੀ ਭਗਤ ਕਰੀਜੈ ਏਕ ਆਧਾਰ ਨਾਮ ਨਾਰਾਇਣ ਰਸਨਾ ਰਾਮ ਸੋ ਇਸ ਕਰਕੇ ਕਰਮ ਧਰਮ ਦਿਖਾਵੇ ਵਾਲੇ ਨਹੀਂ ਅੱਗੇ ਸੁਣੋ ਬੇਦ ਦੇਵ ਸਿਮਰਤ ਸਭ ਸਾਸਤ ਇਨ ਪੜਿਆ ਮੁਕਤ ਨਾ ਹੋਈ ਗਿਆਨ ਦੀਆਂ ਕਿਤਾਬਾਂ ਜਿੰਨੀਆਂ ਮਰਜ਼ੀ ਪੜ ਲੈ ਕੱਲਾ ਪੜ ਕੇ ਮੁਕਤੀ ਨਹੀਂ ਹੁੰਦੀ ਪ੍ਰੈਕਟੀਕਲ ਕਰਨਾ ਪੈਂਦਾ ਹੈ ਪ੍ਰੈਕਟੀਕਲ ਆ ਭੋਜਨ ਜਿਹੜਾ ਨਾ ਜੀ ਇਹਨੂੰ ਖਾਣਾ ਪਏਗਾ ਹੁਣ ਮੇਰੀ ਇੱਕ ਬੇਨਤੀ ਜਵਾਬ ਦਿਓ ਜਰਾ ਕੈਮ ਜੇ ਹੋਵੋ ਜਰਾ ਥੋੜੇ ਸੁਚੇਤ ਹੋ ਜਾਓ ਬਹੁਤਾ ਕਵੇਲਾ ਨਹੀਂ ਹੋਇਆ ਜੇ 11 ਵਜਣ ਵਾਲੇ ਨੇ 5-7 ਮਿੰਟ ਰਹਿੰਦੇ ਢਾਈ ਘੰਟੇ ਹੋ ਗਏ ਬੜੇ ਧਿਆਨ ਨਾਲ ਤੁਸੀਂ ਬੈਠੇ ਹੋ ਥੋੜਾ ਜਿਹਾ ਚਿਰ ਬਸ ਹੋਰ ਪੰਜ ਪਿਆਰਿਆਂ ਨੇ ਆ ਜਾਣਾ ਹੈ ਅੱਜ ਅੰਮ੍ਰਿਤ ਸੰਚਾਰ ਹੋ ਰਿਹਾ ਹੈ ਵੱਡੀ ਗਿਣਤੀ 'ਚ ਸੰਗਤ ਅੰਮ੍ਰਿਤ ਛਕ ਰਹੀ ਹੈ ਤੇ ਆਪਾਂ ਬਸ ਪੰਜ ਪਿਆਰਿਆਂ ਦੇ ਆਉਣ ਤੱਕ ਥੋੜਾ ਚਿਰ ਉਹਨਾਂ ਚਿਰ ਆਪਾਂ ਰਲ ਮਿਲ ਕੇ ਬਸ ਸੁਚੇਤ ਹੋ ਕੇ ਥੋੜੇ ਜਿਹਾ ਕਾਇਮ ਹੋ ਕੇ ਬੈਠੇ ਮੈਨੂੰ ਪਤਾ ਹੈ ਹੁਣ ਜਿਹੜਾ ਦਿੱਲੀ ਤੋਂ ਬੱਸ ਵਿੱਚ ਬੈਠਾ ਹੈ ਇੱਥੇ ਆਉਂਦਿਆਂ ਨੂੰ ਉਦਾਂ ਹੀ ਉਹ ਥੱਕ ਜਾਂਦਾ ਹੈ ਕੋਈ ਰਾਜਸਥਾਨ ਤੋਂ ਬੱਸ 'ਚ ਬੈਠਾ ਹੈ ਕੋਈ ਕੱਲ ਦਾ ਤੁਰਿਆ ਅੱਜ ਪਹੁੰਚਿਆ ਕੋਈ ਜੰਮੂ ਤੋਂ ਤੁਰਦਾ ਉਹ ਅੱਜ ਆਉਂਦਾ ਹੈ ਪੂਰੇ ਥੱਕੇ ਹੋਏ ਹੁੰਦੇ ਨੇ ਇਦਾਂ ਹੁਣ ਸਾਰੀ ਛੱਕ ਕੇ ਪ੍ਰਸ਼ਾਦਾ ਸਿੱਧਾ ਹੀ ਦੁਕਾਨ 'ਚ ਬਹਿ ਜਾਂਦੇ ਨੇ ਤੇ ਕਈ ਇੱਥੇ ਜਿਹੜੇ ਅੱਗੇ ਅੱਗੇ ਬੈਠੇ ਨੇ ਮੈਂ ਅੱਜ ਸਵੇਰੇ ਗੇੜਾ ਮਾਰਨ ਆਇਆ ਸੀ ਇੱਧਰ ਮੇਰੇ ਖਿਆਲ ਉਦੋਂ 5 ਵਜੇ ਸੀ ਤੇ 5 ਵਜੇ ਕਈ ਜਗ੍ਹਾ ਮੱਲ ਕੇ ਬਹਿ ਗਏ ਸੀ ਤੇ ਮੈਨੂੰ ਦੱਸਿਆ ਸੀ ਕਹਿੰਦੇ ਜੀ 2 ਵਜੇ ਕਈ ਮਾਈਆਂ 2 ਵਜੇ ਬਹਿ ਗਈਆਂ ਸੀ ਥਾਂ ਮੱਲ ਕੇ ਦੁਪਹਿਰੇ 2 ਵਜੇ ਅਜੇ ਵਿਛਾਈ ਨਹੀਂ ਸੀ ਕੀਤੀ ਉਹ ਕੱਪੜਾ ਵਿਛਾ ਦਿੰਦੀਆਂ ਨੇ ਵੀ ਇੰਨੀ ਜਗ੍ਹਾ ਮੇਰੀ ਜਿਵੇਂ ਨਿਆਣਾ ਨਹੀਂ ਰੱਖ ਦਿੰਦਾ ਸੀਟ ਤੇ ਨਹੀਂ ਰੱਖ ਦਿੰਦੇ ਵੀ ਆ ਬੈਗ ਆ ਬੈਗ ਰੱਖਤਾ ਤੇ ਸੀਟ ਮੇਰੀ ਹੋ ਗਈ ਇਦਾਂ ਨਿਸ਼ਾਨੀਆਂ ਉਹ ਆਪਣੀ ਕੱਪੜਾ ਵਿਛਾ ਦਿੰਦੀ ਨੇ ਵੀ ਇੰਨੀ ਜਗ੍ਹਾ ਸਾਡੀ ਹੈ ਤੇ ਜਿਹੜੀਆਂ 2 ਵਜੇ ਦੀਆਂ ਬੈਠੀਆਂ ਨੇ ਰਾਤ ਦੇ 10 ਵਜੇ ਤੱਕ 12 ਵਜੇ ਤੱਕ ਬਹਿਣਾ ਬਹੁਤ ਪ੍ਰੇਮ ਨਾਲ ਤੁਸੀਂ ਇੰਨਾ ਟਾਈਮ ਲੰਮਾ ਟਾਈਮ ਬੈਠਦੇ ਹੋ ਸੋ ਇਸ ਕਰਕੇ ਬਸ ਆ ਥੋੜਾ ਬਹੁਤ ਟਾਈਮ ਇਕਾਗਰਤਾ ਬਣਾ ਕੇ ਥੋੜੇ ਜਿਹਾ ਕਾਇਮ ਹੋ ਜਾਇਆ ਕਰੋ ਵਿੱਚ ਕਿਉਂਕਿ ਮੈਨੂੰ ਪਤਾ ਹੈ ਗੁਰਮਤ ਦੀ ਵਿਚਾਰ ਚੱਲਦੀ ਹੋਵੇ ਮਨ ਘੱਟ ਜੁੜਦਾ ਕਈਆਂ ਦਾ ਗੁਰਬਾਣੀ ਦੀ ਕਥਾ ਚੱਲ ਪਵੇ ਸੁਸਤੀ ਪੈਣ ਦੁਨੀਆ ਭਰ ਦੀਆਂ ਵਾਸੀਆਂ ਲੈਂਦੇ ਨੇ ਏਡੇ ਏਡੇ ਮੂੰਹ ਅੱਡ ਕੇ ਇੱਥੇ ਵੇਖ ਦਿਸਦੇ ਨੇ ਮੈਨੂੰ ਇੱਥੇ ਅੱਖਾਂ ਦੀ ਲਾਲੀ ਦੱਸਦੀ ਹੈ ਵੀ ਤੈਨੂੰ ਸੁਸਤੀ ਪੈ ਗਈ ਹੈ ਤੇਰੀ ਸੁਸਤੀ ਦਾ ਅੱਖਾਂ ਲਾਲ ਹੋ ਜਾਂਦੇ ਬਸ ਦੀ ਗੱਲ ਨਹੀਂ ਦੁਨੀਆ ਭਰ ਦੀ ਵਾਸੀਆਂ ਇੱਥੇ ਸਾਨੂੰ ਛੱਡਦੀਆਂ ਇੱਥੇ ਜਦੋਂ ਬੈਠਦੇ ਢਿੱਲੜ ਬੰਦੇ ਵੇਖਣੇ ਹੁਣ ਸਤਸੰਗ 'ਚ ਚੱਲੇ ਜੋ ਮਸਕੀਨ ਜੀ ਕਹਿੰਦੇ ਹੁੰਦੇ ਸੀ ਕਹਿੰਦੇ ਜੇ ਬੰਦੇ ਆਲਸੀ ਵੇਖਣੇ ਹੋਣ ਨਾ ਤੇ ਗੁਰਦੁਆਰੋਂ ਆ ਚੀ ਜਾਓ ਥਮਲਿਆਂ ਨਾਲ ਲੱਗੇ ਢਿੱਲੜ ਜੇ ਬੰਦੇ ਸੁਸਤ ਵੇਖਣੇ ਨੇ ਨੀਂਦਰ ਚੜੀ ਵਾਲੇ ਤੇ ਗੁਰਦੁਆਰੇ 'ਚ ਜਾਓ ਤੇ ਜੇ ਚੁਸਤ ਵੇਖਣੇ ਨੇ ਕੈਮ ਕੈਮ ਸਪਿਰਟ ਵਾਲੇ ਉਹ ਕਹਿੰਦੇ ਹੁੰਦੇ ਸੀ ਕਹਿੰਦੇ ਗਾਉਣ ਵਾਲਿਆਂ ਦੇ ਪੱਪਾਂ ਕਲੱਪਾਂ 'ਚ ਜਾ ਕੇ ਵੇਖੋ ਐ ਕੈਮ ਭੱਜਦੇ ਨੱਠਦੇ ਛਾਲਾਂ ਮਾਰਦੇ ਸਭ ਸੁਸਤੀਆਂ ਲਈਆਂ ਹੁੰਦੀਆਂ ਨੇ ਜੇ ਕਹਿੰਦੇ ਸੁਸਤ ਬੰਦੇ ਵੇਖਣੇ ਹੋਣ ਤੇ ਸੰਗਤ ਵਿੱਚ ਜਾ ਕੇ ਵੇਖੋ ਸੁਸਤੀ ਪੈ ਜਾਂਦੀ ਐ ਢਿੱਲੇ ਪੈ ਜਾਂਦੇ ਐ ਕਾਦੀ ਸੁਸਤੀ ਐ ਗੁਰੂ ਸਾਹਿਬ ਕੋਲ ਆ ਜਾਣਾ ਹੀ ਬੜੀ ਵੱਡੀ ਹੌਸਲੇ ਵਾਲੀ ਗੱਲ ਹੁੰਦੀ ਪਰ ਜੇ ਫੀਲ ਕਰੀਏ ਆਪਣੇ ਸਤਿਗੁਰ ਦੇ ਕੋਲ ਬੈਠੇ ਆ ਗੁਰਬਾਣੀ ਦਾ ਪ੍ਰਵਾਹ ਚੱਲਦਾ ਹੈ ਇਹਦੇ ਨਾਲ ਪਿਆਰ ਪਾਓ ਪਿਆਰ ਲਗਨ ਲੱਗੇ ਆ ਬਾਕੀ ਗੱਲਾਂ ਤੇ ਜਿਹੜੀਆਂ ਹੁਣ ਜੇ ਇੱਥੇ ਮੈਂ ਰਾਜਨੀਤਿਕਾਂ ਦੀਆਂ ਗੱਲਾਂ ਸ਼ੁਰੂ ਕਰ ਲੈਂਦਾ ਐ ਸਾਰੇ ਸਿਰ ਤਾਂ ਕਰਕੇ ਰੱਖਣਗੇ ਆ ਤੇ ਠੀਕ ਹੈ ਕੰਮ ਇਹੋ ਜੀਆਂ ਗੱਲਾਂ 'ਚ ਅਸੀਂ ਖੁਸ਼ ਰਹਿੰਦੇ ਹਾਂ ਪਰ ਆਓ ਗੁਰਬਾਣੀ ਦੀ ਵਿਚਾਰ ਨੂੰ ਆਪਣੇ ਜੀਵਨ ਦਾ ਆਧਾਰ ਬਣਾਓ ਸਾਚਾ ਨਾਮ ਮੇਰਾ ਆਧਾਰੋ ਇਹਦੀ ਲੋੜ ਹੈ ਸਾਨੂੰ ਅੱਛਾ ਹੁਣ ਵੇਖੋ ਜੀ ਆ ਜਿਹੜਾ ਨਾ ਆ ਭੋਜਨ ਇਹਦੇ ਚ ਤਿਆਰ ਕੀਤਾ ਹੈ ਥਾਲ ਵਿੱਚ ਤਿੰਨ ਵਸਤੂ ਪਈ ਉਹ ਸਤ ਸੰਤੋਖ ਵਿਚਾਰੋ ਆ ਭੋਜਨ ਹੈ ਹੁਣ ਮੈਨੂੰ ਤੁਸੀਂ ਦੱਸੋ ਵੀ ਭੋਜਨ ਤਿੰਨ ਸਬਜ਼ੀਆਂ ਬੜੀਆਂ ਕਮਾਲ ਦੀਆਂ ਪ੍ਰਸ਼ਾਦੇ ਬਣੇ ਹੋਏ ਨੇ ਤੇ ਥਾਲ ਹੈ ਤੇ ਤੂੰ ਆਖੇ ਮੈਂ ਤੇ 2.5 ਲੱਖ ਦਾ ਰਮਾਲ ਥਾਲ ਤੇ ਪਾਤਾ ਤੇ ਤੂੰ 2.5 ਲੱਖ ਛੱਡ ਤੂੰ 2.5 ਕਰੋੜ ਦਾ ਰਮਾਲ ਉਸ ਥਾਲ ਤੇ ਪਾ ਲੈ ਤੇਰੀ ਭੁੱਖ ਨਹੀਂ ਮਿਟਣੀ ਤੂੰ ਐ ਕਰ ਜਿਹੜਾ ਥਾਲ ਨਹੀਂ ਤੇਰਾ ਉਹਦੇ ਉੱਤੇ ਨਾ ਉਹਦੇ ਉੱਤੇ 3-4 ਲੱਖ ਦਾ ਛਤਰ ਰੱਖ ਦੇ ਥਾਲੀ ਤੇ ਛਤਰ 3-4 ਲੱਖ ਦਾ 10 ਲੱਖ ਦਾ ਲਿਆ ਇਹ ਕੀ ਹੈ ਜੀ ਇਹ ਸੋਨੇ ਦਾ ਛਤਰ ਹੈ ਜੀ ਥਾਲੀ ਤੇ ਪਰ ਜੇ ਤੂੰ ਚੁੱਕ ਕੇ ਭੋਜਨ ਖਾਦਾ ਹੀ ਨਾ ਤੇ ਤੇਰੇ ਛਤਰਾਂ ਦਾ ਕੀ ਫਾਇਦਾ ਤੇਰੇ ਰਮਾਲਿਆਂ ਦਾ ਕੀ ਫਾਇਦਾ ਤੂੰ ਉਹਨੂੰ ਚੁੱਕ ਕੇ ਖਾ ਤੇ ਸਹੀ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੱਗੇ ਕੀ ਹੈ ਜੀ ਅੰਮ੍ਰਿਤ ਨਾਮ ਠਾਕੁਰ ਕਾ ਜਿਸ ਕਾ ਸਬਸ ਸਾਰਿਆਂ ਦਾ ਆਧਾਰ ਹੈ ਤੇ ਭਲਾ ਕਿੰਨਾ ਦਾ ਹੋਵੇਗਾ ਹੁਣ ਅੱਗੇ ਪੜੋ ਜੇ ਕੋ ਜੇ ਕੋ ਖਾਵੇ ਬੋਲੋ ਬੋਲੋ ਜੇ ਕੋ ਪੁੰਚੈ ਕਿਸ ਕਾ ਹੋਏ ਸਾਰੇ ਸਟੇਜ ਵਾਲੇ ਵੀ ਬੋਲੋ ਫਿਰ ਪੜੋ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਏ ਉਦਾਸ ਇਹ ਵਸਤ ਤਜੀ ਨਹਿ ਜਾਈ ਨਿਤ ਨਿਤ ਰੱਖ ਉਰ ਧਾਰੋ ਅਮਰ ਸੰਚਾਰ ਉਧਰ ਹੋ ਗਿਆ ਪੰਜ ਪਿਆਰਿਆਂ ਨੇ ਆ ਜਾਣਾ ਪੰਜ ਚਾਰ ਮਿੰਟਾਂ ਚ ਇਧਰ ਧਿਆਨ ਰੱਖੋ ਵੀ ਪੂਰਾ ਧਿਆਨ ਇਧਰ ਰੱਖੋ ਲਓ ਹੁਣ ਫੇਰ ਪੜੋ ਸਾਰੇ ਪੜੋ ਥਾਲ ਵਿੱਚ ਤਿੰਨ ਬੋਲੋ ਬੋਲੋ ਪਈਓ ਅੜੋ ਸਤ ਸੰਤੋਖ ਵਿਚਾਰੋ ਅੱਗੇ ਪੜੋ ਅੰਮ੍ਰਿਤ ਨਾਮ ਠਾਕੁਰ ਕਾ ਪਿਓ ਜਿਸ ਕਾ ਸਬਸ ਉਦਾਰ ਪੜੋ ਪੜੋ ਤਮ ਸੰਸਾਰ ਸਭ ਨਾਨਕ ਬ੍ਰਹਮ ਪਸਾਰੋ ਤਮ ਸੰਸਾਰ ਅੜੋ ਚਰਨ ਲਗ ਹੁਣ ਸੁਣੋ ਆ ਧੂਵੇਂ ਵਾਲਿਆਂ ਨੂੰ ਬੇਨਤੀ ਹੈ ਜੇ ਬੰਦ ਰੱਖੋ ਬਈ ਮੇਰੇ ਖਿਆਲ ਉਹ ਮੱਛਰ ਵਾਲੀ ਮਸ਼ੀਨ ਨਾ ਚਲਾਤੀ ਹੋਵੇ ਕਿਤੇ ਇਧਰਲੇ ਪਾਸੇ ਨਾ ਆਵੇ ਧਿਆਨ ਰੱਖਿਓ ਸਾਰਾ ਇਕਾਗਰਤਾ ਭੰਗ ਹੋ ਜਾਏ ਸੁਣੋ ਹੁਣ ਇਧਰ ਸਾਰੇ ਹੀ ਲੱਭਦੇ ਫਿਰਦੇ ਆ ਨਾਮ ਮਿਲ ਜੇ ਨਾਮ ਮਿਲ ਜੇ ਨਾਮ ਦੇ ਦਿਓ ਨਾਮ ਮਿਲ ਜੇ ਅੰਮ੍ਰਿਤ ਨਾਮ ਠਾਕੁਰ ਕਾ ਇੱਥੋਂ ਮਿਲ ਜਾਣਾ ਹੈ ਇੱਥੋਂ ਉਹ ਸੱਚ ਦੀ ਸਮਝ ਆ ਜਾਣੀ ਹੈ ਫਿਰ ਆਓ ਇਸ ਕਰਕੇ ਪਹਿਲਾਂ ਪੰਜ ਪਿਆਰਿਆਂ ਨੂੰ ਜੀ ਆਇਆਂ ਕਹੀਏ ਜਿਹੜੇ ਗੁਰੂ ਵਾਲੇ ਬਣੇ ਜਿਹੜੇ ਜਿਹੜੇ ਅੱਜ ਸਿੰਘ ਸਜੇ ਉਹਨਾਂ ਨੂੰ ਵਧਾਈਆਂ ਦਈਏ ਅੰਮ੍ਰਿਤ ਛਕ ਕੇ ਆਉਣ ਵਾਲਿਆਂ ਨੂੰ ਜੀ ਆਇਆਂ ਕਹੀਏ ਸਤਿਗੁਰ ਜੀ ਨੇ ਜਿੰਨਾ ਜਿੰਨਾ ਉੱਤੇ ਕਿਰਪਾ ਕੀਤੀ ਤੈਨੂੰ ਲੱਖ ਲੱਖ ਸੀਸ ਨਿਵਾਵਾ ਖਾਲਸਾ ਸਜਾਉਣ ਵਾਲਿਆ ਲੱਖ ਲੱਖ ਸੀਸ ਨਿਵਾਵਾ ਖਾਲਸਾ ਸਜਾਉਣ ਵਾਲਿਆ ਤੈਨੂੰ ਲੱਖ ਲੱਖ ਸੀਸ Água ਬਲ ਬਲ ਜਾਵਾ ਤੀਨ ਪਿਛਲੇ ਸਾਲ ਜਿੱਥੋਂ ਤੱਕ ਮੈਨੂੰ ਲੱਗ ਯਾਦ ਹੈ 1517 ਸਨ ਐਦ 1700 1715 ਪਿਛਲੇ ਸਾਲ ਵਿਸਾਖੀ ਤੇ 1517 ਸਨ ਐਦ ਐਦਕੀ 1715 ਸ੍ਰੀ ਅਕਾਲ ਹਰ ਮਹੀਨੇ ਸ਼ਨੀਵਾਰ ਦਾ ਦੀਵਾਨ ਤੁਹਾਨੂੰ ਪਤਾ ਹੈ ਹਰ ਮਹੀਨੇ ਪਹਿਲੇ ਸ਼ਨੀਵਾਰ ਦਾ ਪਰ ਇੱਕੋ ਇੱਕ ਅਪ੍ਰੈਲ ਦਾ ਮਹੀਨਾ ਮੈਂ ਕਿਹਾ ਵੀ ਹਰ ਸਾਲ ਅਪ੍ਰੈਲ ਦੇ ਮਹੀਨੇ ਵਿਸਾਖੀ ਵਾਲਾ ਜਿਹੜਾ ਵੀ ਦਿਨ ਆਵੇ ਵਿਸਾਖੀ ਦਾ ਪ੍ਰੋਗਰਾਮ ਆਪਾਂ ਰੱਖੀਏ ਸੋ ਬਹੁਤ ਬਹੁਤ ਵਧਾਈਆਂ ਜਿਹੜੇ ਅੰਮ੍ਰਿਤਧਾਰੀ ਬਣ ਗਏ ਆ ਕਰਨ ਵਾਲਾ ਕੰਮ ਹੈ ਜੀ ਮੇਰੇ ਬੜੇ ਵੀਰ ਬੜੀਆਂ ਭੈਣਾਂ ਬੜੀਆਂ ਮਾਤਾਵਾਂ ਮੈਂ ਇੱਕ ਨੂੰ ਪ੍ਰੇਰਿਆ ਮੈਂ ਦੋ ਨੂੰ ਕੋਈ ਚਾਰ ਨੂੰ ਆ ਸਾਡੇ ਕਰਨ ਵਾਲਾ ਕੰਮ ਹੈ ਕੱਲੇ ਕੱਲੇ ਘਰ ਜਾਓ ਆਪਣੇ ਵੀਰਾਂ ਨਾਲ ਗੱਲ ਕਰੋ ਗੁਰੂ ਵਾਲਾ ਬਣ ਸਿੰਘ ਸੱਜ ਗੁਰਬਾਣੀ ਨਾਲ ਜੁੜ ਗੁਰਬਾਣੀ ਪੜਿਆ ਕਰ ਛੱਡ ਦੇ ਕਬਰਾਂ ਨੂੰ ਛੱਡ ਦੇ ਮੜੀਆਂ ਨੂੰ ਛੱਡ ਦੇ ਦੇਹਾਂ ਦਾ ਖਹਿੜਾ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਕਿਸੇ ਜਗ੍ਹਾ ਸਿਰ ਨਾ ਝੁਕਾ ਕੱਲੇ ਕੱਲੇ ਕੋਲ ਜਾਓ ਗੱਲ ਕਰੋ ਅੱਜ ਕੱਲ੍ਹ ਆ ਪਿੱਛੇ ਜੇ ਕਈਆਂ ਦੇ ਬਿਆਨ ਆਪਾਂ ਸੁਣਦੇ ਆ ਅਖੇ ਜੀ ਇਹਨਾਂ ਨੇ ਕੀ ਕੀਤਾ ਜੀ ਇਹ ਕੌਮ ਨਾਲ ਗਦਾਰੀ ਕਰ ਰਹੇ ਨੇ ਜੀ ਇਹ ਕੋਟਕਪੂਰੇ ਤੋਂ ਭੱਜ ਗਏ ਸੀ ਮੈਂ ਕਿਹਾ ਜੇ ਭੱਜ ਗਏ ਸੀ ਆ ਲਾਸ਼ਾਂ ਤੇ ਅਜੇ ਵੀ ਸਾਡੇ ਸਿੰਘਾਂ ਦੇ ਸ਼ਰੀਰਾਂ ਉੱਤੇ ਨੇ ਜਿਨ੍ਹਾਂ ਨੂੰ ਮਾਰ ਪਈ ਸੀ ਉੱਥੇ ਕੋਟਕਪੁਰੇ ਦੇ ਵਿੱਚ ਜਿਨ੍ਹਾਂ ਨੂੰ ਮਾਰ ਪਈ ਸੀ ਅਜੇ ਤੱਕ ਸਿੰਘਾਂ ਦੇ ਸ਼ਰੀਰਾਂ ਉੱਤੇ ਸੱਟਾਂ ਅੱਜ ਵੀ ਵੇਖ ਸਕਦੇ ਤੁਸੀਂ ਕਿੰਨੇ ਉਸ ਵੇਲੇ ਬੰਦੇ ਕੁੱਟੇ ਗਏ ਕਿੰਨੀਆਂ ਮੁਸ਼ਕਲਾਂ ਦੇ ਸਮੇਂ ਵਿੱਚੋਂ ਲੰਘੇ ਪਰ ਅੱਜ ਕੱਲ ਕਈ ਲੀਡਰ ਸਾਡੇ ਆਗੂ ਪੰਥਕ ਅਖੇ ਜੀ ਇਹ ਵਿਕ ਗਏ ਆ ਜੀ ਇਹ ਗਦਾਰ ਹੋ ਗਏ ਆ ਜੀ ਇਹ ਚੁੱਪ ਕਰ ਗਏ ਆ ਮੈਂ ਕਿਹਾ ਮੈਨੂੰ ਇੱਕ ਦਿਨ ਵਿਖਾ ਦਿਓ ਇਦਾਂ ਦਾ ਜਿੱਦਣ ਅਸੀਂ ਚੁੱਪ ਕੀਤੇ ਹੋਈਏ ਚੁੱਪ ਕੀਤੇ ਹੋਈਏ ਹਾਂ ਤੁਹਾਡੇ ਨਾਲ ਜੇ ਨਹੀਂ ਤੁਰਦੇ ਜਿਹੜਾ ਤੁਹਾਡੇ ਨਾਲ ਨਹੀਂ ਤੁਰਦਾ ਤੁਸੀਂ ਉਹਨੂੰ ਗਦਾਰ ਕਹਿਣਾ ਹੀ ਹੈ ਆਖੋ ਸਤਨਾਮ ਜਿਹੜਾ ਤੁਹਾਡੀ ਪਾਰਟੀ ਨਾਲ ਜੁੜਦਾ ਹੈ ਉਹ ਪੰਥਕ ਹੈ ਜਿਹੜਾ ਤੁਹਾਡੇ ਨਾਲ ਜੁੜ ਗਿਆ ਤੁਹਾਡੀਆਂ ਪਾਰਟੀਆਂ ਨਾਲ ਜੁੜ ਗਿਆ ਤੁਹਾਡੇ ਨਾਲ ਤੁਰਿਆ ਫਿਰੇ ਦਿਨ ਰਾਤ ਇੱਥੇ ਪ੍ਰੈਸ ਕਾਨਫਰੰਸ ਕਰ ਲਓ ਐਦਾਂ ਹੋਣਾ ਚਾਹੀਦਾ ਆ ਹੋਣਾ ਚਾਹੀਦਾ ਆ ਹੋਣਾ ਚਾਹੀਦਾ ਆ ਸਾਰਾ ਕੰਮ ਛੱਡ ਕੇ ਪਿਛਲੇ ਜਦੋਂ ਤੋਂ ਉਹ ਬਰਗਾੜੀ ਵਾਲਾ ਕੰਮ ਹੋਇਆ ਅਜੇ ਤੱਕ ਦੋਸ਼ੀ ਫੜੇ ਨਹੀਂ ਗਏ ਅੱਜ ਤੱਕ ਵੀ ਸਰਕਾਰ ਕਟਹਿਰੇ 'ਚ ਹੈ ਜਿੰਨਾ ਚਿਰ ਉਹ ਦੋਸ਼ੀ ਫੜੇ ਨਹੀਂ ਜਾਂਦੇ ਇਹ ਕਟਹਿਰੇ 'ਚ ਹੀ ਰਹਿਣਗੇ ਨਿਕਲ ਨਹੀਂ ਸਕਦੇ ਭਾਵੇਂ ਕੋਈ ਵੀ ਹੈ ਪੁਲਿਸ ਆਫੀਸਰ ਵੀ ਤੇ ਸਰਕਾਰ ਵੀ ਕਟਹਿਰੇ 'ਚ ਹੈ ਤੇ ਕਟਹਿਰੇ 'ਚ ਰਹੇਗੀ ਇਹ ਤੇ ਪਿੱਛੇ ਜੇ ਸਾਰਾ ਚਲੋ ਫੈਸਲਾ ਵੀ ਹੋਇਆ ਅੱਗੇ ਜਿਹੜੀ ਬੇਨਤੀ ਕਰਦਾ ਹੈ ਬਈ ਇਹ ਜਿਹੜੇ ਅੱਜ ਕੱਲ ਇੰਨੇ ਜਿੰਨੇ ਕ ਸਮੇਂ ਦੇ ਵਿੱਚ ਆ 4 ਮਹੀਨਿਆਂ ਵਿੱਚ ਤੁਸੀਂ ਕੱਲੇ-ਕੱਲੇ ਸਮਾਗਮ ਦਾ ਵੇਰਵਾ ਨੈਟ ਤੇ ਪੜ੍ਹ ਕੇ ਵੇਖ ਲਓ 13000 ਤੋਂ ਵੱਧ ਪ੍ਰਾਨੀ ਇਹਨਾਂ 4 ਮਹੀਨਿਆਂ ਵਿੱਚ ਗੁਰੂ ਵਾਲੇ ਬਣੇ 13000 ਤੇ ਇਹ ਜਿਹੜੇ ਲੀਡਰ ਨੇ ਨਾ ਜੀ ਜਿਹੜੇ ਇਹ ਸਾਡੇ ਆਗੂ ਨੇ ਇਹ ਮੈਨੂੰ ਕੀ ਕਹਿ ਰਹੇ ਆ ਇਹ ਕਹਿੰਦੇ ਆ ਜੀ ਇੱਥੇ ਮੀਟਿੰਗ ਕਰ ਰਹੇ ਆ ਇੱਥੇ ਪਹੁੰਚੋ ਕੀ ਕਰਨਾ ਜੀ ਮੈਂ ਪੁੱਛਦਾ ਅਸੀਂ ਪ੍ਰੈਸ ਕਾਨਫਰੰਸ ਕਰਨੀ ਵੀ ਇਦਾਂ ਕਰੀਏ ਆ ਕਰੀਏ ਮੈਂ ਕਿਹਾ ਜਿਹੜਾ ਕੰਮ ਕਰ ਰਿਹਾ ਉਹ ਛੱਡ ਕੇ ਮੇਰੇ ਤੋਂ ਤੁਹਾਡੇ ਮਗਰ ਨਹੀਂ ਤੁਰਿਆ ਜਾਂਦਾ ਤੁਸੀਂ ਇਹੀ ਕੁਝ ਕਰਨਾ ਇੱਥੇ ਬਿਆਨ ਦੇ ਦਿਓ ਆ ਕਰ ਦਿਓ ਆ ਕਰ ਦਿਓ ਇਹ ਕਰਨਾ ਹੀ ਇਹਨਾਂ ਨੇ ਇਦਾਂ ਦਾ ਕੁਝ ਹੁੰਦਾ ਜਿਹੜਾ ਇਹਨਾਂ ਦੇ ਨਾਲ ਤੁਰਦਾ ਹੈ ਉਹ ਪੰਥਕ ਹੈ ਜਿਹੜਾ ਮਾੜਾ ਜਿਹਾ ਪਿੱਛੇ ਹਟਦਾ ਆਪਣੇ ਹਿਸਾਬ ਨਾਲ ਇੰਨੇ ਸਾਲਾਂ ਤੋਂ ਚੱਲ ਰਿਹਾ ਹੈ ਇਹਨੂੰ ਚੱਲਣ ਦਿਓ ਇਹਨੂੰ ਚੱਲਣ ਦਿਓ ਪਰ ਸ਼ਾਹ ਮੁਹੰਮਦ ਦਾ ਇੱਕ ਜਥੇਦਾਰ ਬਾਜੋ ਕੌਮਾ ਜਿੱਤ ਕੇ ਅੰਤ ਨੂੰ ਇਹ ਪੰਜ ਚਾਰ ਗਰਮ ਬਿਆਨੀਆਂ ਜੀਆਂ ਦੇ ਕੇ ਸਾਡੇ ਨੌਜਵਾਨਾਂ ਨੂੰ ਗੁੰਮਰਾਹ ਕਰਦੇ ਆ ਸਾਡਾ ਫਰਜ਼ ਬਣਦਾ ਹੈ ਸਾਨੂੰ ਪ੍ਰਚਾਰ ਕਰਨ ਦਿਓ ਇਹ ਵੀ ਬੇਨਤੀ ਮੈਂ ਲਾਈਵ ਟੈਲੀਕਾਸਟ ਵਿੱਚ ਕਰ ਦੇਣੀ ਚਾਹੁੰਦਾ ਕਿ ਗਰੁੱਪਾਂ ਵਿੱਚ ਜੁੜੇ ਹੋਏ ਆ ਅਸੀਂ ਧੜਿਆਂ ਨਾਲ ਧੜਿਆਂ ਸੰਪਰਦਾਵਾਂ ਜਥੇਬੰਦੀਆਂ ਧੜਿਆਂ ਨਾਲ ਜੁੜੇ ਹੋਏ ਆ ਇੱਕ ਸੰਪਰਦਾ ਨਾਲ ਜੁੜਿਆ ਬੰਦਾ ਦੂਜੀ ਸੰਪਰਦਾ ਦੇ ਨੂੰ ਗਾਲਾਂ ਕੱਢਦਾ ਹੈ ਦੂਜੀ ਸੰਪਰਦਾ ਨਾਲ ਜੁੜਿਆ ਬੰਦਾ ਦੂਜੀ ਸੰਪਰਦਾ ਨੂੰ ਗਾਲਾਂ ਕੱਢਦਾ ਹੈ ਇੱਕ ਟਕਸਾਲ ਨਾਲ ਜੁੜਿਆ ਬੰਦਾ ਦੂਜੀ ਟਕਸਾਲ ਨੂੰ ਗਾਲਾਂ ਕੱਢਦਾ ਹੈ ਪਰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਪ੍ਰਚਾਰਕਾਂ ਨੂੰ ਗੁਰਮਤ ਦਾ ਪ੍ਰਚਾਰ ਕਰਨ ਦਿਓ ਧੜਿਆਂ ਵਿੱਚ ਨਾ ਵੰਡੋ ਆਖੋ ਸਤਨਾਮ ਸਾਨੂੰ ਧੜਿਆਂ 'ਚ ਨਾ ਵੰਡੋ ਜਿਹੜੇ ਧੜੇ ਦੀ ਗੱਲ ਕਰਦੇ ਆ ਉਹ ਕਹਿੰਦਾ ਜੀ ਇਹਨਾਂ ਵਰਗਾ ਬੰਦਾ ਹੀ ਕੋਈ ਨਹੀਂ ਤੇ ਜਿਹੜੇ ਧੜੇ ਦੀ ਗੱਲ ਦੇ ਉਲਟ ਹੋ ਜਾਂਦੀ ਉਹ ਕਹਿੰਦਾ ਜੀ ਇਹ ਗਦਾਰ ਨੇ ਸਾਨੂੰ ਧੜਿਆਂ 'ਚ ਨਾ ਵਾੜੋ ਸਾਨੂੰ ਕੇਵਲ ਗੁਰੂ ਗ੍ਰੰਥ ਸਾਹਿਬ ਦਾ ਪ੍ਰਚਾਰ ਕਰਨ ਦਿਓ ਸਾਨੂੰ ਕੁਰਬਾਨੀ ਦਾ ਹੋਕਾ ਦੇਣ ਦਿਓ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਮਰਿਆਦਾ ਘਰ ਘਰ ਪਹੁੰਚਾਉਣ ਵਾਸਤੇ ਕੋਸ਼ਿਸ਼ ਕਰ ਲੈਣ ਦਿਓ ਸਾਡੀਆਂ ਲੱਤਾਂ ਨਾ ਖਿੱਚੋ ਸਾਡੀਆਂ ਲੱਤਾਂ ਨਾ ਖਿੱਚੋ ਅੱਜ ਪ੍ਰਚਾਰ ਕਰਨਾ ਸਾਹ ਲੈਣਾ ਔਖਾ ਹੋਇਆ ਪਿਆ ਜਿੱਥੇ ਕਿਤੇ ਵੀ ਜਾਂਦੇ ਆ ਕੋਈ ਕਿਸੇ ਬਾਬੇ ਦੀ ਗੱਲ ਕਰਦਾ ਕੋਈ ਕਿਸੇ ਦੀ ਗੱਲ ਕਰਦਾ ਕੋਈ ਕਹਿੰਦਾ ਸਾਡੇ ਦੀ ਸੁਣਾਓ ਦੂਜਾ ਕਹਿੰਦਾ ਸਾਡੇ ਦੀ ਸੁਣਾਓ ਤੀਜਾ ਕਹਿੰਦਾ ਸਾਡੇ ਦੀ ਸੁਣਾਓ ਗੱਲਾਂ ਆਪਸ ਵਿੱਚ ਰਲਦੀਆਂ ਨਹੀਂ ਤੇ ਉਹਦੇ ਨਾਲੋਂ ਚੰਗਾ ਹੈ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬਹਿ ਕੇ ਗੁਰੂ ਦੀ ਗੱਲ ਸੁਣਾਓ ਬਸ ਗੁਰਬਾਣੀ ਦੀ ਗੱਲ ਸੁਣਾਓ ਗੁਰਮਤ ਸਿਧਾਂਤ ਦੀ ਗੱਲ ਸੁਣਾਓ ਇੱਕ ਧੜੇ ਨੂੰ ਖੁਸ਼ ਕਰੋਗੇ ਦੂਜਾ ਧੜਾ ਰੁੱਸਦਾ ਦੂਜੇ ਧੜੇ ਨੂੰ ਖੁਸ਼ ਕਰੋਗੇ ਤੀਜਾ ਧੜਾ ਰੁੱਸਦਾ ਧੜਿਆਂ ਵਿੱਚ ਸਾਨੂੰ ਨਾ ਫਸਾਓ ਸਾਨੂੰ ਪ੍ਰਚਾਰਕ ਹਾਂ ਜਿੰਨੇ ਜੋਗੇ ਹਾਂ ਕਰਨ ਦਿਓ ਜਿੰਨੂੰ ਚੰਗਾ ਲੱਗਦਾ ਉਹ ਸੁਣੇ ਜਿੰਨੂੰ ਨਹੀਂ ਚੰਗਾ ਲੱਗਦਾ ਉਹ ਨਾ ਸੁਣੇ ਪਰ ਸਾਨੂੰ ਜਿਹੜਾ ਕੰਮ ਕਰ ਰਹੇ ਆ ਸਾਨੂੰ ਕਰਨ ਦਿਓ ਆ ਮੇਰੇ ਵੀਰ ਪ੍ਰਚਾਰਕ ਆ ਵੇਖੋ 8-10 ਸਿੰਘ ਇੱਥੇ ਸਟੇਜ ਤੇ ਬੈਠੇ ਆ ਮੇਰੇ ਨਾਲ ਦਿਨ ਰਾਤ ਇੱਕ ਕਰਕੇ ਪਿੱਛੇ ਜੇ ਸਾਨੂੰ ਇੱਕ ਫੋਨ ਆਇਆ ਆਓ ਸਾਡੇ ਉੱਤੇ ਤੁਸੀਂ ਇਦਾਂ ਅਸੀਂ ਆਖਿਆ ਜੀ ਪ੍ਰਚਾਰ ਕਰ ਰਹੇ ਆ ਦਿਨ ਰਾਤ ਦੀਵਾਨ ਚੱਲਦੇ ਨੇ ਅਸੀਂ 7-8 ਜਥੇ ਬਣਾ ਕੇ ਹਰ ਐਤਵਾਰ ਦੇ ਐਤਵਾਰ ਦਲ ਬਣਾਏ ਆ ਪਿੰਡਾਂ ਪਿੰਡਾਂ ਵਿੱਚ ਜਾਂਦੇ ਕਹਿੰਦੇ ਜੀ ਅਸੀਂ ਇਹਨੂੰ ਪ੍ਰਚਾਰ ਨਹੀਂ ਮੰਨਦੇ ਅਸੀਂ ਇਹਨੂੰ ਸੇਵਾ ਨਹੀਂ ਮੰਨਦੇ ਮੈਂ ਕਿਹਾ ਜੀ ਜੇ ਤੁਸੀਂ ਇਹਨੂੰ ਸੇਵਾ ਨਹੀਂ ਮੰਨਦੇ ਫਿਰ ਅਸੀਂ ਹੋਰ ਸੇਵਾ ਇਦੋਂ ਹੋਰ ਨਹੀਂ ਕਰ ਸਕਦੇ ਵੀ ਇੰਨਾ ਕ ਅਸੀਂ ਕਰ ਸਕਦੇ ਆ ਸਾਨੂੰ ਕਰਨ ਦਿਓ ਸਾਨੂੰ ਸਾਡਾ ਕੰਮ ਕਰਨ ਦਿਓ ਜੋ ਅਸੀਂ ਕਰ ਸਕਦੇ ਆ ਸਾਨੂੰ ਕਰਨ ਦਿਓ ਸੋ ਇਸ ਕਰਕੇ ਮੈਂ ਬੇਨਤੀ ਕਰਾਂਗਾ ਇਹਨਾਂ ਧੜਿਆਂ ਤੋਂ ਉੱਚੇ ਉੱਠੋ ਆ ਵੇਖੋ ਆ ਗੁਰੂ ਗੋਬਿੰਦ ਸਿੰਘ ਦੇ ਪੁੱਤ ਜਿਹੜੇ ਬਣ ਕੇ ਆਏ ਆ ਇਹਨਾਂ ਨੂੰ ਵਧਾਈਆਂ ਦਈਏ ਮੇਰੇ ਵੀਰ ਇੱਕ ਇੱਕ ਜਿਹੜੇ ਅੰਮ੍ਰਿਤਧਾਰੀ ਬਣ ਗਏ ਆਪਣੀ ਜ਼ਿੰਦਗੀ 'ਚ ਉਸੇ ਦਿਨ ਤੋਂ ਕਮਰ ਕੱਸਾ ਕਰਕੇ 5 5 7 7 ਨੂੰ ਹੋਰ ਅੰਮ੍ਰਿਤ ਛਕਾਓ ਗੁਰੂ ਵਾਲੇ ਬਣੋ ਅਸੀਂ ਦੁਨੀਆ ਨੂੰ ਦਸੀਏ ਇਹ ਪੰਜ ਇਹ ਜਿਹੜਾ ਖਾਲਸਾ ਬਣਾਇਆ ਸੀ ਨਾ ਖਾਲਸਾ ਸਜਾਇਆ ਸੀ ਅੱਜ ਵੀ ਬੜੇ ਤਰ੍ਹਾਂ ਨਾਲ ਬੜੇ ਤਰੀਕਿਆਂ ਨਾਲ ਅਟੈਕ ਕੀਤੇ ਜਾਂਦੇ ਆ ਬੜੇ ਤਰੀਕਿਆਂ ਨਾਲ ਸਿੱਖਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਅਸੀਂ ਇਹਨਾਂ ਨੂੰ ਦੱਸ ਦੇਣਾ ਚਾਹੁੰਦੇ ਹਾਂ ਗੁਰਮਖੋ ਇਹ ਜਿਹੜਾ ਖਾਲਸਾ ਹੈ ਨਾ ਖਾਲਸਾ ਇਹ ਕਾਦੇ ਚੋਂ ਨਿਕਲਿਆ ਇਹ ਨਿਕਲਿਆ ਜਪਜੀ ਜਾਪ ਸਵਈਏ ਚੌਪਈ ਤੇ ਆਨੰਦ ਸਾਹਿਬ ਚੋਂ ਇਹ ਗੁਰਬਾਣੀ ਚੋਂ ਨਿਕਲਿਆ ਤੇ ਜੁਗੋ ਜੁਗ ਅਟਲ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਨੇ ਗਿਆਨ ਚੋਂ ਨਿਕਲਿਆ ਸ਼ਬਦ ਚੋਂ ਨਿਕਲਿਆ ਹੋਇਆ ਜੁਗੋ ਜੁਗ ਅਟਾਲੀ ਰਹੇਗਾ ਇਹ ਖਤਮ ਨਹੀਂ ਹੋਏਗਾ ਸਤਿ ਸ੍ਰੀ ਅਕਾਲ ਦੁਨੀਆ ਭਰ ਦੇ ਬੰਬ ਲੈ ਆਓ ਦੁਨੀਆ ਭਰ ਦੀਆਂ ਤੋਪਾਂ ਲੈ ਆਓ ਕਿਹੜੀਆਂ ਗੋਲੀਆਂ ਜਿਹੜੀਆਂ ਤੁਸੀਂ ਸਾਡੇ ਤੇ ਚਲਾ ਕੇ ਨਹੀਂ ਵੇਖੀਆਂ ਜਰਾ ਸੋਚ ਕੇ ਵੇਖੋ ਭਈ ਕਿਹੜੀਆਂ ਗੋਲੀਆਂ ਨੇ ਜਿਹੜੀਆਂ ਇਹਨਾਂ ਨੇ ਆਪਣੇ ਤੇ ਚਲਾ ਕੇ ਨਹੀਂ ਵੇਖੀਆਂ ਇਧਰ ਧਿਆਨ ਰੱਖੋ ਆ ਜਰਾ ਬੰਦ ਇਹਨੂੰ ਥੱਲੇ ਖਿਸਟੋ ਇਹਨੂੰ ਥੱਲੇ ਲਾਓ ਸਾਰਿਆਂ ਨੂੰ ਉੱਪਰ ਸੜ ਜਾਏ ਤੇਰਾ ਜਹਾਜ਼ ਤੇਰਾ ਥੱਲੇ ਡਿੱਗੇ ਆਪਣਾ ਹੀ ਸਾਡੇ ਕੋਲ ਵੀ ਹੈ ਇਦਾਂ ਦੇ ਕਿਤੇ ਆਪਣੇ ਵਾਲਾ ਥੱਲੇ ਡਿੱਗੇ ਹੋਣ ਐਡੇ ਬਚਨ ਨਹੀਂ ਪੂਰੇ ਹੋਣ ਲੱਗੇ ਇਹ ਤੇ ਐਵੇਂ ਗੱਲਾਂ ਬੜੀਆਂ ਆਓ ਹੁਣ ਹੁਣ ਸੁਣੋ ਚਲੋ ਧਿਆਨ ਹਰ ਵੇਖੋ ਨਾ ਹਾਓ ਹੁਣ ਗੁਰਮੁਖੋ ਮੈਨੂੰ ਦੱਸੋ ਇਹਨੂੰ ਲਾਓ ਥੱਲੇ ਬਈ ਫਟਾਫਟ ਇਹਨੂੰ ਚਲਾਉਣ ਵਾਲਾ ਕਿੱਥੇ ਹੈ ਇਹਨੂੰ ਥੱਲੇ ਲਾ ਛੇਤੀ ਚਲੋ ਹੁਣ ਹੁਣ ਇਧਰ ਵੇਖਿਓ ਮੈਨੂੰ ਦੱਸੋ ਗੁਰਮੁਖੋ ਭਲਾ ਕਿਹੜੇ ਬੰਬ ਨੇ ਜਿਹੜੇ ਆਪਣੇ ਤੇ ਨਹੀਂ ਚੱਲੇ ਕਿਹੜੀਆਂ ਤੋਪਾਂ ਨੇ ਜਿਹੜੀਆਂ ਆਪਣੇ ਤੇ ਨਹੀਂ ਚੱਲੀਆਂ ਕਿਹੜੀਆਂ ਇਹੋ ਜੀਆਂ ਗੋਲੀਆਂ ਹੈ ਨੇ ਜਿਹੜੀਆਂ ਇਹਨਾਂ ਨੇ ਸਾਡੇ ਤੇ ਚਲਾ ਕੇ ਨਹੀਂ ਵੇਖੀਆਂ ਕਿਹੜਾ ਤਰੀਕਾ ਸ਼ਾਮ ਦਾਮ ਦੰਡ ਭੇਦ ਇਹਨਾਂ ਨੇ ਕਿਹੜਾ ਤਰੀਕਾ ਹੈ ਦੱਸੋ ਅੱਜ ਤੱਕ ਇਹਨਾਂ ਨੇ ਵਰਤ ਕੇ ਨਹੀਂ ਵੇਖਿਆ ਮੁਗਲਾਂ ਨੇ ਨਹੀਂ ਵਰਤਿਆ ਮੁਗਲਾਂ ਨੇ ਸਾਰੇ ਤਰੀਕੇ ਵਰਤੇ ਅੰਗਰੇਜ਼ ਆਏ ਅੰਗਰੇਜ਼ਾਂ ਨੇ ਵਰਤੇ ਆ ਸਾਡੇ ਹੁਣ ਟੋਪੀਆਂ ਵਾਲੇ ਆਏ ਨੇ ਇਹਨਾਂ ਨੇ ਵੀ ਵਰਤ ਕੇ ਵੇਖਿਆ ਹਰ ਤਰ੍ਹਾਂ ਨਾਲ ਅੱਜ ਤੱਕ ਕੋਸ਼ਿਸ਼ਾਂ ਕੀਤੀਆਂ ਗਈਆਂ ਹਰਮੰਦਰ ਸਾਹਿਬ ਢਾਇਆ ਮੈਨੂੰ ਜਰਾ ਦੱਸੋ ਜੀ ਉਦੋਂ ਅੰਗਰੇਜ਼ ਸੀ ਅੰਗਰੇਜ਼ਾਂ ਦਾ ਰਾਜ ਸੀ ਉਹ ਹਰਮੰਦਰ ਸਾਹਿਬ ਢਾਇਆ ਮੁਗਲਾਂ ਦਾ ਰਾਜ ਸੀ ਅਬਦਾਲੀ ਚੜ ਕੇ ਆਇਆ ਸੀ ਇਹਨਾਂ ਨੇ ਕਿਹੜੇ ਤਰੀਕੇ ਨੇ ਇਹੋ ਜੇ ਜਿਹੜੇ ਇਹਨਾਂ ਨੇ ਵਰਤ ਕੇ ਨਹੀਂ ਵੇਖੇ ਪਰ ਖਾਲਸਾ ਮੁੱਕ ਗਿਆ ਖਾਲਸਾ ਖਤਮ ਹੋ ਗਿਆ ਇਹਨੂੰ ਖਤਮ ਕਰਨ ਵਾਲਾ ਨਾ ਕੋਈ ਜੰਮਿਆ ਨਾ ਕੋਈ ਜੰਮੇਗਾ ਕਿਉਂਕਿ ਖਾਲਸਾ ਬਾਣੀ ਚੋਂ ਨਿਕਲਿਆ ਖਾਲਸਾ ਜਪਜੀ ਸਾਹਿਬ ਚੋਂ ਨਿਕਲਿਆ ਹੈ ਅੰਮ੍ਰਿਤ ਛਕਾਇਆ ਜਾਂਦਾ ਹੈ ਜਾਪ ਸਾਹਿਬ ਪੜ੍ਹ ਕੇ ਸਵਈਏ ਚੌਪਈ ਤੇ ਆਨੰਦ ਸਾਹਿਬ ਪੜ੍ਹ ਕੇ ਇਹ ਗੁਰਬਾਣੀ ਚੋਂ ਨਿਕਲੇ ਨੂੰ ਕੋਈ ਖਤਮ ਨਹੀਂ ਕਰ ਸਕਦਾ ਠੀਕ ਹੈ ਸਾਡੀਆਂ ਨਲੇਕੀਆਂ ਕਾਂਗਿਆਰੀ ਸਾਡੇ 'ਚ ਬੜੀ ਆਈ ਹੈ ਪਰ ਹੁਣ ਮੈਨੂੰ ਖੁਸ਼ੀ ਹੋ ਰਹੀ ਹੈ ਜਿਵੇਂ ਦਰਖਤ ਸੁੱਕ ਸੜ ਜਾਂਦਾ ਹੈ ਸਿਆਲ ਲੰਘ ਗਿਆ ਨਾ ਆ ਹੁਣ ਵੇਖੋ ਦਰਖਤਾਂ ਦੀਆਂ ਕਰੂੰਬਲਾਂ ਫੁੱਟ ਰਹੀਆਂ ਨੇ ਟਾਣੀਆਂ ਤੇ ਨਵੇਂ ਪੱਤੇ ਬੋਲੋ ਜੀ ਨਵੇਂ ਪੱਤੇ ਨਵੇਂ ਪੱਤੇ ਆ ਰਹੇ ਨੇ ਜਿਵੇਂ ਨਵੇਂ ਨਵੇਂ ਪੱਤੇ ਨਿੱਕੇ ਨਿੱਕੇ ਨਿੱਕੇ ਨਿੱਕੇ ਨਿਕਲਦੇ ਨੇ ਨਾ ਇਵੇਂ ਹੀ ਆ ਹੁਣ ਜਦੋਂ ਮੈਂ ਪ੍ਰੋਗਰਾਮਾਂ ਤੇ ਜਾਣਾ ਪੰਜਾਬ ਦੇ ਵਿੱਚ ਵੇਖਦਾ ਮੈਨੂੰ 17 ਸਾਲ ਹੋ ਗਏ ਪ੍ਰਚਾਰ ਦੇ ਖੇਤਰ ਵਿੱਚ ਆਏ ਨੂੰ ਮੈਂ ਬਹੁਤ ਵਾਰ ਐਦਾਂ ਸਟੇਜ ਤੇ ਬਹਿ ਕੇ ਰੋਜ਼ ਹੀ ਵੇਖਦਾ ਐਦਾਂ ਮੈਨੂੰ ਚਿਹਰੇ ਦਿਸਦੇ ਆ ਪਰ ਮੈਨੂੰ ਇੰਨਾ 17 ਸਾਲਾਂ ਪਿਛਲੇ 2-3 ਸਾਲਾਂ ਤੋਂ ਮੈਂ ਵੇਖ ਰਿਹਾ ਕਿ ਕਰੂੰਬਲਾਂ ਫੁੱਟਣ ਲੱਗੀਆਂ ਹੁਣ ਮੈਨੂੰ ਲੱਗਦਾ ਹੈ ਫੁੱਟ ਰਹੀਆਂ ਨੇ ਤੇ ਜੇ ਇਹ ਫੁੱਟ ਰਹੀਆਂ ਨੇ ਤੇ ਸੱਚਮੁੱਚ ਪੰਛੀ ਆਉਣਗੇ ਫੇਰ ਆਲਣੇ ਬਣਾਉਣਗੇ ਫੇਰ ਉਹ ਗੁੰਜ਼ਾਰ ਪੈਦਾ ਹੋਏਗੀ ਫੇਰ ਉਹ ਫੇਰ ਉਹ ਰੌਣਕਾਂ ਲੱਗਣਗੀਆਂ ਮਨ ਕਹਿੰਦਾ ਹੈ ਉਹ ਮੁੜ ਕੇ ਆ ਸਕਦਾ ਸਮਾਂ ਜੇ ਮੇਰੇਓ ਵੀਰੋ ਤੁਹਾਡੀਆਂ ਦਸਤਾਰਾਂ ਦੇ ਨਾਲ ਸੋਹਣੀਆਂ ਵਿਚਾਰਾਂ ਵੀ ਅੰਦਰ ਹੋਣ ਜੇ ਤੁਸੀਂ ਗੁਰਬਾਣੀ ਦਾ ਗੁਟਕਾ ਰੱਖੋ ਗੁਰਬਾਣੀ ਦੀਆਂ ਪੋਥੀਆਂ ਰੱਖੋ ਸ਼ਬਦਾ ਅਰਥ ਵਾਲੀਆਂ ਪੋਥੀਆਂ ਰੱਖੋ ਗੁਰਬਾਣੀ ਦੇ ਅਰਥ ਵੀ ਜਾਣੋਗੇ ਤੇ ਫਿਰ ਉਹ ਸਮਾਂ ਆ ਸਕਦਾ ਹੈ ਫਿਰ ਉਹ ਆਨੰਦਪੁਰ ਦੀਆਂ ਰੌਣਕਾਂ ਮੁੜ ਸਕਦੀਆਂ ਨੇ ਤੇ ਫਿਰ ਅਸੀਂ ਚਾਹ ਨਾਲ ਬਾਜਾਂ ਵਾਲੇ ਨੂੰ ਬਾਗ ਫੜ ਕੇ ਕੱਲੇ-ਕੱਲੇ ਘਰ ਲੈ ਕੇ ਜਾਈਏ ਆਖੀ ਵੇਖ ਇੱਕ ਆਨੰਦਪੁਰ ਸਾਹਿਬ ਛੱਡਿਆ ਸੀ ਹਰ ਪਿੰਡ ਆਨੰਦਪੁਰ ਬਣ ਗਿਆ ਹਰ ਘਰ ਆਨੰਦਪੁਰ ਬਣ ਗਿਆ ਵੇਖ ਅਸੀਂ ਆਖੀਏ ਤੂੰ ਇੱਕ ਅਜੀਤ ਵਾਰਿਆ ਇੱਥੇ ਲੱਖਾਂ ਅਜੀਤ ਬਣ ਗਏ ਇੱਕ ਜੁਝਾਰ ਆ ਲੱਖਾਂ ਜੁਝਾਰ ਨੇ ਆ ਵੇਖ ਜੋਰਾਵਰ ਸਿੰਘ ਗਲਗੀਆਂ ਵਾਲਿਆ ਆ ਵੇਖ ਆ ਫਤਿਹ ਸਿੰਘ ਆ ਵੇਖ ਬੀਬੀਆਂ ਦੇ ਸਿਰ ਟਕੇ ਕੋਈ ਭੈਣ ਸਿਰ ਨੰਗਾ ਨਹੀਂ ਰੱਖਦੀ ਆ ਵੇਖ ਮਾਂ ਗੁਜਰੀ ਇਹਨਾਂ ਚੋਂ ਦਿਸੇਗੀ ਆ ਵੇਖ ਮਾਈ ਪਾਕੋ ਸਿਰ ਸਿਰ ਟਕੇ ਹੋਏ ਨੇ ਸਾਡੀਆਂ ਪੈਣਾ ਦੇ ਨੰਗਾ ਸਿਰ ਨਹੀਂ ਹਮੇਸ਼ਾ ਸਿਰ ਢੱਕ ਕੇ ਰੱਖਦੀਆਂ ਨੇ ਦਸਤਾਰਾਂ ਬੰਨ ਕੇ ਰੱਖਦੀਆਂ ਨੇ ਸਿਰਾਂ ਤੇ ਅਸੀਂ ਚਾਹ ਨਾਲ ਲੈ ਕੇ ਜਾਈਏ ਹਰ ਘਰ ਅਨੰਦਪੁਰ ਬਣ ਗਿਆ ਵੇਖਾ ਕੇ ਹਰ ਘਰ ਅਨੰਦਪੁਰ ਬਣ ਗਿਆ ਪਰ ਮੇਰੇ ਉਹ ਵੀਰਾਂ ਨੂੰ ਬੇਨਤੀ ਕਰਦਾ ਹੈ ਕੱਲਾ ਕੱਲਾ ਪ੍ਰਚਾਰਕ ਬਣ ਜਾਓ ਕੱਲਾ ਕੱਲਾ ਕਮਰ ਕੱਸਾ ਕਰ ਲਓ ਤੁਸੀਂ ਕਿਸੇ ਸੰਸਥਾ ਨਾਲ ਜੁੜੋ ਨਾ ਜੁੜੋ ਪਰ ਤੁਸੀਂ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਬਣ ਕੇ ਪ੍ਰਚਾਰਕ ਬਣੋ ਕਮਰ ਕੱਸੇ ਕਰੋ ਇੱਕ ਧੜਿਆ ਛੱਡ ਦਿਓ ਧੜਿਆਂ ਨਾਲ ਜੁੜਨਾ ਆਹ ਧੜਾ ਚੰਗਾ ਆਹ ਧੜਾ ਮਾੜਾ ਛੱਡੋ ਇਹਨਾਂ ਧੜਿਆਂ ਦਾ ਖਹਿੜਾ ਬਸ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਬਣ ਕੇ ਡਟ ਕੇ ਗੁਰਮਤ ਦਾ ਪ੍ਰਚਾਰ ਕਰੋ ਸਾਰੇ ਸਾਰੇ ਗੁਰੂ ਗੋਬਿੰਦ ਸਿੰਘ ਦੇ ਪੁੱਤ ਬਣ ਕੇ ਵਿਖਾਓ ਗੁਰੂ ਗੋਬਿੰਦ ਸਿੰਘ ਦੀਆਂ ਧੀਆਂ ਭੈਣਾਂ ਸਾਡੀਆਂ ਧੀਆਂ ਭੈਣਾਂ ਬਣ ਕੇ ਵਿਖਾਓ ਧੀਆਂ ਬਣ ਕੇ ਵਿਖਾਓ ਗੁਰੂ ਗੋਬਿੰਦ ਸਿੰਘ ਤੁਰੋਗੇ ਇਕੱਲੇ ਤੁਰਨਾ ਪੈਂਦਾ ਹੈ ਤੁਰੋਗੇ ਕਾਫਲੇ ਬਣ ਜਾਣਗੇ ਹੌਲੀ ਹੌਲੀ ਤੁਰੋਗੇ ਤੇ ਕਾਫਲੇ ਬਣਨਗੇ ਮੈਂ ਮਾਨ ਨਾਲ ਨਹੀਂ ਕਹਿ ਰਿਹਾ ਜਿੱਦਣ ਮੈਂ ਇੱਥੇ ਆਇਆ ਸੀ ਨਾ ਅਸੀਂ ਪੰਜ ਜਣੇ ਸੀ ਅਸੀਂ ਪੰਜ ਸੀ ਜੀ ਜਿੱਦਣ ਅਸੀਂ ਇੱਥੇ ਆਏ ਸੀ ਅਸ ਇਧਰ ਸਕੂਲ ਹੈ ਛੋਟਾ ਜਿਹਾ ਪਿੱਛੇ ਉਹ ਸਕੂਲ ਦੇ ਕਮਰਿਆਂ ਉੱਤੇ ਸੌਂਦੇ ਸੀ ਬਾਹਰ ਇੱਕ ਨਲਕਾ ਸਕੂਲ ਦੇ ਬੱਚਿਆਂ ਦੇ ਪਾਣੀ ਪੀਣ ਵਾਲਾ ਉਹਦੇ ਚ ਉਹਦੇ ਨਲਕੇ ਤੇ ਨਹਾਉਂਦੇ ਸੀ ਪਿੰਡ ਦੇ ਵਿੱਚੋਂ ਕੋਈ ਰੋਟੀ ਲੈ ਕੇ ਆਉਂਦਾ ਸੀ ਤੇ ਰੋਟੀ ਖਾ ਲੈਂਦੇ ਸੀ ਤੇ ਜੇ ਕੋਈ ਪ੍ਰਸ਼ਾਦਾ ਵੱਧ ਜਾਂ ਦੁੱਧ ਆ ਗਿਆ ਤੇ ਉੱਥੇ ਲੰਗਰ ਲਾ ਕੇ ਛੜਕ ਤੇ ਮੈਂ ਲੰਗਰ ਲਾ ਕੇ ਨਾਲ ਬੈਠਦਾ ਰਿਹਾ ਸੇਵਾ ਦਾ ਰੋਕ ਰੋਕ ਕੇ ਚਾਹ ਪਾਣੀ ਪਿਉਂਦੇ ਸੀ ਗੱਡੀ ਰੋਕ ਕੇ ਚਾਹ ਛਕਾਉਂਦੇ ਸੀ ਹੁਣ 10000 ਇੱਕ ਦਿਨ ਵਿੱਚ ਪਹਿਲਾਂ 5000 ਫਿਰ 7000 ਹੁਣ ਘੱਟ ਤੋਂ ਘੱਟ 10000 ਸਰੀਰ ਦਾ ਲੰਗਰ ਰੋਜ਼ ਪਰਮੇਸ਼ਰ ਦੁਆਰ ਬਣਦਾ ਪੰਜ ਤੋਂ 500 ਬਣੇ 5000 ਬਣੇ 5 ਲੱਖ ਬਣੇ ਇਦਾਂ ਹੀ ਵਧਣਾ ਹੈ ਗੁਰਮਖੋ ਇਸੇ ਤਰ੍ਹਾਂ ਤੁਸੀਂ ਇੱਕ ਤੋਂ ਦੋ ਹੋਵੋ ਦੋ ਤੋਂ ਚਾਰ ਹੋਵੋ ਬਸ ਤੁਰੇ ਚੱਲੋ ਪਰਵਾਹ ਨਾ ਕਰੋ ਬਸ ਤੁਰੇ ਚੱਲੋ ਇਦਾਂ ਹੀ ਹੌਲੀ ਹੌਲੀ ਕਾਫਲੇ ਬਣਦੇ ਜਾਣਗੇ ਪਰ ਇਮਾਨਦਾਰੀ ਨਾਲ ਤੁਰਨ ਦੀ ਲੋੜ ਹੈ ਬਸ ਇਮਾਨਦਾਰੀ ਨਾਲ ਤੁਰੋ ਸੋ ਜਿੰਨੇ ਪ੍ਰਚਾਰਕ ਨੇ ਉਹ ਵੀ ਡਟ ਕੇ ਪ੍ਰਚਾਰ ਕਰ ਰਹੇ ਆ ਤੇ ਜਿੰਨੇ ਦਲ ਬਣੇ ਨੇ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਆਪਸ ਵਿੱਚ ਪਿਆਰ ਬਣਾ ਕੇ ਰੱਖੋ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਖਾਲਸਾ ਸਜਾਇਆ ਸਾਰੇ ਆ ਕੇ ਬਹਿ ਗਏ ਆਵਾਜ਼ ਦਿੱਤੀ ਆਓ ਇੱਕ ਸਿਰ ਚਾਹੀਦਾ ਹੈ ਸਿਰ ਉਦੋਂ ਵੀ ਚਾਹੀਦਾ ਸੀ ਸਿਰ ਅੱਜ ਵੀ ਚਾਹੀਦਾ ਹੈ ਸਿਰ ਤੇਰੀ ਗਰਦਨ ਤੇ ਲੱਗਿਆ ਰਹਿਣਾ ਹੈ ਪਰ ਵਿਚਾਰ ਵਿੱਚ ਗੁਰੂ ਗੋਬਿੰਦ ਸਿੰਘ ਦੇ ਚੱਲਣਗੇ ਆਖੋ ਸਤਨਾਮ ਵਾਹਿਗੁਰੂ ਅੱਜ ਵੀ ਸਿਰ ਦੇਣਾ ਪੈਣਾ ਜੀ ਆ ਸਿਰ ਜਿਹੜਾ ਹੈ ਨਾ ਸਿਰ ਆ ਸਿਰ ਲੱਗਿਆ ਹੈ ਇਹ ਧੜ ਦੇ ਉੱਤੇ ਧੜ ਇਸ ਤੇ ਲੱਗਿਆ ਹੋਇਆ ਹੈ ਪਰ ਇਹਦੇ ਵਿੱਚ ਜਿਹੜੇ ਵਿਚਾਰ ਚੱਲਣ ਉਹ ਗੁਰੂ ਗੋਬਿੰਦ ਸਿੰਘ ਦੇ ਚੱਲਣੇ ਚਾਹੀਦੇ ਨੇ ਇੱਥੇ ਸਿਰ ਉਦੋਂ ਵੀ ਦੇਣਾ ਪਏ ਸੀ ਤੇ ਸਿਰ ਅੱਜ ਵੀ ਦੇਣੇ ਪੈਣਗੇ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਇਤ ਮਾਰਗ ਪੈਰ ਜੈ ਸਿਰ ਦੀਜੈ ਕਾਣ ਨਾ ਕੀਜੈ ਐਸਾ ਖੰਡਾ ਖੜਕਾਇਆ ਰਗੜ ਦਿੱਤੇ ਵਹਿਮ ਭਰਮ ਰਗੜ ਦਿੱਤੇ ਵਹਿਮ ਭਰਮ ਰਗੜ ਦਿੱਤੇ ਖੰਡਾ ਰਗੜ ਜਦੋਂ ਆ ਆ ਹੁਣ ਵੇਖੋ ਅੱਜ ਖੰਡਾ ਪੰਜ ਪਿਆਰਿਆਂ ਨੇ ਜਦੋਂ ਖੰਡਾ ਇਦਾਂ ਬਾਟੇ 'ਚ ਰਗੜਾਇਆ ਰਗੜ ਰਿਆ ਤੇ ਉਹਦੇ ਵਿੱਚ ਹੀ ਵਹਿਮ ਭਰਮ ਸਾਰੇ ਮੈਂ ਤੁਹਾਥੋਂ ਸੁਣਨਾ ਵਹਿਮ ਭਰਮ ਸਾਰੇ ਰਗੜ ਪਏ ਹੁਣ ਨਗਾਣੀਆਂ ਮੁੰਦਰੀਆਂ ਨਹੀਂ ਪਾਣੀਆਂ ਹੁਣ ਜਨਮ ਪੱਤਰੀਆਂ ਨਹੀਂ ਬਣਾਣੀਆਂ ਹੁਣ ਕਿਸੇ ਨੂੰ ਹੱਥ ਬੋਲਦੇ ਫੇਰ ਨਹੀਂ ਹੱਥ ਨਹੀਂ ਦਿਖਾਣੇ ਬਿੱਲੀ ਲੰਘਦੀ ਐ ਨਹੀਂ ਵੀ ਹੁਣ ਬਿੱਲੀ ਲੰਘੀ ਜੀ ਰਸਤਾ ਬਦਲ ਜੋ ਬਿੱਲੀ ਲੰਘੀ ਜੀ ਹੁਣ ਇਦਾਂ ਨਾ ਨਾ ਅੱਜ ਤੋਂ ਬਾਅਦ ਸਾਰੇ ਵਹਿਮ ਭਰਮ ਸਾਡੇ ਸਾਹਮਣੇ ਪੰਜ ਪਿਆਰਿਆਂ ਨੇ ਉਹ ਦੱਸ ਦਿਓ ਰਗੜ ਤੇ ਪੰਜ ਪਿਆਰਿਆਂ ਨੇ ਰਗੜ ਸਾਰੇ ਵਹਿਮ ਭਰਮ ਰਗੜ ਤੇ ਕੋਈ ਵਹਿਮ ਭਰਮ ਨਹੀਂ ਰਿਹਾ ਅੱਜ ਤੋਂ ਬਾਅਦ ਕੋਈ ਜਿਹੜੀ ਸਾਡੀ ਜਾਤ ਸੀ ਜਾਤਾਂ ਬਰਾਦਰੀਆਂ ਸਾਡੀਆਂ ਜਾਤ ਵਰਣ ਉਹਨੂੰ ਵੀ ਪੰਜ ਪਿਆਰਿਆਂ ਨੇ ਰਗੜਤਾ ਉਹ ਵੀ ਰਗੜਤਾ ਵਿੱਚ ਹੀ ਜਿੰਨਾ ਜਾਤ ਪਾਤ ਸੀ ਸਾਡਾ ਰਗੜਤਾ ਸਾਰਾ ਕੁਝ ਛੱਡਿਆ ਹੀ ਕੱਖ ਨਹੀਂ ਰਗੜਦੇ ਹੁਣ ਅੱਜ ਤੋਂ ਬਾਅਦ ਖਾਲਸੇ ਬਣ ਕੇ ਚੱਲੇ ਆ ਖਾਲਸੇ ਅੰਮ੍ਰਿਤ ਛਕ ਲਿਆ ਆਪਣੇ ਨਾਮ ਨਾਲ ਲਿਖੋ ਖਾਲਸਾ ਆਪਣੇ ਨਾਲ ਨਾਲ ਖਾਲਸਾ ਲਿਖੋ ਕੰਮ ਕਰਨ ਦੀ ਸ਼ਰਮ ਨਹੀਂ ਅੱਜ ਤੋਂ ਬਾਅਦ ਕਰਨੀ ਕੰਮ ਕੋਈ ਹੋਵੇ ਕੰਮ ਦੀ ਸ਼ਰਮ ਨਹੀਂ ਸ਼ਰਮ ਜਿਹੜੀ ਹੈ ਨਾ ਸ਼ਰਮ ਵੀ ਖੱਤਰੀ ਆ ਕਰ ਸਕਦਾ ਹੈ ਬ੍ਰਾਹਮਣ ਗ੍ਰੰਥ ਪੜ੍ਹ ਸਕਦਾ ਹੈ ਗਿਆਨ ਪ੍ਰਾਪਤ ਕਰ ਸਕਦਾ ਹੈ ਖੱਤਰੀ ਉਹ ਜੀ ਤਲਵਾਰ ਚਲਾ ਸਕਦਾ ਹੈ ਸਭ ਕੁਝ ਹੀ ਰਗੜਤਾ ਚਾਨਣ ਹੋ ਗਿਆ ਹਰ ਪਾਸੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਐਸਾ ਖੰਡਾ ਅਜਰਾ ਜਰਾ ਇੱਕ ਬੋਲ ਕੇ ਪੜਿਓ ਇੱਕ ਸਫਰੀ ਦੀਆਂ ਲਾਈਨਾਂ ਮੈਂ ਸੁਣਨਾ ਚਾਹੁੰਦਾ ਨਾਲੇ ਸਾਹ ਮਿਲ ਜਾਏਗਾ ਨਾਲੇ ਸਾਰੇ ਸੁਣ ਲੈ ਲੈਣੇ ਨੀਲੇ ਦੇ ਸ਼ਾਹ ਸਵਾਰਾ ਨੀਲੇ ਦੇ ਸ਼ਾਹ ਨੀਲੇ ਦੇ ਸ਼ਾਹ ਸਵਾਰਾ ਜਰਾ ਕਿ ਵੇਖੋ ਗੁਰੂ ਗੋਬਿੰਦ ਸਿੰਘ ਨੂੰ ਲਿਆਇਓ ਸਾਹਮਣੇ ਬੋਲਿਓ ਜਰਾ ਨੀਲੇ ਦੇਸ਼ਾਂ ਅਸਵਾਰਾ ਨੀਲੇ ਦੇਸ਼ਾਂ ਅਸਵਾਰਾ ਫੀਲ ਕਰਿਓ ਮਹਿਸੂਸ ਕਰਿਓ ਬੋਲਣ ਦਿਓ ਇਹਨਾਂ ਨੂੰ ਆਪਾਂ ਆਪਣੇ ਸਾਹਮਣੇ ਲੈ ਆਇਓ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਪੰਜ ਪਿਆਰਿਆਂ ਨੂੰ ਮਹਾਰਾਜ ਨੇ ਸੱਚੇ ਪਾਤਸ਼ਾਹ ਨੇ ਕਿਹਾ ਸੀ ਖਾਲਸੇ ਹੂੰ ਮੈਂ ਕਰੋ ਨਿਵਾਸ ਮੈਂ ਵੇਚਾਂ ਇਹਨਾਂ ਦੇ ਮੇਰੇ ਨਾਲ ਗੱਲਾਂ ਕਰਨੀਆਂ ਨੇ ਮੇਰੀ ਰੂਹ ਦੇ ਦਰਸ਼ਨ ਕਰਨੇ ਨੇ ਗੁਰੂ ਗ੍ਰੰਥ ਸਾਹਿਬ ਦੇ ਕਰ ਲਿਓ ਮੇਰੇ ਸਰੀਰ ਨੂੰ ਵੇਖਣਾ ਤੇ ਪੰਜਾਂ ਚੋਂ ਵੇਖ ਲਿਓ ਇਹ ਮੇਰਾ ਹੀ ਰੂਪ ਨੇ ਇਹ ਪੱਗ ਦਿੱਤੀ ਹੈ ਇਹ ਰੂਪ ਸਰੂਪ ਉਹਨਾਂ ਦਾ ਬਖਸ਼ਿਆ ਹੋਇਆ ਤੇ ਸਾਹਮਣੇ ਲਿਆ ਕੇ ਜਰਾ ਯਾਦ ਕਰਿਓ ਗੁਰੂ ਗੋਬਿੰਦ ਸਿੰਘ ਜੀ ਹਾਂਜੀ ਨੀਲੇ ਦੇਸ਼ਾਂ ਸ਼ਾਇ ਨੀਲੇ ਦੇਸ਼ਾਂ ਅਸਵਾਰਾ ਨੇਰ ਜ਼ੁਲਮ ਦਾ ਦੂਰ ਕਰ ਗਿਆ ਤੇਰੀ ਕਲਗੀ ਦਾ ਲਿਸ਼ਕਾਰਾ ਤੇਰੀ ਕਲਗੀ ਦਾ ਲਿਸ਼ਕਾਰਾ ਤੇਰੀ ਕਲਗੀ ਦਾ ਲਿਸ਼ਕਾਰਾ ਪੜੋ ਪੜੋ ਪੜੋ ਤੇਰੀ ਕਲਗੀ ਦਾ ਲਿਸ਼ਕਾਰਾ ਮੇਰਾ ਰੱਖੋ ਕਲਗੀ ਦਾ ਸ਼ਿਕਾਰਾ ਮੇਰੇ ਰੁਮਾਲਾਂ ਵਾਲਿਓ ਵੀਰੋ ਸਾਰੇ ਬੋਲੋ ਸਾਰੇ ਤੇਰੀ ਕਲਗੀ ਦਾ ਸ਼ਿਕਾਰਾ ਤੇਰੀ ਕਲਗੀ ਦਾ ਸ਼ਿਕਾਰਾ ਵਾਹ ਵਾਹ ਹਾਂਜੀ ਖੰਡੇ ਦੀ ਤੂੰ ਪਾਵ ਪਿਲਾਈ ਮੋਇਆ ਦੇ ਵਿੱਚ ਜ਼ਿੰਦਗੀ ਪਾਈ ਝੰਡੇ ਦੀ ਤੂੰ ਪੋਲ ਪਿਲਾਈ ਮੋਇਆ ਦੇ ਵਿੱਚ ਜ਼ਿੰਦਗੀ ਪਾਈ ਰੁੜਦੇ ਬੇੜੇ ਤਾਰ ਗਿਆ ਗੁਜਰੀ ਦੀ ਅੱਖ ਦਾ ਤਾਰਾ ਹਨੇਰ ਜ਼ੁਲਮ ਦਾ ਦੂਰ ਕਰ ਗਿਆ ਤੇਰੀ ਕਲਗੀ ਦਾ ਸ਼ਿਕਾਰਾ ਤੇਰੀ ਕਲਗੀ ਦਾ ਸ਼ਿਕਾਰਾ ਦਾਲ ਸ਼ਿਕਾਰਾ ਤੇਰੀ ਕਲਗੀ ਦਾ ਸ਼ਿਕਾਰਾ ਮੇਰਾ ਕੋ ਤੇਰੀ ਕਲਗੀ ਦਾ ਸ਼ਿਕਾਰਾ ਤੇਰੀ ਕਲਗੀ ਦਾ ਸ਼ਿਕਾਰਾ ਪੜੋ ਤੂੰ ਸਿੱਖੀ ਦੇ ਮਹਿਲ ਬਣਾ ਨੀਹਾਂ ਦੇ ਵਿੱਚ ਲਾਟਣਾ ਤੂੰ ਸਿੱਖੀ ਦੇ ਮਹਿਲ ਜਲਾਲ ਤੇਰਾ ਏ ਚੂਨੇ ਦੀ ਥਾ ਹੱਡੀਆਂ ਲਾਈਆਂ ਮਿਜਦਾ ਲਾਇਆ ਗਾਰਾ ਹਨੇਰ ਜ਼ੁਲਮ ਦਾ ਦੂਰ ਕਰਕੇ ਆ ਤੇਰੀ ਕਲਗੀ ਦਾ ਲਿਸ਼ਕਾਰਾ ਤੇਰੀ ਕਲਗੀ ਦਾ ਲਿਸ਼ਕਾਰਾ ਸਾਰੇ ਸਾਰੇ ਤੇਰੀ ਕਲਗੀ ਦਾ ਸ਼ਿਕਾਰਾ ਕਲਗੀ ਦਾ ਸ਼ਿਕਾਰਾ ਨੀਲੇ ਦੇਸ਼ਾਂ ਅਸਵਾਰਾ ਨੀਲੇ ਦੇਸ਼ਾਂ ਅਸਵਾਰਾ ਹਨੇਰ ਜ਼ੁਲਮ ਦਾ ਦੂਰ ਕਰ ਗਿਆ ਤੇਰੀ ਕਲਗੀ ਦਾ ਸ਼ਿਕਾਰਾ ਤੇਰੀ ਕਲਗੀ ਨਾਲ ਸ਼ਿਕਾਰਾ ਤੇਰੀ ਕਲਗੀ ਨਾਲ ਸ਼ਿਕਾਰਾ ਕਰੀਏ ਅੱਜ ਬੜੀ ਲੋੜ ਹੈ ਅੱਜ ਬਹੁਤ ਲੋੜ ਹੈ ਆਪਣੇ ਵੀਰਾਂ ਨੂੰ ਡੋਰ ਤੋਂ ਡੋਰ ਜਾਓ ਆਪਣੇ ਜਿਹੜਾ ਮੇਰਾ ਵੀਰ ਅੰਮ੍ਰਿਤਧਾਰੀ ਬਣ ਗਿਆ ਜਿਹੜਾ ਸਿੰਘ ਸਜ ਗਿਆ ਉਸੇ ਦਿਨ ਤੋਂ ਕਮਰ ਕੱਸਾ ਕਰੇ ਆਪਣੇ ਕਿਸੇ ਟੁੱਟੇ ਭਰਾ ਨੂੰ ਜਿਹੜਾ ਨਸ਼ਿਆਂ 'ਚ ਪੈ ਗਿਆ ਬਰਬਾਦੀ ਹੋ ਗਈ ਉਹਨੂੰ ਵਾਪਸ ਲਿਆਓ ਆਜਾ ਭਰਾਵਾ ਆਜਾ ਗੁਰਬਾਣੀ ਪੜਿਆ ਕਰ ਆਜਾ ਗੁਰਬਾਣੀ ਨਾਲ ਜੁੜ ਆਜਾ ਸਤਸੰਗ ਵਿੱਚ ਆ ਸਭ ਵਹਿਮ ਭਰਮ ਖਤਮ ਕਰਕੇ ਗੁਰੂ ਗੋਬਿੰਦ ਸਿੰਘ ਨੇ ਖਾਲਸੇ ਬਣਾ ਦਿੱਤੇ ਖਾਲਸੇ ਬਾਹਰ ਲੈ ਕੇ ਆਏ ਸਟੇਜ ਤੇ ਲੈ ਪਤਾ ਹੀ ਨਹੀਂ ਲੱਗਦਾ ਵੀ ਗੁਰੂ ਗੋਬਿੰਦ ਸਿੰਘ ਕੌਣ ਨੇ ਤੇ ਸਿੰਘ ਕੌਣ ਨੇ ਇੱਕੋ ਜਿਹਾ ਬਾਣਾ ਪਵਾਤਾ ਸਾਰਿਆਂ ਨੂੰ ਇੱਕੋ ਜਿਹਾ ਰੂਪ ਦੇ ਫਿਰ ਆਪ ਆ ਕੇ ਅੰਮ੍ਰਿਤ ਛਕਿਆ ਮੈਨੂੰ ਵੀ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾਓ ਕਿੱਡੀ ਵੱਡੀ ਨਿਮਰਤਾ ਤਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਵਰਗਾ ਕੌਣ ਹੋ ਜਾਏ ਇਸ ਕਰਕੇ ਸਾਰੇ ਹੀ ਬੇਨਤੀ ਕਰੀਏ ਸੱਚੇ ਪਾਤਸ਼ਾਹ ਜਿਵੇਂ ਉਹਨਾਂ ਤੇ ਕਿਰਪਾ ਕੀਤੀ ਆ ਸਭ ਨੇ ਕਹਿਣਾ ਮੇਰੀ ਬੇਨਤੀ ਕਿਤੇ ਮੇਰੀ ਵੀਨ ਭਾਈ ਬਾਜਾਂ ਵਾਲਿਆ ਭੈਣਾ ਬੋਲਣ ਕਿਤੇ ਸਿੰਘ ਬੋਲੋ ਮੇਰੀ ਵੀ ਨਿਭਾਈ ਬਾਟਾਂ ਵਾਲਿਆ ਭੈਣਾ ਸਿੰਘੋ ਗੱਜ ਕੇ ਬੋਲੋ ਮੇਰੀ ਵੀ ਨਿਭਾਈ ਬਾਟਾਂ ਤੇ ਸਿੰਘ ਬੋਲੋ ਕਿਤੇ ਵੀ ਨਿਭਾਈ ਬਾਜਾ ਵਾਰਿਆ ਕਿਤੇ ਸਾਡੀ ਵੀ ਨਿਭਾਈ ਸਿੰਘ ਬੋਲੋ ਕਿਤੇ ਮੇਰੀ ਵੀ ਨਿਭਾਈ ਬਾਜਾ ਭਾਰਿਆ ਕਿਤੇ te Thank you. ਰਾਂਝੇ ਨਹੀਂ ਰਹਿਣਾ ਕਿਸੇ ਨੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ जुड़ जाओ ਕਿਸੇ ਗੈਰ ਦੀ ਨਜ਼ਰ ਨਾ ਚੜ ਜਾਈਏ ਬੋਲੋ ਕਿਸੇ ਗੈਰ ਦੀ ਗੈਰ ਕੋਈ ਕਬਰਾਂ ਮੜੀਆਂ ਦੂਜੇ ਪਾਸੇ ਜਾਣ ਵਾਲਾ ਨਾ ਗੁਰੂ ਗੋਬਿੰਦ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਜੀ ਕਿਸੇ ਗੈਰ ਦੀ ਨਜ਼ਰ ਨਾ ਚੜ ਜਾਈਏ ਪੜੋ ਕਿਸੇ ਗੈਰ ਦੀ ਨਜ਼ਰ ਆਪਣੀ ਸਾਡੇ ਤੇ ਲਾਈ ਰੱਖੀ ਨਜ਼ਰ ਆਪਣੀ ਸਾਡੇ ਤੇ ਲਾਈ ਰੱਖੀ ਕਿਸੇ ਗੈਰ ਦੀ ਕਸਰ ਨਾ ਹਰਖੀ ਨਾ ਪ੍ਰੀਤ ਮਾਂ ਪ੍ਰੀਤ ਸਾਡੀ ਸਾਡੀ ਪ੍ਰੀਤ ਵਰਤੀਤ ਬਣਾਈ ਸਾਡੀ ਪ੍ਰੀਤ ਵਰਤੀਤ ਬਣਾਈ ਰੱਖੀ ਹਰਖੀ ਨਾ ਪ੍ਰੀਤ ਮਾਂ ਪ੍ਰੀਤ ਸਾਡੀ ਸਾਡੀ ਪ੍ਰੀਤ ਸਾਡੀ ਪ੍ਰੀਤ ਪ੍ਰਤੀਤ ਤੂੰ ਬਣਾਈ ਰੱਖੀ ਕਿਸੇ ਗੈਰ ਦੀ ਨਜ਼ਰ ਨਾ ਚੜ ਜਾਈਏ ਨਜ਼ਰ ਆਪਣੀ ਸਾਡੇ ਤੇ ਪਵੇ ਗੈਰ ਦਾ ਪੈਰ ਨਾ ਸ਼ਹਿਰ ਸਾਡੇ ਸੱਚੇ ਪਾਤਸ਼ਾਹ ਕੋਈ ਗੈਰ ਸਾਡੀ ਜ਼ਿੰਦਗੀ 'ਚ ਨਾ ਹੋਵੇ ਬਸ ਤੁਹਾਡੇ ਨਾਲ ਸਾਡੀ ਪ੍ਰੀਤ ਬਣੀ ਰਹੇ ਸੋ ਸਤਿਗੁਰ ਨੇ ਕਿਰਪਾ ਕੀਤੀ ਇੱਕ ਬਣਾਇਆ ਜਾਤਾਂ ਪਾਤਾਂ ਗੋਤਾਂ ਚੋਂ ਕੱਢਿਆ ਤੇ ਅਰਦਾਸ ਕਰੀਏ ਜਿਵੇਂ ਉਹਨਾਂ ਦੀ ਨਿਭ ਗਈ ਸਾਡੀ ਵੀ ਨਿਭ ਜਾਏ ਗੁਰੂ ਸਾਹਿਬ ਨੇ ਸਾਂਝਾ ਉਪਦੇਸ਼ ਦਿੱਤਾ ਹੁਣ ਲਾਸਟ ਪੰਕਤੀਆਂ ਸੁਣ ਲਓ ਖਤਰੀ ਬ੍ਰਾਹਮਣ ਸੂਤ ਵੈਸੇ ਉਪਦੇਸ਼ ਚੋਬਰ ਵਰਨਾ ਕੋ ਸਾਡਾ ਗੁਰਮੁਖ ਨਾਮ ਜਪੇ ਉਦਰੇ ਸੋ ਕਲਮੇ ਮੈਂ ਕੱਟ ਕੱਟ ਨਾਨਕ ਮਾਤਾ ਖੱਤਰੀ ਬ੍ਰਾਹਮਣ ਸੂਦ ਵੈ ਉਪਦੇਸ਼ ਵਰਨਾ ਕੋ ਸਾਂਝਾ ਉਪਦੇਸ਼ ਦਿੱਤਾ ਤੇ ਜਿਹੜਾ ਇਸ ਸਮੇਂ ਵਿੱਚ ਇਸ ਯੁੱਗ ਵਿੱਚ ਆ ਕੇ ਗੁਰਬਾਣੀ ਨਾਲ ਜੁੜਦਾ ਹੈ ਗੁਰੂ ਦੇ ਦੁਆਰਾ ਗੁਰੂ ਦੇ ਦੱਸੇ ਰਾਹ ਤੇ ਚੱਲਦਾ ਹੈ ਉਹਨੂੰ ਹਰ ਇੱਕ ਵਿੱਚ ਵਸਿਆ ਇੱਕ ਪਰਮਾਤਮਾ ਨਜ਼ਰ ਆਉਣ ਲੱਗ ਪੈਂਦਾ ਹੈ ਉਹ ਫਿਰ ਦਿਲੋਂ ਇਹ ਗੱਲ ਮੰਨਦਾ ਹੈ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਮਾਨਸ ਕੀ ਜਾਤ ਸਭੈ ਇੱਕੈ ਪਹਿਚਾਨ ਸੋ ਇੱਕ ਜਾਤ ਹੈ ਕੋਈ ਜਾਤਾਂ ਪਾਤਾਂ ਸਭ ਖਤਮ ਕਰੋ ਗੁਰਬਾਣੀ ਨਾਲ ਜੁੜੋ ਆਪਣੇ ਵਿਰਸੇ ਨਾਲ ਪਿਆਰ ਕਰੀਏ ਸੋ ਬੇਨਤੀ ਕਰਾਂਗਾ ਪਹਿਲੀ ਬੇਨਤੀ ਤੇ ਗੁਰੂ ਸਾਹਿਬ ਦਾ ਅਦਬ ਮੁਖ ਰੱਖਣਾ ਹੈ ਜਦੋਂ ਗੁਰੂ ਜੀ ਜਾਣਗੇ ਆਪਾਂ ਫੇਰ ਚੱਲਾਂਗੇ 5-4 ਮਿੰਟ ਕਿਰਪਾ ਕਰਕੇ ਜਰੂਰ ਜਰੂਰ ਸਾਥ ਦਿਓ ਅਗਲੀ ਬੇਨਤੀ ਕਿ ਮਈ ਦੇ ਮਹੀਨੇ ਵਿੱਚ ਸ਼ਨੀਵਾਰ ਦਾ ਦੀਵਾਨ ਲੱਗੇਗਾ ਐਦ ਕੀ ਡੇਢ ਮਹੀਨੇ ਬਾਅਦ ਦੀਵਾਨ ਲੱਗਿਆ ਪਿਛਲੇ ਮਹੀਨੇ ਵੀ ਨਹੀਂ ਲੱਗਿਆ ਕਿਉਂਕਿ ਮੌਸਮ ਖਰਾਬ ਹੋ ਗਿਆ ਸੀ ਤਾਂ ਕਰਕੇ 2.5 ਮਹੀਨਿਆਂ ਬਾਅਦ ਐਦ ਕੀ 2.5 ਮਹੀਨਿਆਂ ਬਾਅਦ ਸਮਾਗਮ ਹੋਇਆ ਸੋ ਅਗਲੀ ਜਿਹੜੀ ਵਾਹਿਗੁਰੂ ਸ਼ਨੀਵਾਰ ਦਾ ਜਿਹੜਾ ਦੀਵਾਨ ਹੈ ਨਾ ਅਗਲਾ ਉਹ 7 ਮਈ ਦਾ ਆਉਣਾ 7 ਮਈ ਦਾ ਦੀਵਾਨ ਹੋਏਗਾ ਅੱਜ ਤੋਂ ਤਕਰੀਬਨ ਮੇਰਾ ਖਿਆਲ ਹੈ ਅੱਜ ਕਿੰਨੀ 14 ਹੋ ਗਈ 20 22 ਦਿਨ ਬਣਦੇ 20 22 22 ਦਿਨਾਂ ਬਾਅਦ ਦੀਵਾਨ ਲੱਗਣਾ ਦੁਬਾਰਾ ਫੇਰ ਸੋ ਹਰ ਮਹੀਨੇ ਪਹਿਲੇ ਸ਼ਨੀਵਾਰ ਦਾ ਚੇਤਾ ਰੱਖਿਓ ਅੱਜ ਵੀ ਬਹੁਤ ਕੰਮਾਂ ਕਾਰਾਂ ਵਿੱਚ ਜਿਵੇਂ ਹੁਣ ਅੱਜ ਵਢਾਈ ਦਾ ਬਹੁਤ ਜ਼ੋਰ ਹੋ ਗਿਆ ਸੋ ਫਿਰ ਵੀ ਆਪ ਜੀ ਬੜੇ ਪਿਆਰ ਨਾਲ ਦੂਰੋਂ ਨੇੜੇੋਂ ਪਹੁੰਚ ਕੇ ਹਾਜ਼ਰੀਆਂ ਭਰ ਰਹੇ ਹੋ ਸਭ ਸੰਗਤਾਂ ਨੂੰ ਜੀ ਆਇਆਂ ਕੱਲ ਤੇ ਵਾਹਿਗੁਰੂ ਪਰਸੋਂ ਤੋਂ ਪਟਿਆਲੇ ਵਿੱਚ ਦੀਵਾਨ ਨੇ ਜੱਸੋਵਾਲ ਪਿੰਡ ਜੱਸੋਵਾਲ ਪਟਿਆਲੇ ਦੇ ਵਿੱਚ ਹੀ ਪੈਂਦਾ ਜੱਸੋਵਾਲ ਪਟਿਆਲਾ ਉੱਥੇ 16 17 18 ਦੇ ਦੀਵਾਨ ਹਨ ਰਾਤ ਦੇ ਸੰਗਤ ਉੱਥੇ ਲਾਭ ਪ੍ਰਾਪਤ ਕਰੇ ਸਨੌਰ ਅਨਾਜ ਮੰਡੀ ਵਿੱਚ ਵੀ ਅੱਗੇ 18 19 20 ਮਈ ਦੇ ਦੀਵਾਨ ਨੇ ਬਾਕੀ ਅੱਗੇ ਚਲੋ ਪਤਾ ਲੱਗਦਾ ਰਹਿਣਾ ਜਿੱਥੇ ਜਿੱਥੇ ਸਮਾਗਮ ਹੋਣਗੇ ਸੰਗਤ ਵੱਧ ਚੜ ਕੇ ਪਹੁੰਚ ਕੇ ਲਾਹਾ ਪ੍ਰਾਪਤ ਕਰੇ ਸਾਰੀ ਸੰਗਤ ਦਾ ਧੰਨਵਾਦ ਮੈਂ ਬੇਨਤੀ ਕਰਾਂਗਾ ਪਰਮੇਸ਼ਰ ਦੁਆਰ ਗੁਰਮਤ ਪ੍ਰਚਾਰ ਸੇਵਾ ਦਲ ਜਿਹੜੇ ਬਣੇ ਉਹਨਾਂ ਦੀਆਂ ਮੀਟਿੰਗਾਂ ਵੀ ਮਈ ਵਿੱਚ ਹੋਣਗੀਆਂ ਸਾਰੇ ਦਲਾਂ ਵਿੱਚ ਮੈਂ ਜਾਵਾਂਗਾ ਜ਼ਰੂਰ ਜਿੱਥੇ ਜਿੱਥੇ ਬਣੇ ਨੇ ਮੀਟਿੰਗ ਕਰਨ ਵਾਸਤੇ ਕੀ ਕਰਦੇ ਨੇ ਕੀ ਨਹੀਂ ਕਰਦੇ ਕਿੰਨੇ ਹਾਜ਼ਰ ਹੁੰਦੇ ਨੇ ਕਿੰਨੇ ਨਹੀਂ ਹੁੰਦੇ ਪਤਾ ਲੱਗਦਾ ਰਹੇਗਾ ਸੋ ਹੁਣ ਥੋੜੇ ਦਿਨ ਵਾਸਤੇ ਬਾਹਰ ਦਾ ਪ੍ਰੋਗਰਾਮ ਹੈ ਅਮਰੀਕਾ ਤੇ ਕੈਨੇਡਾ ਬਾਰਡਰ ਦੇ ਉੱਤੇ ਅਮਰੀਕਾ ਦੇ ਵਿੱਚ ਅਮਰੀਕਾ ਦਾ ਲਾਸਟ ਸ਼ਹਿਰ ਪੈਂਦਾ ਕੀ ਸਿਆਟਲ ਦੇ ਪਾਸ ਹੈ ਉੱਥੇ ਤਿੰਨ ਦੀਵਾਨ ਅਮਰੀਕਾ ਵਿੱਚ ਨੇ ਬਿਲਕੁਲ ਕੈਨੇਡਾ ਦਾ ਤੇ ਅਮਰੀਕਾ ਦਾ ਬਾਰਡਰ ਹੈ ਕੈਨੇਡਾ ਵਾਲੇ ਵੀ ਉੱਥੇ ਆ ਸਕਦੇ ਆ ਬਾਹਰ ਖੁੱਲੇ ਗਰਾਊਂਡ ਵਿੱਚ 5 ਦਿਨ ਦਾ ਸਮਾਗਮ ਹੋਣਾ 27 ਤੋਂ ਲੈ ਕੇ 1 ਮਈ ਤੱਕ ਫਿਰ ਮੈਂ ਸ਼ਨੀਵਾਰ ਤੋਂ ਪਹਿਲਾਂ ਪਹਿਲਾਂ ਵਾਪਸ ਆ ਜਾਣਾ ਹੈ ਉੱਥੇ ਅੰਮ੍ਰਿਤ ਸੰਚਾਰ ਵੀ ਰੱਖਿਆ ਗਿਆ 5 ਦਿਨ ਦਾ ਪ੍ਰੋਗਰਾਮ ਸੋ ਸਾਰੀ ਸੰਗਤ ਨੂੰ ਬੇਨਤੀ ਹੈ ਬਾਕੀ ਮਈ ਦੇ ਸਾਰੇ ਮਹੀਨੇ ਦੇ ਇੱਥੇ ਦੀਵਾਨ ਨੇ ਲੋਕਲ ਨੇੜੇ ਤੇੜੇ ਜਲੰਧਰ ਦੇ ਜ਼ਿਲ੍ਹੇ ਵਿੱਚ ਵੀ ਨੇ ਲੁਧਿਆਣੇ ਜ਼ਿਲ੍ਹੇ ਵਿੱਚ ਵੀ ਦੀਵਾਨ ਦਿੱਤੇ ਹੋਏ ਐ ਇਧਰ ਬਦਨੀ ਦੇ ਇਲਾਕੇ ਵਿੱਚ ਰੌਕੇ ਕਲਾਂ ਬਦਨੀ ਦਾ ਏਰੀਆ ਪੈ ਜਾਂਦਾ ਸਾਰਾ ਇਸ ਇਲਾਕੇ ਵਿੱਚ ਵੀ ਦੀਵਾਨ ਦਿੱਤੇ ਐ ਪੂਰਾ ਮਹੀਨਾ ਇੱਥੇ ਪ੍ਰੋਗਰਾਮ ਜੰਡਪੁਰ ਦੇ ਵਿੱਚ ਚੰਡੀਗੜ੍ਹ ਵਿੱਚ ਵੀ ਦੀਵਾਨ ਚੰਡੀਗੜ੍ਹ ਦੇ ਇਲਾਕੇ 'ਚ ਵੀ ਸਮਾਗਮ ਹੋਏਗਾ ਸੋ ਉਹਨਾਂ ਨੂੰ ਵੀ ਮਈ ਦੀਆਂ ਤਰੀਕਾਂ ਦਿੱਤੀਆਂ ਸੋ ਸਾਰੇ ਜਿੱਥੇ ਜਿੱਥੇ ਵੀ ਪ੍ਰੋਗਰਾਮ ਆਉਣ ਵਾਲੇ ਸਮੇਂ ਵਿੱਚ ਹੋਣ ਸਾਰੇ ਪਾਸੇ ਆਪਾਂ ਪਹੁੰਚ ਕੇ ਹਾਜ਼ਰੀ ਭਰਨੀ ਹੈ ਬਸ ਵੱਧ ਤੋਂ ਵੱਧ ਤਕੜੇ ਹੋ ਕੇ ਗੁਰਬਾਣੀ ਦਾ ਪ੍ਰਚਾਰ ਕਰੋ ਮੇਰੇ ਵੀਰ ਪੈਂਟ ਸ਼ਰਟ ਪਾਓ ਕੁੜਤਾ ਪਜਾਮਾ ਪਾਓ ਦਸਤਾਰਾਂ ਦਮਾਲੇ ਬੰਨੋ ਪਰ ਤੁਸੀਂ ਨਾਲ ਪ੍ਰਚਾਰ ਕਰੀ ਜਾਓ ਪੈਂਟ ਸ਼ਰਟ ਪਾ ਕੇ ਵੀ ਤੁਸੀਂ ਇੱਕ ਤੋਂ ਦੋ ਹੋ ਸਕਦੇ ਹੋ ਦੋ ਤੋਂ ਚਾਰ ਹੋ ਸਕਦੇ ਹੋ ਇਹ ਪ੍ਰਚਾਰ ਕਰੋ ਬਸ ਤਕੜੇ ਹੋ ਕੇ ਜੋ ਅਸੀਂ ਗੁਰਬਾਣੀ ਪੜ੍ਹਦੇ ਸੁਣਦੇ ਹਾਂ ਅੱਗੇ ਸੁਣਾਓ ਕੈਸਟਾਂ ਰਾਈ ਪ੍ਰਚਾਰ ਹੋ ਸਕਦਾ ਹੈ ਅੱਗੇ ਤੋਂ ਅੱਗੇ ਸੀਡੀਆਂ ਨਾਲ ਅੱਜ ਕੱਲ ਤੇ ਇੰਟਰਨੈਟ ਦਾ ਸਮਾਂ ਬੜਾ ਸੌਖਾ ਹੈ ਤਕੜੇ ਹੋ ਕੇ ਆਪਾਂ ਭਰਾ ਭਰਾ ਬਣ ਕੇ ਪ੍ਰਚਾਰ ਕਰੋ ਮੋਢੇ ਨਾਲ ਮੋਢਾ ਜੋੜ ਕੇ ਤੋ ਬੜੀ ਸੰਗਤ ਕਈ ਕੋਸ਼ਿਸ਼ ਵੀ ਕਿ ਮੈਨੂੰ ਕਹਿੰਦੇ ਆ ਜੀ ਤੁਸੀਂ ਬਾਬਾ ਜੀ ਮਿਲਦੇ ਨਹੀਂ ਆ ਕੇ ਮੈਂ ਕਿਹਾ ਗੁਰੂ ਗ੍ਰੰਥ ਸਾਹਿਬ ਨੂੰ ਮਿਲ ਲਿਆ ਕਰੋ ਜਿਨ੍ਹਾਂ ਨੂੰ ਮਿਲਣਾ ਹੈ ਉਹਨਾਂ ਨੂੰ ਤੇ ਮਿਲ ਹੀ ਲੈਂਦੇ ਹੋ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਾਂ ਮੱਥਾ ਟੇਕ ਲਿਆ ਗੁਰੂ ਸਾਹਿਬ ਜੀ ਨੂੰ ਆਪਾਂ ਮਿਲ ਲੈ ਬਸ ਆ ਆ ਵੇਖੋ ਭੁਗਤ ਗਿਆਨ ਹੈ ਆ ਗਿਆਨ ਭੁਗਤਾਇਆ ਜਾਣਾ ਇੱਥੇ ਜੋ ਸੁਣ ਰਹੇ ਹੋ ਇਹਨੂੰ ਸਮਝੋ ਇਹਨੂੰ ਮੰਨੋ ਬਸ ਇਹੀ ਸਾਡਾ ਸਾਰਿਆਂ ਦਾ ਮਲਾਪ ਹੈ ਆਹੀ ਲੋੜ ਹੈ ਹੋਰ ਕੋਈ ਮੈਂ ਤੇ ਬਹੁਤ ਵਾਰ ਕਿਹਾ ਵੀ ਜਿਹੜਾ ਕੋਈ ਧਾਗੇ ਤੇ ਵੀ ਸੋਚਦਾ ਵੀ ਉੱਥੇ ਮੇਰਾ ਭੂਤ ਨਿਕਲ ਜਾਏਗਾ ਉੱਥੇ ਮੈਂ ਜਾਵਾਂ ਜੀ ਉੱਥੇ ਇਦਾਂ ਹੋ ਜਾਏਗਾ ਨਾ ਜਿਨੇ ਗੁਰਬਾਣੀ ਸੁਣਨੀ ਹੈ ਬਾਣੀ ਨਾਲ ਜੁੜਨਾ ਹੈ ਅੰਮ੍ਰਿਤ ਛਕਣਾ ਹੈ ਉਹਨੂੰ ਜੀ ਆਇਆਂ ਨੂੰ ਜੀ ਆਇਆਂ ਸੋ ਗੁਰੂ ਕੇ ਲੰਗਰ 24 ਘੰਟੇ ਚੱਲਦੇ ਆ ਬਹੁਤ ਹੁਣ ਅੱਜ ਕੱਲ ਜਿਵੇਂ ਆ ਜਾਣ ਵਾਲੇ ਹੁੰਦੇ ਆ ਜੀ ਉਹ ਕੋਈ ਮਾਤਾ ਦੇ ਚੱਲਿਆ ਕੋਈ ਕਿਤੇ ਚੱਲਿਆ ਕੋਈ ਕਿਤੇ ਚੱਲਿਆ ਤੇ ਬਹੁਤੇ ਇਦਾਂ ਦੇ ਵੀ ਵੇਖੇ ਆ ਜੀ ਲੰਗਰ ਵਿੱਚ ਪ੍ਰਸ਼ਾਦਾ ਛਕਣ ਹੀ ਜਾਂਦੇ ਆ ਸਿੱਧੇ ਦਰਬਾਰ ਸਾਹਿਬ 'ਚ ਮੱਥਾ ਨਹੀਂ ਟੇਕਦੇ ਬਹੁਤ ਬੰਦੇ ਇਦਾਂ ਦੇ ਵੇਖੇ ਵੀ 15-20% ਹੋਣਗੇ ਜਿਹੜੇ ਬਾਹਰ ਹੱਥ ਪੈਰ ਧੋਕ ਕੇ ਦਰਬਾਰ ਸਾਹਿਬ ਦੇ ਵਿੱਚ ਕੀਰਤਨ ਚੱਲਦਾ ਦਰਬਾਰ ਵਿੱਚ ਜਾਣਗੇ ਨਹੀਂ ਤੇ ਲੰਗਰ ਵਿੱਚ ਬਹਿ ਕੇ ਪ੍ਰਸ਼ਾਦਾ ਛਕ ਕੇ ਵਾਪਸ ਚਲੇ ਜਾਂਦੇ ਕਈ ਇਦਾਂ ਦੇ ਵੀ ਵੇਖਣ ਨੂੰ ਬੰਦੇ ਮਿਲਦੇ ਆ ਸੋ ਇਸ ਕਰਕੇ ਆਓ ਆਪਾਂ ਕੁਰਬਾਨੀ ਨਾਲ ਜੁੜਨਾ ਹੈ ਉਸ ਵੇਲੇ ਵੀ ਬੜੇ ਭੱਜੇ ਸੀ ਜਦੋਂ ਗੁਰੂ ਸਾਹਿਬ ਨੇ ਸੀਸ ਗਿਆ ਮੈਨੂੰ ਸੀਸ ਚਾਹੀਦਾ ਹੈ ਤੇ ਬੜੇ ਇਦਾਂ ਦੇ ਸੀ ਜਿਹੜੇ ਸਿਰਫ ਸ਼ਕੂਏ ਸੀ ਸ਼ਕੂਏ ਛਕਣ ਵਾਲੇ ਖਾਣ ਪੀਣ ਨਾਲ ਹੀ ਸੰਬੰਧ ਹੁੰਦਾ ਜਿਨ੍ਹਾਂ ਦਾ ਜਿਨ੍ਹਾਂ ਨੇ ਲੰਗਰਾਂ ਦੀਆਂ ਦਾਲਾਂ ਹੀ ਟੇਸਟ ਕੱਢ ਕੇ ਕਰਕੇ ਵਾਪਸ ਮੁੜ ਜਾਣਾ ਹੁੰਦਾ ਪਰ ਉਹ ਵੀ ਸਨ ਜਿਨ੍ਹਾਂ ਨੇ ਸੀਸ ਭੇਟ ਕੀਤੇ ਤੇ ਕਈ ਸਿੱਖ ਇਦਾਂ ਦੇ ਵੀ ਸਨ ਜਿਹੜੇ ਤਿਆਰ ਬੈਠੇ ਸੀ ਪਰ ਗੁਰੂ ਗੋਬਿੰਦ ਸਿੰਘ ਪੰਜਾਂ ਤੋਂ ਬਾਅਦ ਵਾਪਸ ਬਾਹਰ ਨਹੀਂ ਆਏ ਨਹੀਂ ਤੇ ਛੇਵੇਂ ਨੇ ਵੀ ਆ ਜਾਣਾ ਸੀ ਤਿਆਰ ਹੋ ਕੇ ਉੱਥੇ ਕਮੀ ਨਹੀਂ ਸੀ ਜੇ ਆਪਾਂ ਕਹੀਏ ਵੀ ਇਕੱਲੇ ਪੰਜ ਸੀ ਨਾ ਬਹੁਤ ਤਿਆਰ ਬੈਠੇ ਸੀ ਵੀ ਜੇ ਹੁਣ ਗੁਰੂ ਮਹਾਰਾਜ ਬਾਹਰ ਆਏ ਤੇ ਮੈਂ ਉੱਠ ਕੇ ਜਾਵਾਂ ਜੇ ਹੁਣ ਬਾਹਰ ਆਣਗੇ ਤੇ ਮੈਂ ਜਾਵਾਂ ਸੋ ਇਸ ਕਰਕੇ ਪੰਜ ਸੀਸ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਲਏ ਸਤਿਗੁਰੂ ਜੀ ਨੇ ਈਸ ਸਾਨੂੰ ਅੱਜ ਵੀ ਦੇਣਾ ਹੀ ਪੈਣਾ ਬਸ ਆ ਜੋ ਇਹਦੇ ਵਿੱਚ ਭਰਿਆ ਹੋਇਆ ਇਹ ਸਾਰਾ ਕੁਝ ਕੱਢਣਾ ਪੈਣਾ ਇਹ ਸਿਰ ਦੇਣਾ ਹੀ ਹੁੰਦਾ ਜੀਵਨ ਮੁਕਤ ਸੋ ਆਖੀਐ ਮਰ ਜੀਵੈ ਮਰੀਆ ਤਿੰਨ ਹੋ ਗਏ ਨਾ ਮਾਰੇ ਪਹਿਲਾਂ ਆਪਣਾ ਮਨ ਮਾਰੇ ਫਿਰ ਅੰਦਰ ਜੀਵਨ ਰੋ ਚੱਲਦੀ ਹੈ ਸੋ ਜੀਵਿਆ ਜਿਨ ਮਨ ਵਸਿਆ ਸੋਏ ਫਿਰ ਅੰਦਰ ਜੀਵਨ ਮਿਲਦਾ ਅੰਦਰਲਾ ਜੀਵਨ ਆਤਮਿਕ ਜੀਵਨ ਮਿਲਦਾ ਫਿਰ ਰਵੇ ਮਰਿਆ ਵਾਂਗੂ ਹੀ ਮਰ ਜੀਵੈ ਮਰ ਜੀਵੈ ਮਰੀਆ ਜਦੋਂ ਕੁਝ ਪ੍ਰਾਪਤ ਕਰ ਲਵੇ ਕੁਝ ਬਣ ਕੇ ਨਾ ਬੈਠੇ ਜਦੋਂ ਅੰਦਰ ਕੁਝ ਪ੍ਰਾਪਤ ਕਰ ਲਵੇ ਫਿਰ ਕੁਝ ਬਣ ਕੇ ਨਾ ਬਵੇ ਆਪਣੇ ਆਪ ਨੂੰ ਮਰਿਆ ਵਾਂਗੂ ਹੀ ਰੱਖੇ ਹੁਣ ਮਰੇ ਦੀ ਮਰੇ ਦੀ ਇੱਛਾ ਨਹੀਂ ਹੁੰਦੀ ਕਿ ਕੋਈ ਮੇਰੀਆਂ ਲੱਤਾਂ ਕੁੱਟੇ ਇਹ ਨਾ ਨਾ ਹੋਵੇ ਵੀ ਬੰਦਾ ਕੁਝ ਪ੍ਰਾਪਤ ਕਰਕੇ ਮੁੜ ਕੇ ਕਿਵੇਂ ਹੁਣ ਮੇਰੀ ਲੱਤਾਂ ਕੁੱਟੋ ਹੁਣ ਮੇਰੀ ਬੱਲੇ ਬੱਲੇ ਕਰੋ ਹੁਣ ਮੇਰੀ ਸੋਭਾ ਕਰੋ ਲਾਸ਼ ਵਾਂਗੂ ਬਣਿਆ ਰਵੇ ਕੋਈ ਨਿੰਦਿਆ ਕਰੀ ਜਾਏ ਕੋਈ ਉਸਤਤ ਕਰੀ ਜਾਏ ਕੋਈ ਮਾੜਾ ਕਹੀ ਜਾਏ ਕੋਈ ਚੰਗਾ ਕਹੀ ਜਾਏ ਕਿਸੇ ਦੀ ਪਰਵਾਹ ਨਾ ਕਰੇ ਸੋ ਇਸ ਕਰਕੇ ਬੜੇ ਪਿਆਰ ਨਾਲ ਐਦਕੀ ਸਾਡੇ ਜਥੇ ਦੇ ਮੈਂਬਰ ਵੀ ਜਾਂ ਇੱਥੋਂ ਦੇ ਸਾਰੇ ਸੇਵਾਦਾਰ ਦੋ ਤਿੰਨ ਦਿਨਾਂ ਤੋਂ ਲੱਗੇ ਸੀ ਕਹਿੰਦੇ ਅੱਜ ਐਦਕੀ ਆਪਾਂ ਇਹਦੇ ਵਿੱਚ ਦੀਵਾਨ ਲਾਣਾ ਸੋ ਐਦਕੀ ਤਾਂ ਕਰਕੇ ਇਹ ਅਜੇ ਬਿਲਡਿੰਗ ਜਿਹੜੀ ਹੈ ਕੰਪਲੀਟ ਹੋ ਰਹੀ ਹੈ ਦਾ ਕੰਮ ਚੱਲਦਾ ਹੈ ਪਰ ਇਦਾਂ ਹੀ ਅਜੇ ਮਿਸਤਰੀ ਲੱਗੇ ਹੋਏ ਆ ਪਰ ਇਹਨੂੰ ਤਿਆਰ ਕਰਕੇ ਵੀ ਚਲੋ ਸੋਹਣਾ ਲੱਗੇ ਇੱਥੇ ਆਪਾਂ ਵਿਸਾਖੀ ਦਾ ਪੁਰਬ ਵਿਸਾਖੀ ਦਾ ਦਿਹਾੜਾ ਇਹ ਖਾਲਸੇ ਦਾ ਜਨਮ ਦਿਨ ਇਹ ਆਪਣਾ ਸਾਡਾ ਇਹ ਸਾਡਾ ਜਿਹੜੇ ਜਿੰਨੇ ਆਪਾਂ ਅੰਮ੍ਰਿਤਧਾਰੀ ਸਿੰਘ ਆ ਇਹ ਸਾਡਾ ਇਹ ਜਨਮ ਦਿਨ ਹੈ ਸਾਨੂੰ ਪਤਾ ਹੈ ਖਾਲਸੇ ਦਾ ਇਹ ਪ੍ਰਕਾਸ਼ ਦਿਹਾੜਾ ਹੈ ਜਨਮ ਦਿਹਾੜਾ ਇਹ ਖਾਲਸੇ ਦੀ ਸਿਰਜਣਾ ਦਿਵਸ ਹੈ ਇਹ ਗੁਣਤੰਤਰ ਦਿਵਸ ਹੈ ਇਹ ਜਿਵੇਂ ਗਣਤੰਤਰ ਹੈ ਗੁਣਤੰਤਰ ਹੈ ਗੁਰੂ ਸਾਹਿਬ ਨੇ ਸਾਨੂੰ ਗੁਣਾਂ ਦੇ ਆਧਾਰ ਤੇ ਚੋਣ ਕਰਨ ਦੀ ਜਾਚ ਸਿਖਾਈ ਪਤਾ ਕਿਵੇਂ ਸੁਣਿਓ 1 ਮਿੰਟ ਨੋਟ ਕਰ ਲਿਓ ਆਗੂ ਲੀਡਰ ਜਿਵੇਂ ਲੀਡਰ ਨਹੀਂ ਜਿਵੇਂ ਕਹਿੰਦੇ ਜਿਵੇਂ ਹੁਣ ਕੱਲ ਆਪਾਂ ਕਹਿੰਦੇ ਬਾਦਲ ਤੇਰੀ ਸੋਚ ਤੇ ਕੇਜਰੀਵਾਲ ਤੇਰੀ ਸੋਚ ਤੇ ਕੈਪਟਨ ਤੇਰੀ ਸੋਚ ਤੇ ਇਹ ਕੱਲ ਕਹਿੰਦੇ ਨਾ ਗੁਰੂ ਗੋਬਿੰਦ ਸਿੰਘ ਕਹਿੰਦੇ ਲੀਡਰ ਚੁਣਨ ਦੀ ਵਿਧੀ ਦੱਸਾਂ ਨੋਟ ਕਰਿਓ ਜਰਾ ਜਿੰਨੇ ਨੋਟ ਕਰਿਓ ਲੀਡਰ ਚੁਣਨ ਦੀ ਮੈਂ ਤੁਹਾਨੂੰ ਵਿਧੀ ਸਿਖਾ ਚੱਲਿਆ ਮੈਂ ਇਹਨਾਂ ਪੰਜਾਂ ਨੂੰ ਆਗੂ ਬਣਾ ਲਿਆ ਆ ਪੰਜ ਮੈਂ ਸਟੇਜ ਤੇ ਲੈ ਆਂਦੇ ਨੇ ਹੁਣ ਇਹਨਾਂ ਦੀ ਕੁਆਲੀਫਿਕੇਸ਼ਨ ਕੀ ਹੈ ਜੀ ਇਹ ਜਿਹੜੇ ਮੈਂ ਪੰਜ ਸਟੇਜ ਤੇ ਲਿਆਂਦੇ ਨੇ ਇਹਨਾਂ ਦੀ ਕੁਆਲੀਫਿਕੇਸ਼ਨ ਕੀ ਹੈ ਇਹਨਾਂ ਦੀ ਪੜ੍ਹਾਈ ਕੀ ਹੈ ਜਿਹੜੀ ਪੜ੍ਹਾਈ ਮੈਂ ਵੇਖੀ ਹੈ ਇਹੀ ਪੜ੍ਹਾਈ ਮੁੜ ਕੇ ਤੁਸੀਂ ਵੇਖਿਓ ਖਾਲਸਾ ਜੀ ਮੈਂ ਤੁਹਾਨੂੰ ਆਗੂ ਚੁਣ ਕੇ ਆਗੂ ਚੁਣਨ ਦੀ ਜਾਂਚ ਸਿਖਾ ਚੱਲਿਆ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਸਿਰਜਣਾ ਦਿਵਸ ਤੇ ਸਾਨੂੰ ਪੰਜ ਬੰਦੇ ਚੁਣ ਕੇ ਚੁਣਨ ਦੀ ਜਾਂਚ ਸਿਖਾਈ ਗੁਰੂ ਗੋਬਿੰਦ ਸਿੰਘ ਨੇ ਕੁਆਲੀਫਿਕੇਸ਼ਨ ਕੀ ਵੇਖੀ ਪੜ੍ਹਾਈ ਕੀ ਵੇਖੀ ਕਹਿੰਦੇ ਇਹ ਉਹ ਪੰਜ ਨੇ ਬੋਲੋ ਇਹ ਇਹ ਉਹ ਪੰਜ ਨੇ ਜਿਹਨੇ ਜਿਨ੍ਹਾਂ ਨੇ ਜਿਨ੍ਹਾਂ ਨੇ ਆਪਣੀ ਜਾਨ ਨਾਲੋਂ ਵੱਧ ਕੇ ਧਰਮ ਨੂੰ ਪਿਆਰ ਕੀਤਾ ਆਖੋ ਸਤਨਾਮ ਫਿਰ ਸੁਣੋ ਇਹ ਉਹ ਪੰਜ ਨੇ ਜੀ ਜਿਹੜੇ ਉੱਠ ਕੇ ਆਏ ਸੀ ਮਰਦ ਸੀਸ ਹਾਜ਼ਰ ਹੈ ਮੇਰਾ ਸੀਸ ਹਾਜ਼ਰ ਹੈ ਇਹ ਉਹ ਪੰਜ ਨੇ ਜਿਹੜੇ ਸੀਸ ਭੇਟ ਕਰਨ ਆਏ ਨੇ ਇਹਨਾਂ ਪੰਜਾਂ ਨੇ ਆਪਣੀ ਜਾਨ ਤੋਂ ਵੱਧ ਕੇ ਆਪਣੇ ਸਿਰ ਤੋਂ ਜ਼ਿਆਦਾ ਧਰਮ ਨਾਲ ਪਿਆਰ ਕੀਤਾ ਤਲਵਾਰ ਦੇ ਅੱਗੇ ਸਿਰ ਧਰਨ ਲਈ ਆ ਗਏ ਲੋ ਲੀਡਰ ਚੁਣਨ ਦੀ ਜਾਂਚ ਸਿਖਾਤੀ ਜਿਹੜਾ ਬੰਦਾ ਜਿਹੜਾ ਬੰਦਾ ਧਰਮ ਤੋਂ ਵੱਧ ਕੇ ਜਾਨ ਤੋਂ ਵੱਧ ਕੇ ਧਰਮ ਨੂੰ ਸਮਝੇਗਾ ਧਰਮ ਵਾਸਤੇ ਮਰ ਮਿਟਣ ਲਈ ਕੁਰਬਾਨ ਹੋ ਸਕਦਾ ਹੈ ਜਿਹੜਾ ਗੁਰੂ ਗੋਬਿੰਦ ਸਿੰਘ ਕਹਿੰਦੇ ਉਹਨੂੰ ਆਪਣਾ ਆਗੂ ਮੰਨ ਲਿਓ ਉਹਨੂੰ ਆਪਣਾ ਆਗੂ ਇਹ ਤਰੀਕਾ ਵੇਖੋ ਚੁਣ ਕੇ ਵਿਖਾਇਆ ਸਾਨੂੰ ਜਾਚ ਸਿਖਾਈ ਤੇ ਮੈਨੂੰ ਤੁਸੀਂ ਦੱਸੋ ਜੀ ਅੱਜ ਜਿਹੜੇ ਸਾਡੇ ਧਰਮ ਦੇ ਆਗੂ ਨੇ ਕੀ ਉਹ ਧਰਮ ਨੂੰ ਆਪਣੀ ਜਾਨ ਤੋਂ ਵੱਧ ਕੇ ਪਿਆਰ ਕਰਦੇ ਆ ਧਰਮ ਨੂੰ ਆਪਣੀ ਜਾਨ ਤੋਂ ਵੱਧ ਕੇ ਪਿਆਰ ਕਰਦੇ ਆ ਉਹ ਪੰਜਾਂ ਨੇ ਪਿਆਰ ਕੀਤਾ ਧਰਮ ਨੂੰ ਆਪਣੀ ਜਾਨ ਤੋਂ ਵੱਧ ਕੇ ਤੇ ਗੁਰੂ ਗੋਬਿੰਦ ਸਿੰਘ ਨੇ ਇਹ ਗਣਤੰਤਰ ਦਿਵਸ ਬਣਾ ਦਿੱਤਾ ਇਹ ਪੰਜਾਂ ਨੂੰ ਚੁਣ ਕੇ ਸਾਨੂੰ ਲੀਡਰ ਬਣਾਉਣ ਦੀ ਆਗੂ ਬਣਾਉਣ ਦੀ ਜਾਂਚ ਸਿਖਾਤੀ ਸੋ ਇਸ ਕਰਕੇ ਆਓ ਸਾਰਾ ਭਲਾ ਹੋਵੇ ਬੜੀ ਵੱਡੀ ਗੱਲ ਹੈ ਅਰਦਾਸਾਂ ਕਰਦੇ ਆ ਆਗੂ ਦੀ ਲੋੜ ਪਵੇ ਪਰ ਤੁਸੀਂ ਕਿਸੇ ਕਿਸੇ ਨਾ ਕਿਸੇ ਪਰਿਵਾਰ ਦੇ ਆਗੂ ਹੋ ਹੁਣ ਆਗੂ ਦੀ ਨਲਾਇਕੀ ਦੀ ਗੱਲ ਕਰ ਲਓ ਸੁਣੋ ਇੱਕ ਤੇ ਆਗੂ ਹੈ ਨਾ ਉੱਥੇ ਨਲਾਇਕ ਹੈ ਨਲਾਇਕ ਆਗੂ ਸਾਨੂੰ ਮਿਲਦੇ ਆ ਪਰ ਆਪਣੇ ਪਰਿਵਾਰ ਦੇ ਆਗੂ ਹੋ ਤੁਸੀਂ ਘਰਾਂ 'ਚ ਸੋਹਣੇ ਆਗੂ ਬਣੋ ਅਗਵਾਈ ਕਰੋ ਆਪਣੇ ਪਰਿਵਾਰ ਨੂੰ ਚੰਗੀ ਸਿੱਖਿਆ ਦਿਓ ਗੁਰਮਤ ਨਾਲ ਜੋੜੋ ਇਸ ਕਰਕੇ ਭਾਈ ਸੋ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸੰਭਾਲੈ ਕਿੱਥੋਂ ਅੱਗੇ ਕਿਤੇ ਚੱਲਿਆ ਸੀ ਆਪ ਛੱਡ ਸਦਾ ਰਹੇ ਪਰਣ ਗੁਰ ਬਿਨ ਅਵਰਨਾ ਜਾਣੈ ਕੋਏ ਗੁਰੂ ਬਿਨਾ ਕਿਸੇ ਦੂਜੇ ਤੀਜੇ ਨੂੰ ਨਾ ਜਾਣੈ ਤੇ ਲਾਸਟ ਪੰਕਤੀ ਕੀ ਹੈ ਬੋਲ ਕੇ ਪੜ੍ਹ ਦੇ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ ਬਸ ਉਹ ਸਨਮੁਖ ਹੋ ਗਿਆ ਸੋ ਸਿੱਖ ਸਨਮੁਖ ਹੋਏ ਕਿਹੜਾ ਜਿਹੜਾ ਗੁਰੂ ਦੇ ਬਚਨਾਂ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਰੱਖੇ ਇਸ ਕਰਕੇ ਆਓ ਜੀ ਸਾਰੀ ਸੰਗਤ ਦਾ ਬਹੁਤ ਧੰਨਵਾਦ ਜਿਨ੍ਹਾਂ ਜਿਨ੍ਹਾਂ ਨੇ ਦੂਰੋਂ ਨੇੜਿਓਂ ਹਾਜ਼ਰੀ ਭਰੀ ਤੇ ਅੱਜ ਵਾਲੇ ਦਿਨ ਤੇ ਗੱਲ ਦਿਮਾਗ 'ਚ ਪੱਕੀ ਵਾ ਕੇ ਜਾਈਏ ਸਤਗੁਰ ਦੇ ਪਿਆਰਿਆ ਮਰਨੋਂ ਨਾ ਡਰਿਆ ਕਰ ਤੂੰ ਸਤਿਗੁਰ ਦੇ ਪਿਆਰਿਆ ਮਰਨੋਂ ਨਾ ਡਰਿਆ ਕਰ ਤੂੰ ਦੇ ਪਿਆਰਿਆ ਦੇ ਪਿਆਰਿਆ ਨਾ ਡਰਿਆ ਕਰ ਤੂੰ ਸਤਿਗੁਰ ਦੇ ਪਿਆਰਿਆ ਗੱਜ ਕੇ ਗੱਜ ਕੇ ਸੁਸਤੀ ਨਾ ਪੈਣ ਦਿਓ ਜੋ ਕੁਝ ਗੁਰਬਾਣੀ ਆਖੇ ਸੋਈ ਸੋਈ ਕਰਿਆ ਕਰ ਤੂੰ ਜੋ ਕੁਝ ਗੁਰਬਾਣੀ ਆਖੇ ਸੋਈ ਸੋਈ ਕਰਿਆ ਕਰ ਤੂੰ ਜੋ ਕੁਝ ਗੁਰਬਾਣੀ ਆਖੇ ਸੋਈ ਸੋਈ ਕਰਿਆ ਜੋ ਕੁਝ ਗੁਰਬਾਣੀ ਆਖੇ ਸੋਈ ਸੋਈ ਕਰਿਆ ਜੋ ਕੁਝ ਗੁਰਬਾਣੀ ਆਖੇ ਜੋ ਕੁਝ ਗੁਰਬਾਣੀ ਆਖੇ ਕੋਈ ਕੋਈ ਕਰਿਆ ਕਰ ਤੂੰ ਲੋਕੀ ਤੈਨੂੰ ਮੋੜਨਗੇ ਸਤਗੁਰ ਨਾਲੋਂ ਤੋੜਨਗੇ ਲੋਕੀ ਤੈਨੂੰ ਮੋੜਨਗੇ ਸਤਗੁਰ ਨਾਲੋਂ ਤੋੜਨਗੇ ਲੋਕੀ ਤੈਨੂੰ ਮੋੜਨਗੇ ਸਤਗੁਰ ਨਾਲੋਂ ਤੋੜਨਗੇ ਵੇਲਾ ਫਿਰ ਹੱਥ ਨਹੀਂ ਵੇਲਾ ਫਿਰ ਹੱਥ ਨਹੀਂ ਆਉਣਾ ਵੇਲਾ ਫਿਰ ਹੱਥ ਨਹੀਂ ਆਉਣਾ ਆਲਸ ਨਾ ਕਰਿਆ ਕਰ ਤੂੰ ਸਤਿਗੁਰ ਦੇ ਪਿਆਰਿਆ ਪੜੋ ਸਤਿਗੁਰ ਦੇ ਪਿਆਰਿਆ ਮਰਨ ਨਾ ਚਰਿਆ ਕਰ ਤੂੰ ਸਤਿਗੁਰ ਦੇ ਪਿਆਰਿਆ ਸਾਰੇ ਬੋਲੋ ਸਤਿਗੁਰ ਦੇ ਵਾਹ ਤੇਰਾ ਕੋ ਜੋ ਕੁਝ ਗੁਰਬਾਣੀ ਆਖੇ ਸੋਈ ਸੋਈ ਕਰਿਆ ਕਰ ਤੂੰ ਜੋ ਕੁਝ ਗੁਰਬਾਣੀ ਆਖੇ ਸਾਰੇ ਬੋਲੋ ਸਾਰੇ ਜੋ ਕੁਝ ਗੁਰਬਾਣੀ ਆਖੇ ਸੋਈ ਸੋਈ ਕਰਿਆ ਕਰ ਤੂੰ ਜੋ ਕੁਝ ਗੁਰਬਾਣੀ ਆਖੇ ਓਏ ਵੇਲਾ ਫਿਰ ਹੱਥ ਨਹੀਂ ਆਉਣਾ ਆਲਸ ਨਾ ਕਰਿਆ ਕਰ ਤੂੰ ਵੇੜਾ ਵਿਰ ਹੱਥ ਨਹੀਂ ਆਉਣਾ ਆਲਸ ਨਾ ਸਤਗੁਰ ਦੇ ਪਿਆਰਿਆ ਪੜੋ ਹਾਂ ਸਤਗੁਰ ਦੇ ਪਿਆਰਿਆ ਮਨੋਂ ਤੋਂ ਡਰਿਆ ਕਰ ਤੂੰ ਫਿਰ ਸਤਗੁਰ ਦੇ ਪਿਆਰਿਆ ਜੋ ਕੁਝ ਗੁਰਬਾਣੀ ਆਖੇ ਸੋਈ ਸੋਈ ਕਰਿਆ ਕਰ ਤੂੰ ਜੋ ਕੁਝ ਗੁਰਬਾਣੀ ਆਖੇ ਸੋਈ ਸੋਈ ਕਰਿਆ ਕਰ ਤੂੰ ਓਏ ਵੇੜਾ ਫਿਰ ਹੱਥ ਨਹੀਂ ਆਉਣਾ ਆਲਸ ਨਾ ਕਰਿਆ ਖੜੋ ਵੇੜਾ ਫਿਰ ਹੱਥ ਨਹੀਂ ਆਉਣਾ ਆਲਸ ਨਾ ਕਰਿਆ ਕਰ ਤੂੰ ਸਤਗੁਰ ਦੇ ਪਿਆਰਿਆ ਮਰਨੋ ਨਾ ਡਰਿਆ ਗੱਜ ਕੇ ਸਤਿਗੁਰ ਦੇ ਪਿਆਰਿਆ ਸਤਗੁਰ ਨਾ ਡਰਿਆ ਕਰ ਸਤਿਗੁਰ ਨਾਲ ਨਿਭ ਜਾਏ ਸਤਿਗੁਰ ਨਾਲ ਬਣੀ ਰਵੇ ਇੱਥੇ ਹੀ ਸੁਖ ਹੈ ਪਤੀ ਪਤਨੀ ਦੋਵੇਂ ਸਤਗੁਰੂ ਨਾਲ ਜੁੜੇ ਹੋਣ ਤੇ ਲੜਾਈ ਕਾਦੀ ਜੈ ਹਰ ਸਿਮਰਨ ਭਇਆ ਤੈ ਉਪਾਦ ਗਤ ਕੀਨੀ ਉਪਾਦੀਆਂ ਗਤੀ ਕਰ ਜਾਂਦੀਆਂ ਬੇਇਤਫਾਕੀਆਂ ਭੱਜ ਜਾਂਦੀਆਂ ਜਿੱਥੇ ਪਤੀ ਪਤਨੀ ਵਿੱਚ ਗੁਰਮਤ ਹੋਵੇ ਅੱਜ ਘਰ ਘਰ ਲੜਾਈਆਂ ਨੇ ਆ ਪਰਸੋਂ ਚੌਥੇ ਇੱਕ ਪਰਿਵਾਰ ਮਿਲਿਆ ਹਾਸੇ ਨਾਲ ਹੀ ਕਹਿਤਾ ਮੈਂ ਤੇ ਵੈਸੇ ਇਦਾਂ ਦੀ ਗੱਲ ਕਦੇ ਕਹੀ ਮੈਂ ਉਦਾਂ ਹੀ ਕਹਿਤਾ ਮੈਂ ਕਿਹਾ ਥੋੜਾ ਚਿਰ ਹੀ ਹੋਇਆ ਜੇ 6-7 ਮਹੀਨੇ ਵਿਆਹ ਨੂੰ ਸਾਡੇ ਜਾਣ ਪਛਾਣ ਵਾਲੇ ਨੇ ਤਾਂ ਹੀ ਮੈਂ ਹੱਸ ਕੇ ਗਏ ਮੈਂ ਕਿਹਾ ਤੁਹਾਡੀ ਜੋੜੀ ਤੇ 7 ਜਨਮ ਬਣੀ ਰਵੇ ਕਹਿੰਦੇ ਬਾਬਾ ਜੀ ਐਦ ਕੀ ਲੰਘ ਜਾਏ ਉਹ ਸ਼ੁਕਰ ਹੈ ਤੁਸੀਂ 7 ਜਨਮ ਅਸੀਂ ਕੀ ਸਾਹ ਔਖਾ ਹੋਇਆ ਵਾ ਜਾਨ ਨਿਕਲ ਨੂੰ ਫਿਰਦੀ ਸੱਤ ਇਹ ਨਾ ਕਹਿੰਦੇ ਕਉ ਸੱਤ ਜਨਮ ਇਹ ਤੇ ਕੀ ਮਸਾ ਸ਼ੁਕਰ ਕਰੋ ਕਿ ਸੱਤ ਜਨਮ ਇਹ ਮੁੜ ਕੇ ਮਿਲੇਗੀ ਮੈਨੂੰ ਕਹਿੰਦਾ ਇਹ ਮੁੜ ਕੇ ਬੀਬੀ ਨੇ ਜਦੋਂ ਇਹ ਗੱਲ ਕਹੀ ਨਾ ਵੀ ਸੱਤ ਜਨਮ ਮੁੜ ਕੇ ਨਾ ਮੈਨੂੰ ਹੀ ਪਤਾ ਮੈਂ ਕਿਵੇਂ ਕੱਟ ਔਖਾ ਕੱਟੇ ਉਹਦੇ ਵੱਲ ਘੂਰ ਘੂਰ ਕੇ ਵੇਖੇ ਵੀ ਤੂੰ ਐਉਂ ਕਿਉਂ ਬੋਲਦੀ ਐ ਮੈਂ ਕਿਹਾ ਤੇਰੀਆਂ ਅੱਖਾਂ ਹੀ ਦੱਸਦੀਆਂ ਨੇ ਵਿਚਾਰੀ ਸੱਚੀ ਰੋਂਦੀ ਐ ਇਸ ਕਰਕੇ ਭਾਈ ਅੱਜ ਕੱਲ ਇਹ ਰਿਸ਼ਤੇ ਜਿਹੜੇ ਆ ਨਾ ਰਿਸ਼ਤਿਆਂ 'ਚ ਪਿਆਰ ਕਿਉਂ ਨਹੀਂ ਗੁਰਬਾਣੀ ਨਹੀਂ ਸਾਡੇ ਵਿੱਚ ਇੱਕ ਦਾ ਮੂੰਹ ਉਧਰ ਇੱਕ ਦਾ ਇੱਕ ਗੁੱਗੇ ਜਾਂਦੀ ਹੈ ਇੱਕ ਗੁਰਦੁਆਰੇ ਜਾਂਦਾ ਹੈ ਇੱਕ ਗੁਰਦੁਆਰੇ ਜਾਂਦਾ ਉਹ ਗੁੱਗੇ ਦੇ ਜਾਂਦੀ ਹੈ ਤੇ ਕਿਵੇਂ ਪਿਆਰ ਪੈ ਜਾਏਗਾ ਪਤੀ ਦਾ ਪਿਆਰ ਵੀ ਗੁਰਬਾਣੀ ਨਾਲ ਪਤੀ ਦਾ ਪਿਆਰ ਪਤਨੀ ਦਾ ਵੀ ਪਿਆਰ ਗੁਰਬਾਣੀ ਨਾਲ ਦੋਵੇਂ ਗੁਰਬਾਣੀ ਨੂੰ ਬੇਸ ਬਣਾ ਕੇ ਆਪਣੀ ਜ਼ਿੰਦਗੀ 'ਚ ਆਧਾਰ ਬਣਾ ਕੇ ਚੱਲਣਗੇ ਤੇ ਕਿਵੇਂ ਰੌਲਾ ਪੈ ਜਾਏਗਾ ਭਾਈ ਬੇਅਤ ਪਾਕੀਆਂ ਕਿਵੇਂ ਰਹਿ ਜਾਣਗੀਆਂ ਘਰਾਂ ਵਿੱਚ ਇਸ ਕਰਕੇ ਆਓ ਆਪਾਂ ਗੁਰਬਾਣੀ ਨਾਲ ਸਤਿਗੁਰੂ ਨਾਲ ਸਾਡੀ ਨਿਭ ਜਾਵੇ ਬਾਣੀ ਨਾਲ ਜੁੜੇ ਰਹੀਏ ਮਨ ਸ਼ਾਂਤ ਕਰ ਰੱਖੀਏ ਚੜ੍ਹਦੀ ਕਲਾ ਵਾਲਾ ਜੀਵਨ ਬਣਾ ਕੇ ਰੱਖੀਏ ਆਓ ਜੀ ਸਾਰੀ ਸੰਗਤ ਦਾ ਧੰਨਵਾਦ ਸਾਰੇ ਸਾਡੇ ਜਿੰਨੇ ਪ੍ਰਚਾਰਕ ਵੀਰ ਭਾਈ ਅਤਿੰਦਰਪਾਲ ਸਿੰਘ ਜੀ ਭਾਈ ਸੁਰਿੰਦਰ ਸਿੰਘ ਜੀ ਕਥਾਵਾਚਕ ਨੇ ਜਿਹੜੇ ਇਸੇ ਤਰ੍ਹਾਂ ਭਾਈ ਸ਼੍ਰੋਮਨਦੀਪ ਸਿੰਘ ਕਥਾਵਾਚਕ ਭਾਈ ਬਿਆੰਤ ਸਿੰਘ ਜੀ ਇਸੇ ਤਰ੍ਹਾਂ ਬਾਬਾ ਗੁਰਜੀਤ ਸਿੰਘ ਜੀ ਹਰੀਗੜ ਵਾਲੇ ਬਾਬਾ ਧਰਮਵੀਰ ਸਿੰਘ ਜੀ ਘਰਾਂਗਣੇ ਵਾਲੇ ਬਾਬਾ ਭੁਪਿੰਦਰ ਸਿੰਘ ਜੀ ਖਾਸੀ ਕਲਾਂ ਵਾਲੇ ਇਸੇ ਤਰ੍ਹਾਂ ਮਾਛੀਵਾੜੇ ਵਾਲੇ ਭਾਈ ਸਾਹਿਬ ਜਸਵਿੰਦਰ ਸਿੰਘ ਜੀ ਭਾਈ ਜਸਵਿੰਦਰ ਸਿੰਘ ਜੀ ਮਾਛੀਵਾੜੇ ਵਾਲੇ ਸਾਰੇ ਹੀ ਜਿੰਨੇ ਜਥੇ ਜਿੰਨੇ ਮੇਰੇ ਨਾਲ ਪੂਰਾ ਸਾਥ ਦਿੰਦੇ ਆ ਤੇ ਇਸੇ ਤਰ੍ਹਾਂ ਬਾਬਾ ਨਰਿੰਦਰ ਸਿੰਘ ਜੀ ਆਏ ਅੱਜ ਲੋਹਰਾ ਸਾਹਿਬ ਤੋਂ ਆਏ ਜੀ ਆਇਆਂ ਨੂੰ ਇਸੇ ਤਰ੍ਹਾਂ ਬਾਬਾ ਬਲਕਾਰ ਸਿੰਘ ਜੀ ਮੂੰਡ ਖੇੜੇ ਤੋਂ ਬਾਬਾ ਜਸਵੀਰ ਸਿੰਘ ਜੀ ਰਖੜੇ ਤੋਂ ਆਏ ਆ ਬਾਬਾ ਸੁਰਜੀਤ ਸਿੰਘ ਜੀ ਆਏ ਹੋਏ ਨੇ ਇਸੇ ਤਰ੍ਹਾਂ ਬਾਬਾ ਜੀ ਆਪਣੇ ਕਸ਼ਮੀਰ ਸਿੰਘ ਜੀ ਜੋ ਕਿ ਕਰਨਾਲ ਤੋਂ ਆਏ ਨੇ ਸਾਰਿਆਂ ਦਾ ਇੰਨਿਆਂ ਸਾਲਾਂ ਤੋਂ ਜਿਹੜੇ ਆਉਂਦੇ ਹੀ ਐ ਸੰਗਰਾ ਦੀਵਾਨ ਦੇ ਉੱਤੇ ਜਦੋਂ ਵੀ ਪ੍ਰੋਗਰਾਮ ਹੁੰਦਾ ਮੇਰੇ ਨਾਲ ਸਾਥ ਦਿੰਦੇ ਐ ਸਭ ਦਾ ਧੰਨਵਾਦ ਆਓ ਜੀ ਮੈਂ ਆਪਣੇ ਸਭ ਵੀਰਾਂ ਨੂੰ ਕਹਿੰਦਾ ਵੀ ਆਓ ਰੁਮਾਲਾਂ ਛੱਡੋ ਹੁਣ ਦਸਤਾਰਾਂ ਬੰਨਣੀਆਂ ਸ਼ੁਰੂ ਕਰੋ ਅਸੀਂ ਫਿਰ ਚਾਹ ਨਾਲ ਕਹੀਏ ਬਾਜਾਂ ਵਾਲਿਆ ਕਦੀ ਨੀਲੇ ਤੇ ਸਵਾਰ ਹੋ ਕੇ ਸਾਡੇ ਘਰ ਆ ਕੇ ਵੇਖ ਤੇਰਾ ਖਾਲਸਾ ਤੇਰੇ ਸਿੱਖ ਸਵੇਰੇ ਉੱਠਦੇ ਨੇ ਗੁਰਬਾਣੀ ਪੜ੍ਹਦੇ ਨੇ ਨਿਤਨੇਮ ਕਰਦੇ ਨੇ ਸਾਡੇ ਘਰ 'ਚ ਓ ਵੇਖੋ ਜੀ ਗੁਰਬਾਣੀ ਦੇ ਭਾਗ ਪਏ ਆ ਪੋਥੀਆਂ ਪਈਆਂ ਨੇ ਸੱਚੇ ਪਾਤਸ਼ਾਹ ਸੀ ਗੁਰਬਾਣੀ ਪੜ੍ਹਨੇ ਆ ਇੱਥੇ ਸ਼ਰਾਬਾਂ ਨਹੀਂ ਪਈਆਂ ਸੱਚੇ ਪਾਤਸ਼ਾਹ ਇੱਥੇ ਕੋਈ ਇਹੋ ਜੀ ਚੀਜ਼ ਨਹੀਂ ਪਈ ਜਿਹੜੀ ਗੁਰਮਤ ਤੋਂ ਉਲਟ ਹੋਵੇ ਆਓ ਸਾਡੇ ਘਰ ਆ ਕੇ ਵੇਖੋ ਸਾਡੇ ਘਰਾਂ 'ਚ ਨਾਟਕ ਚੇਟਕ ਨਹੀਂ ਚੱਲਦੇ ਸਾਡੇ ਘਰਾਂ ਦੇ ਵਿੱਚ ਗਾਉਣ ਵਾਲਿਆਂ ਦੇ ਕੈਸਟਾਂ ਨਹੀਂ ਪਈਆਂ ਸਾਡੀਆਂ ਗੱਡੀਆਂ 'ਚ ਆ ਕੇ ਵੇਖੋ ਗੁਰਬਾਣੀ ਚੱਲਦੀ ਏ ਅਸੀਂ ਗੁਰਬਾਣੀ ਨਾਲ ਜੁੜੇ ਹੋਏ ਹਾਂ ਚਾਹ ਆ ਗੁਰੂ ਗੋਬਿੰਦ ਸਿੰਘ ਨੂੰ ਸਾਡੇ ਵੱਲ ਵੇਖ ਕੇ ਆਓ ਪਿਆਰਿਓ ਉਹ ਕਿਤੇ ਨਹੀਂ ਗਏ ਸ਼ਬਦ ਰੂਪ ਨੇ ਉਹ ਜੇ ਗੁਰੂ ਤੇ ਗਿਆਨ ਰੂਪ ਹੀ ਹੁੰਦਾ ਹੈ ਸੋ ਸ਼ਬਦ ਸਰਬ ਵਿਆਪੀ ਹੈ ਪਰਮਾਤਮਾ ਸਰਬ ਵਿਆਪਕ ਹੈ ਉਹ ਸਦਾ ਹੀ ਸਾਡੇ ਕੋਲ ਨੇ ਸਦਾ ਹੀ ਸਾਨੂੰ ਵੇਖਦੇ ਨੇ ਬੇਖਤ ਸੁਨਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੀ ਆਓ ਗੱਜ ਕੇ ਅਨੰਦ ਸ਼ਬਦ ਬੋਲੋ ਕੋਈ ਰਸਨਾ ਵਾਂਝੀ ਨਾ ਰਵੇ ਗੁਰੂ ਜੀ ਅੱਗੇ ਅੱਗੇ ਜਾਣਗੇ ਭਾਈ ਫੇਰ ਚੱਲਦੇ ਬਹੁਤ ਪਿਆਰ ਨਾਲ ਹਾਜ਼ਰੀ ਭਰੀਏ ਬਸ 5-4 ਮਿੰਟ ਹੋਰ ਬਹਿ ਜਾਓ ਸਾਰੀ ਸੰਗਤ ਦਾ ਧੰਨਵਾਦ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵਕਦਾ ਭਲਾ ਤੇਰੇ ਭਾਣੇ ਵਕਦਾ ਭਲਾ ਤੇਰੇ ਭਾਣੇ ਸਰਬੱਤ ਦਾ ਭਲਾ ਸਰਬੱਤ ਦਾ ਭਲਾ ਰਾਮਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਮੁਕਤਾ ਪਾਇਆ ਮੈਂ ਸੇਤੀ ਅੰਗਿਆ ਪਾਇਆ ਨਾਗ ਰਤਨ ਪਰਵਾਰ ਪਰਿਓ ਸ਼ਬਦ ਗਾਵਣ ਆਇਆ ਤੋ ਤਨ ਹੋਰੀ ਕੇ ਰਾਮ ਪਤਨੀ ਸਾਇਆ ਕਹਿ ਨਾਨਕ ਅਨੰਤ ਹੋਆ ਸਤਿਗੁਰੂ ਮੈਂ ਪਾਉ ਤੇਰੇ ਆਤੂ ਕਰੋ ਅਰਮਾਨ ਹਰ ਨਾਲ ਰਹੋ ਤੂੰ ਮਨ ਮੇਰੇ ਦੋਸ ਸਭ ਵਿਸਾਰਣਾ ਕਾਰੋ ਕਰੇ ਤੇਰਾ ਕਾਜ ਪਰਸਵਾਰਣਾ ਸਭ ਨਾ ਕਲਾ ਸਮਰਤ ਸੁਆਮੀ ਸੋ ਕਿਉ ਮਨੋ ਪਸਾਰ ਨਾਲ ਮਾਰੇ ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰਾ ਉਹ ਘਰ ਤੇਰਾ ਸਭ ਕੁਝ ਹੈ ਤੇਰੇ ਸੋਪਾ ਸਦਾ ਸਿਮਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਨ ਕੇ ਬਾਬੂ ਵਸਦਾ ਵਾਗੇ ਸਭ ਕਮੇ ਹੈ ਨਾਨਕ ਸੱਚੇ ਸਾਚਾ ਕਿਆ ਨਹੀਂ ਘਰ ਰਹਿ ਸਾਚਾ ਆਪ ਆਇਆ ਨਾਨੋ ਮਾਤਾ ਮੇਰਾ ਘਰ ਤੇਰਾ ਕਰ ਸਾਥ ਸੁਖ ਮਨ ਆਏ ਬਸ ਜਿਨ ਇੱਛਾ ਸਭ ਪੁਜਾਰੀਆਂ ਆਤਮਾ ਦੇ ਕਾਗੁਰ ਵਿੱਚ ਹੋਏ ਮੈਂ ਰਤਿਆਰੀ ਮੈਂ ਹੈ ਨਾਨਕ ਸੁਣੋ ਸੰਤੋ ਸ਼ਬਦ ਕਰੋ ਪਿਆਰੋ ਸਾਚਾ ਆਇਆ ਤਾਰੂ ਆਗੇ ਘਰ ਸੁਭਾਗੇ ਸ਼ਬਦ ਵਾਜ ਕਲਾ ਜਿਤ ਕਰ ਧਾਰੀਆ ਹਰ ਗੁਣ ਤੁਮ ਵਾਜ ਕੀਤੇ ਹਰ ਸਤ ਕਰਮ ਪਾਇਆ ਤੁਧ ਜਿਨ ਕਹੋ ਸੇ ਨਾਮ ਹਰ ਕਹਿ ਲਾਗੇ ਕਰਨੋ ਉਪਦੇਸ਼ ਕੋ ਆਖ ਸਬਦ ਸੁਣੋ ਅਨੰਤ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਆਪ ਜਨਮ ਕਰਵਾਇਆ ਤੇ ਸਤਿਗੁਰੂ ਗੁਰੋਗ ਸੰਤਾ ਪਿਉਤੇ ਸੁਣੀ ਸੱਚੀ ਬਾਣੀ ਸਤ ਸਾਜਨ ਪਏ ਸਰਸੇ ਸੁਣਤੇ ਪੁਨੀਤ ਤੇ ਸਤਿਗੁਰ ਰਹਿਆ ਕਰਮੂ ਮੇਰਾ ਮਾਤਾ ਧਰਤ ਮਹਤ ਆਪੇ ਸਾਈ ਆਇਆ ਹੈ ਚੰਗਿਆਈਆਂ ਮੁਰਿਆਈਆਂ ਵਾਜੇ ਧਰਮ ਹਦੂ ਸਰਬੀਆਂ ਕੋ ਆਪਣੇ ਸਤਿਗੁਰ ਜਿਨੀ ਰਾਤ ਤੇ ਆਇਆ ਜੈ ਬਸਤ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਿਆਨ ਦਿਓ ਮਨ ਸਮਝਾ ਰਹਾਓ ਹਰ ਕੀਰਤ ਕਲ ਜੁਗ ਪਦ ਉਤਮ ਹਰ ਪਾਈਐ ਸਤਗੁਰ ਮਾਜਾ ਹੋ ਬਲਿਹਾਰੀ ਸਤਗੁਰ ਆਪਣੇ ਜਿਨ ਗੁਪਤ ਨਾਮ ਪਰਗਾਜਾ ਦਰਸ਼ਨ ਸਾਧ ਮਿਲਿਓ ਵਡ ਭਾਗੀ ਸਭ ਕੇ ਲਬਿਕ ਗਏ ਗਵਾਜਾ ਸਤਗੁਰ ਸਾਹੋ ਪਾਇਆ ਵੱਡ ਦਾਣਾ ਹਰ ਕੀਏ ਬੋ ਗੁਣ ਸਾਂਝਾ ਜਿਨ ਤੋ ਕਿਰਪਾ ਕਰੀ ਜਗ ਜੀਵਨ ਹਾਰ ਉਰ ਧਾਰਿਓ ਮਨ ਮਾਜਾ ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ ਜਿਨ ਕੋ ਕਿਰਪਾ ਕਰੀ ਜਗ ਜੀਵਨ ਹਰ ਉਤਾਰਿਓ ਮਨ ਮਾਜਾ ਧਰਮ ਰੇ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ